ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਸੰਭਾਲੇ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈਣਾ ਸੰਭਾਲ ਲੈਣਾ ਸੰਭਾਲਣਾ ਨਹੀਂ ਹੁੰਦਾ ਸੰਭਾਲੇ ਪੱਬਾ ਹੈ ਨਹੀਂ ਵਿੱਚ ਮਿਸ਼ਨਰੀ ਵਾਲੇ ਸੰਭਾਲੇ ਪੜਨ ਲੱਗੇ ਪਤਾ ਨਹੀਂ ਕਿਉਂ ਪੜਨ ਲੱਗੇ ਪੱਬਾ ਹੈ ਹੀ ਨਹੀਂ ਵਿੱਚ ਸੰਭਾਲੇ ਚ ਪੱਬਾ ਬੋਲਦਾ ਸੰਭਾਲਣਾ ਹੋਰ ਚੀਜ਼ ਹੈ ਸੰਭਾਲੇ ਹੋਰ ਚੀਜ਼ ਹੈ ਸੰਭਾਲੇ ਲਫ਼ਜ਼ੇ ਲੱਗਾ ਹੈ ਸੋ ਨਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸਮਾਨ ਸਾਰਿਆਂ ਨਾਲ ਜੁੜਿਆ ਹੋਇਆ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ ਸ਼ਬਦ ਸਾਰਿਆਂ ਦੇ ਵਿੱਚ ਹੈ ਹੁਕਮ ਸਾਰਿਆਂ ਵਿੱਚ ਵਰਤਦਾ ਹੈ ਸਭ ਕੁਝ ਵਰਤੇ ਤੇਰਾ ਮਾਇਆ ਦੇ ਵਿੱਚ ਅਸੀਂ ਇੱਛਾ ਜੋ ਮਰਜ਼ੀ ਕਰੀਏ ਪਰ ਅਸੀਂ ਆਪਣੀ ਇੱਛਾ ਮੁਤਾਬਕ ਮਾਇਆ ਦੀ ਪ੍ਰਾਪਤੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਉਹਦੀ ਇੱਛਾ ਮੁਤਾਬਕ ਕਰਾਂਗੇ ਨਾ ਫਿਰ ਉਹਨਾਂ ਨੂੰ ਉਹਦੀ ਇੱਛਾ ਸਾਡੇ ਵਿੱਚ ਖੜੀ ਹੈ ਜੇ ਇੱਛਾ ਗੈਰ ਹਾਜ਼ਰ ਹੋਵੇ ਸਾਡੇ ਵਿੱਚੋਂ ਤਾਂ ਅਸੀਂ ਤਾਂ ਜੋ ਮਰਜ਼ੀ ਲੈ ਲਈਏ ਫਿਰ ਗੈਰ ਹਾਜ਼ਰ ਨਹੀਂ ਹੁੰਦੀ ਉਹ ਪਹਿਲਾਂ ਹੀ ਜਾਣ ਲੈਂਦਾ ਤੇਰੀ ਇੱਛਾ ਕੀ ਹੈ ਮੈਨੂੰ ਬੋਲੇ ਸਭ ਕੁਝ ਜਾਣਦਾ ਮੇਰੇ ਆ ਇੱਛਾ ਕੀਤੀ ਮੈਂ ਇਹਨੂੰ ਦੇਣੀ ਨਹੀਂ ਹੈ ਇਹਦੀ ਨਿਗਾਹ ਉੱਥੇ ਹੈ ਛਿੱਕੇ ਉੱਪਰ ਤੇਰੀ ਬਹੁਤ ਰੀਠ ਬਹੁਤ ਰੀਠ ਤੇਰੀ ਤਾਂ ਛਿੱਕੇ ਤੇ ਰੀਠ ਬਿੱਲੀ ਦਾ ਕਹਿੰਦੀ ਹੈ ਵੀ ਛਿੱਕੇ ਤਾਂ ਮੈਂ ਮਲਾਈ ਮੱਖਣੀ ਖਾ ਜਾ ਛਿੱਕੇ ਦਾ ਰੱਖਿਆ ਦੁੱਧ ਪੀ ਜਾਓ ਤਾਂ ਫੇਰਾ ਕਹਿੰਦੀ ਹੈ ਭਾਜੀ ਨੇ ਛਿੱਕਾ ਟੰਗਿਆ ਉੱਥੇ ਉਹਦੀ ਉਹ ਵੀ ਡੰਡਾ ਲਈ ਬੈਠਾ ਨਾ ਦਿੱਲੀ ਦੇ ਬਾਗਾਂ ਨੂੰ ਛੱਕਾ ਟੁੱਟ ਜਾ ਇਹ ਛੱਕਾ ਟੁੱਟਣ ਵਾਲਾ ਨਹੀਂ ਸਾਡਾ ਵਾਲਾ ਟੁੱਟ ਜਾਂਦਾ ਉਹ ਸਾਡਾ ਆਪਣਾ ਆਦਮੀ ਦਾ ਟੁੱਟ ਜਾਂਦਾ ਪਰ ਉਹਦਾ ਨਹੀਂ ਟੁੱਟਦਾ ਦਾ ਸੱਚ ਦਾ ਛੱਕਾ ਸਾਡਾ ਰਸੀਆ ਦਾ ਹੋਣਾ ਦਾ ਝੂਠ ਦਾ ਹੁੰਦਾ ਇਸ ਕਰਕੇ ਸਾਰਿਆਂ ਦੇ ਨਾਲ ਤੂੰ ਜੁੜਿਆ ਹੋਇਆ ਹੈ ਸਾਰਿਆਂ 'ਚ ਸਮਾਇਆ ਹੋਇਆ ਸਾਰਿਆਂ ਦੇ ਅੰਦਰ ਵਸਦਾ ਤੂੰ ਜਿੱਥੇ ਬੈਠ ਕੇ ਉਹ ਦਰ ਕਿਹੜਾ ਘਰ ਕਿਹੜਾ ਜਿਤ ਬਹਿ ਸਰਬ ਸਮਲੇ ਉਹ ਬਾਹਰ ਨਹੀਂ ਕਰ ਹੈ ਘਰ ਸਾਡੇ ਅੰਦਰ ਹੈ ਕਿਹੜੀ ਜਗ੍ਹਾ ਬੈਠਾ ਕੀ ਤਿਰਕੁੜੀ 'ਚ ਬੈਠਾ ਦਿਮਾਗ 'ਚ ਬੈਠਾ ਜਾਂ ਦਿਲ 'ਚ ਬੈਠਾ ਦੋਹਾਂ ਜੋ ਕਿਹੜਾ ਦਿਮਾਗ ਦਿਲ ਦਾ ਵਿਰੋਧ ਕਰਦਾ ਦਿਲ ਸਾਡੇ ਕੰਟਰੋਲ 'ਚ ਨਹੀਂ ਹੈ ਦਿਮਾਗ ਸਾਡੇ ਕੰਟਰੋਲ 'ਚ ਹੈ ਦਿਮਾਗ ਜਿਵੇਂ ਅਸੀਂ ਚਲਾਉਣਾ ਹੋਵੇ ਚੱਲਦਾ ਦਿਮਾਗ ਨੂੰ ਦਿਮਾਗ ਵਿੱਚ ਵਸਦਾ ਸ਼ੈਤਾਨ ਦਿਲ ਵਿੱਚ ਵਸਦਾ ਇਨਸਾਨ ਸ਼ੈਤਾਨ ਆਪਣਾ ਚਰਖਾ ਚਲਾਉਂਦਾ ਤਾਣਾ ਬਾਣਾ ਬੁਣਦਾ ਤੇ ਉਹ ਜਿੰਨਾ ਬਤਾਣਾ ਦਾ ਹੁੰਦਾ ਠੀਕ ਉਹਨਾਂ ਦਾ ਗਾਹ ਰੱਖ ਲੈਂਦਾ ਜਿਹੜਾ ਗਾਹ ਇਨਸਾਨ ਦਰਜ ਬੈਠਾ ਬਾਕੀ ਕੈਂਚੀ ਫੇਰ ਦਿੰਦਾ ਇਹ ਦੇਖ ਕੇ ਬਹੁਤ ਕੁਝ ਲੈ ਕੇ ਜਾਂਦਾ ਮੈਨੂੰ 50 ਦਲੇ ਸੀਮਟ ਦੇ ਚਾਹੀਦੇ ਨੂੰ ਕਹਿੰਦਾ ਦੋਏ ਮਿਲਣਗੇ ਅਗੇ ਸੀਮਟ ਕੋਟੇ ਤੇ ਮਿਲਦਾ ਤਾਂ ਨਾ ਕਹਿੰਦਾ ਹੈ ਹੀ ਇੰਨਾ ਮਾਰ ਕਹਿੰਦਾ ਸੀ 50 ਦਲੇ ਨੇ ਮੇਰੇ ਭਾਏ ਦੇਖ ਲੈ ਕਿੰਨੇ ਨੇ ਆਦੀਆਂ ਕਈਆਂ ਨੂੰ ਦੰਦਾ ਨਹੀਂ ਸੀ ਅਗਲੀ ਵਾਰੀ ਦਊਗਾ ਦੇਣੇ ਵਾਲੇ ਨੇ ਦੇਖਣਾ ਡਾਕਟਰ ਨੇ ਦੇਖਣਾ ਮੈਨੂੰ ਕੀ ਦੇਣਾ ਇਹ ਤਾਂ ਬਜ਼ਾਰਾ ਕੁਝ ਕਹਿੰਦਾ ਕਿਹੜਾ ਦਰ ਕਿਹੜਾ ਘਰ ਕਿੱਥੇ ਬੈਠ ਕੇ ਤੂੰ ਸਭ ਕੁਝ ਕੰਟਰੋਲ ਕਰਦਾ ਹੈ ਕਿਵੇਂ ਕਿਵੇਂ ਹਰ ਕਿਸੇ ਨੂੰ ਇਹ ਗੱਲ ਹੈ ਬਸ ਸਾਡੇ ਅੰਦਰ ਹੀ ਬੈਠਾ ਸਾਨੂੰ ਪਤਾ ਨਹੀਂ ਅੰਦਰ ਸਾਡੇ ਬੈਠਾ ਸਾਨੂੰ ਪਤਾ ਨਹੀਂ ਅੰਦਰ ਬੈਠ ਕੇ ਹੀ ਕਿਸੇ ਚੀਜ਼ ਨੂੰ ਕੰਟਰੋਲ ਕੀਤਾ ਜਾਂਦਾ ਜੇ ਤੁਸੀਂ ਕਾਰ ਕੰਟਰੋਲ ਕਰ ਲਈ ਕਾਰ ਦੇ ਅੰਦਰ ਵੜਨਾ ਬਹੁਤ ਵਾਰੋ ਕਿਵੇਂ ਕਰ ਲੋਗੇ ਹੁਣ ਤਾਂ ਕਾਰ ਰਿਮੋਟ ਕੰਟਰੋਲ ਬਣ ਗਈ ਰਿਮੋਟ ਵੀ ਅੰਦਰੋਂ ਹੀ ਕਰਦੀ ਹੈ ਗੱਲ ਤਾਂ ਅੰਦਰੋਂ ਹੀ ਕਰਨੀ ਹੈ ਇਸ ਕਰਕੇ ਅੰਦਰ ਬੈਠਾ ਹੈ ਲੁਕਿਆ ਹੋਇਆ ਨਹੀਂ ਪਤਾ ਸਾਨੂੰ ਕਿੱਥੇ ਹੈ ਕਹਿੰਦੇ ਤੂੰ ਦੱਸ ਕਿੱਥੇ ਸਵਾਲ ਇਹ ਹੈ ਕੋਈ ਦਿਲ 'ਚ ਕਹਿੰਦਾ ਕੋਈ ਦਿਮਾਗ 'ਚ ਕਹਿੰਦਾ ਫੈਸਲਾ ਤਾਂ ਹੋ ਜਵੇ ਜਿੱਤ ਮੈਂ ਸਭ ਸੰਭਾਲੇ ਬਾਜੇ ਰਾਦ ਅਨੇਕ ਅਸੰਖਾਂ ਕੀਤੇ ਵਾਵਨ ਹਾਰੇ ਬਾਜੇ ਬਹੁਤ ਨੇ ਸਾਡੇ ਜਾਨਵਰ ਬੋਲਦੇ ਨੇ ਜੋ ਬੋਲਦੇ ਨੇ ਹੀ ਨਾਦ ਹੈ ਬੋਲਦਾ ਕੌਣ ਹੈ ਤਰ ਇਹ ਨਾਦ ਕਹਿੰਦੇ ਨੇ ਜਿਹੜਾ ਬੰਦਾ ਬੋਲਦਾ ਹੈ ਜਾਨਵਰ ਬੋਲਦੇ ਨੂੰ ਨਾਲ ਕਹਿੰਦੇ ਨੇ ਇਹ ਕੰਠ ਨੂੰ ਸੰਖ ਕਹਿੰਦੇ ਨੇ ਹਿੰਦੂ ਮਤ ਦੇ ਗ੍ਰੰਥ ਹੈ ਜਿਹਨੂੰ ਸੰਖ ਕਿਹਾ ਸੰਖਨਾਦ ਬੋਲਣ ਨੂੰ ਕਹਿੰਦੇ ਨੇ ਕੋਈ ਬੋਲਿਆ ਨਾ ਐਲਾਨ ਕੀਤਾ ਸੰਖਨਾਦ ਕਰਦਾ ਉਹਨਾਂ ਬੀਜੇਪੀ ਵਾਲੇ ਬੋਲਦੇ ਇਹ ਮੂੰਹ ਨਾਲ ਬੋਲਣ ਨੂੰ ਸੰਖਨਾਦ ਕਹਿੰਦੇ ਨੇ ਪਰ ਨਿਰਾਕਾਰ ਦਾ ਸੰਖਨਾਦ ਹੋਰ ਹੈ ਇਹ ਮਾਇਆ ਦਾ ਦਾ ਸੰਖਨਾਦ ਹੈ ਇਹ ਜਿੰਨੇ ਨੇ ਸਾਰੇ ਹੀ ਬੋਲਦੇ ਨੇ ਇਹ ਤੇਰੀ ਬਾਜੇ ਬਣਾਏ ਹੋਏ ਨੇ ਕਿੰਨੇ ਬਾਵਣ ਹਾਲੇ ਕਿੰਨੇ ਵਜਾਉਣ ਵਾਲੇ ਨੇ ਕਿੰਨੇ ਵਜਾਉਣ ਵਾਲੇ ਨੇ ਸਾਰੇ ਜਾਨਵਰ ਬੋਲਦੇ ਨੇ ਸਾਰੇ ਆਦਮੀ ਬੋਲਦੇ ਨੇ ਸਾਰੇ ਪੰਛੀ ਬੋਲਦੇ ਨੇ ਈਵਨ ਬਿਰਛ ਵੀ ਬੋਲਦੇ ਨੇ ਉਹ ਸਾਨੂੰ ਨਹੀਂ ਸੁਣਦੇ ਚਲੋਗਾ ਅਲੱਗ ਗੱਲ ਹੈ ਉਹ ਕੀੜੀਆਂ ਛੋਟੇ ਛੋਟੀਆਂ ਵੀ ਬੋਲਦੀਆਂ ਨੇ ਪਰ ਸਾਨੂੰ ਨਹੀਂ ਸੁਣਦੀ ਉਹ ਅਲੱਗ ਗੱਲ ਹੈ ਸਾਰੇ ਤਾਂ ਨਾ ਸਾਨੂੰ ਸੁਣਦੇ ਬੋਲਦੇ ਬੋਲਦੇ ਸਾਰੇ ਹੂੰ ਕਿਤੇ ਰਾਗ ਪਰਿਸੇ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਉਹ ਬੋਲਣ ਵਾਲਾ ਕੌਣ ਬੋਲਣ ਵਾਲਾ ਜੀਵ ਹੈ ਸਰੀਰ 'ਚ ਬੋਲਣ ਵਾਲਾ ਜੀਵ ਹੈ ਜੀਵ ਵਿੱਚ ਬੋਲਣ ਵਾਲਾ ਤੂੰ ਆਪ ਹੈ ਜੀਵ ਦੇ ਅੰਦਰ ਤੂੰ ਬੋਲਦਾ ਹੈ ਸਰੀਰ 'ਚ ਜੀਵ ਬੋਲਦਾ ਹੈ ਤਾਂ ਹੀ ਕਹਿੰਦੇ ਨੇ ਆਤਮਾ ਦੇ ਅੰਦਰ ਦੀ ਆਵਾਜ਼ ਅੰਤਰ ਆਤਮਾ ਦੀ ਆਵਾਜ਼ ਆਤਮਾ ਦੇ ਅੰਦਰੋਂ ਕੌਣ ਬੋਲਦਾ ਆ ਬੋਲਦਾ ਸਭਾ ਕਟ ਰਾਮ ਬੋਲਦਾ ਇਹ ਗੱਲ ਗਾਂ ਕਲੀਅਰ ਕਰਤੀ ਪਤਾ ਹੈ ਸਰੀਰ ਵਿੱਚ ਤਾਂ ਤੂੰ ਬੋਲਦਾ ਆ ਸੰਗ ਤਾਂ ਤੂੰ ਬਜਾਉਣਾ ਤੇਰਾ ਸੰਗ ਸੁਣਦਾ ਹੀ ਨਹੀਂ ਕੰਨਾਂ ਨੂੰ ਨਹੀਂ ਸੁਣਦਾ ਉਹ ਸੰਗ ਤੂੰ ਵੀ ਬਨਾਵ ਕਰਦਾ ਹੈ ਆ ਕੰਨਾਂ ਨੂੰ ਸੁਣਦਾ ਤੇਰੇ ਵਾਲਾ ਕੰਨਾਂ ਨੂੰ ਨਹੀਂ ਸੁਣਦਾ ਉਹ ਬਿਨਾ ਕੰਨਾਂ ਦਾ ਸੁਣਨ ਵਾਲਾ ਨਾ ਹਾਂਜੀ ਕਿਤੇ ਬਾਵਣ ਹਾਰੇ ਇਹ ਤਾਂ ਬਾਹਰ ਨੇ ਕਿਤੇ ਬਾਵਣ ਹਾਰੇ ਕਿਤੇ ਰਾਗ ਪਰੀ ਸੋ ਕਈਆਂ ਕਿਤੇ ਗਾਵਣ ਹਾਰੇ ਕਿਤੇ ਗਾਵਣ ਹਾਰੇ ਰਾਗ ਕਰਦੇ ਨਹੀਂ ਵੀ ਸੰਖਨਾ ਦੇ ਪਰੀ ਰਾਗਣੀਆਂ ਨੂੰ ਕਹਿੰਦੇ ਨੇ ਰਾਗ ਪਰੀ ਜਿਹੜਾ ਨਾ ਲਫ਼ਜ਼ ਹੈ ਨਾ ਰਾਗਣੀਆਂ ਵਾਸਤੇ ਆਇਆ ਹੈ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਉਹਨੇ ਰਾਗਣੀਆਂ ਨੂੰ ਪਰੀ ਕਿਹਾ ਹੈ ਰਾਗ ਪੁਰਖ ਵਾਚ ਕੇ ਲਫ਼ਜ਼ ਹੈ ਨਾ ਨਾ ਰਾਗਣੀਆਂ ਨੇ ਜਿਹੜੀਆਂ ਉਹ ਪਰੀਆਂ ਨੇ ਰਾਗ ਪਰੀ ਸੋ ਰਾਗ ਰਾਗਣੀਆਂ ਕਿੱਥੇ ਗਾਉਣ ਵਾਲੇ ਕਿੰਨੇ ਗਾਉਂਦੇ ਨੇ ਗਾਉਣ ਵਾਲੇ ਨੇ ਇਹ ਵੀ ਇਹ ਵੀ ਨਾਦੇ ਕਰਦੇ ਨੇ ਚਾਹੇ ਕੁਝ ਵੀ ਗਾਉਂਦੇ ਨੇ ਹੈ ਤਾਂ ਆਵਾਜ਼ ਨਿਕਲਦੀ ਹੈ ਲੋਕ ਤਾਂ ਸੁਣਦੇ ਨੇ ਨਾ ਗਾਵੇ ਤੁਹਨੋ ਪੌਣ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦੁਆਰੇ ਸਾਰੇ ਤੇ ਰਾਜਾ ਕਰਦੇ ਨੇ ਤੈਨੂੰ ਵੱਡਾ ਮੰਨਦੇ ਨੇ ਅਸਲ ਤੇ ਇੱਥੇ ਗਾਉਣ ਦਾ ਮਤਲਬ ਆਗਿਆ ਦੇ ਵਿੱਚ ਜਿਹੜਾ ਤੇਰੀ ਆਗਿਆ ਜੋ ਤੈਨੂੰ ਗਾਉਂਦਾ ਪੈ ਵਿੱਚ ਹੈ ਜਿਹੜਾ ਤੈਨੂੰ ਗਾਉਂਦਾ ਪੈ ਵਿੱਚ ਪਵਨ ਵਹਿ ਸਰਬੋ ਹਵਾ ਗਾਉਂਦੀ ਹਵਾ ਤੇਰੀ ਪੈ ਚ ਗਾਉਂਦੀ ਹੈ ਪੈ ਵਿੱਚ ਚੱਲਣਾ ਹੀ ਗਾਉਣਾ ਜੇ ਪੈ ਵਿੱਚ ਚੱਲਦੀ ਤਾਂ ਹੀ ਗਾਉਂਦੀ ਹੈ ਨਾ ਪੌਣ ਪਾਣੀ ਪਾਣੀ ਵੀ ਪੈ ਵਿੱਚ ਬਸੰਤਰ ਸਭ ਕੁਝ ਪੈ ਜਾਂਦਾ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਦੁਆਰੇ ਉਹ ਗਾਉਂਦਾ ਇਹ ਤਾਂ ਗਾ ਰਹੇ ਨੇ ਤੈਨੂੰ ਤੁਹਾਨੂੰ ਕੌਣ ਗਾ ਰਹੀ ਹੈ ਤੈਨੂੰ ਤੈਨੂੰ ਪੈਦਾ ਕੀਤਾ ਹੈ ਹੁਕਮ ਦੇ ਵਿੱਚ ਹੈ ਕਿਹਨੂੰ ਗਾ ਰਹੀ ਹੈ ਹੁਕਮ ਨੂੰ ਗਾ ਰਹੀ ਹੈ ਹੋਰ ਕਿਸੇ ਬੰਦੇ ਨੂੰ ਨਹੀਂ ਗਾ ਰਹੀ ਜਾਂ ਕਿਹਨੂੰ ਨਹੀਂ ਗਾ ਰਹੀ ਹੁਕਮ ਨੂੰ ਹੁਕਮ ਦੇ ਵਿੱਚ ਪੈ ਵਿੱਚ ਪੈਦਾ ਹੋਣ ਹੁਕਮ ਹੁਕਮ ਦੇ ਅੰਦਰ ਸਭ ਕੌਣ ਬਾਣੀ ਵਿੱਚ ਅੰਦਰ ਵਿਚਾਰ ਨਹੀਂ ਨਾ ਆਵੇ ਰਾਜਾ ਤੁਹਾਨੂੰ ਦੁਆਰੇ ਰਾਜਾ ਤੁਹਾਨੂੰ ਦੁਆਰੇ ਰਾਜਾ ਧਰਮ ਰਾਜ ਵੀ ਤੈਨੂੰ ਬੋਲਦਾ ਕਰਮ ਰਾਜ ਜਿਹੜਾ ਸ਼ੁੱਧ ਮਨ ਹੈ ਸਾਡੇ ਅੰਦਰ ਸ਼ੁੱਧ ਮਨ ਹੈ ਜਿਹੜਾ ਸ਼ੁੱਧ ਪਾਸਾ ਮੰਨਦਾ ਉਹ ਸਤਵਾਦੀ ਹੈ ਸੱਚ ਨੂੰ ਬੋਲਦਾ ਉਹ ਬੰਦਾ ਮਨ ਕਈ ਵਾਰ ਮੰਨ ਜਾਂਦਾ ਕਈ ਵਾਰ ਮੁੱਕਰ ਜਾਂਦਾ ਮਨ ਦੀ ਇਹ ਕਈ ਵਾਰ ਮੰਨ ਜਾਂਦਾ ਕਈ ਵਾਰ ਮੁੱਕਰ ਜਾਂਦਾ ਆਪਣਾ ਟਾਈਮ ਦੇਖਦਾ ਇਹ ਆਪਣਾ ਸਮਾਂ ਦੇਖਦਾ ਕਈ ਵਾਰ ਜੇ ਆਦਮੀ ਦੀ ਉਸਤਤੀ ਕਰਨ ਦਾ ਰੱਬ ਬਰਾਬਰ ਫਿਰ ਉਹ ਮੁੱਕਰਿਆ ਹੁੰਦਾ ਨਾ ਜਦ ਆਦਮੀ ਦੀ ਉਸਤਤੀ ਰੱਬ ਬਰਾਬਰ ਕਰ ਲੈਂਦਾ ਉਦੋਂ ਮੁੱਕਰਿਆ ਹੁੰਦਾ ਹੈ ਉਦੋਂ ਮੁੱਕਰ ਜਾਂਦਾ ਜਦ ਉਹਦੀ ਉਸਤਤ ਕਰਦਾ ਪਰਮੇਸ਼ਰ ਦੀ ਕਰਦਾ ਉਦੋਂ ਮੰਨਿਆ ਹੋਇਆ ਹੁੰਦਾ ਮਨ ਦੇ ਦੋ ਨੇ ਸ਼ੁੱਧ ਮਨ ਹਾਵੀ ਹੈ ਤਾਂ ਉਸਤਤ ਕਰਦਾ ਉਹਦੀ ਅਸ਼ੁੱਧ ਮਨ ਹਾਵੀ ਹੈ ਤਾਂ ਵੀ ਕਰ ਦਿੰਦਾ ਅਸ਼ੁੱਧ ਹੋ ਕੇ ਆਦਮੀ ਦੀ ਕਰਦਾ ਸੱਚ ਨੂੰ ਛੱਡ ਕੇ ਕਰਦਾ ਧਰਮੀ ਹੋ ਕੇ ਕਰਦਾ ਆ ਧਰਮੀ ਹੋ ਕੇ ਆਦਮੀ ਦੀ ਉਸਤਤ ਕਰ ਦਿੰਦਾ ਹੋਰ ਕਿਸੇ ਦੇਵੀ ਦੇਵਤੇ ਦੀ ਉਸਤਤ ਕਰ ਦਿੰਦਾ ਉਹਦੇ ਬਰਾਬਰ ਵੈਸੇ ਉਸਤਤ ਕਿਸੇ ਦੀ ਆਗਿਆ ਨਹੀਂ ਕਰਦੀ ਉਸਤਤ ਨਿੰਦਾ ਦੋ ਬਵਜਤ ਇਹ ਉਹ ਪੰਥ ਹੈ ਸੰਸਾਰੀ ਆਦਮੀ ਦੀ ਕਿਸੇ ਦੀ ਸੰਸਾਰ ਜਿਹਨੂੰ ਉਸਤਤ ਨਾ ਨਿੰਦਾ ਦੋਏ ਨਹੀਂ ਕਰਦੀ ਨਾ ਹੈ ਮਾਨ ਅਪਮਾਨ ਨਾ ਹੀ ਮਾਨ ਅਪਮਾਨ ਦਾ ਖਿਆਲ ਰੱਖਣਾ ਸੱਚ ਬੋਲਦਾ ਅਪਮਾਨ ਹੁੰਦਾ ਹੋਣ ਦੇ ਐ ਨਾ ਕਿਉਂ ਮੇਰਾ ਅਪਮਾਨ ਹੋ ਜੂ ਕੁੱਤੇ ਮਗਰ ਪੈ ਜਾਣਗੇ ਇਹ ਤਾਂ ਪੈਣਗੇ ਜੈਟ ਮਾਰਨੀ ਹੈ ਲੋਬੜੇ ਮਖਿਆ ਦੇ ਮੱਖੇ ਦੇ ਮਗਰ ਪੈਣਗੇ ਨਾ ਮਾਰੋ ਸੱਚ ਬੋਲੋਗੇ ਪਾਪੜ ਦਾ ਮਚਣਾ ਜੇ ਨਹੀਂ ਬੋਲੋਗੇ ਸਮੱਸਿਆ ਫਿਰ ਬਚਣਾ ਕੋਈ ਨਹੀਂ ਤੁਹਾਡੇ ਕੋਲ ਬਚਦਾ ਨਹੀਂ ਸੱਚ ਫਿਰ ਸੱਚ ਤੁਹਾਡੇ ਕੋਲ ਹੀ ਬਚਣਾ ਸੱਚ ਆਇਆ ਬੋਲਣ ਵਾਸਤੇ ਜੇ ਨਹੀਂ ਆਇਆ ਤਾਂ ਮੁੜ ਜੂ ਵਾਪਸ ਫਿਰ ਆਉਣਾ ਹੀ ਨਹੀਂ ਜੇ ਬੁੱਲੇ ਨੇ ਸੱਚ ਬੋਲਣ ਤਾਂ ਜਕਿਆ ਨਾ ਥੋੜਾ ਜਿਹਾ ਹਾਂ ਸੱਚ ਬੋਲਾਂ ਦਾ ਮੁੜ ਮੱਚਦਾ ਹੈ ਜੇ ਆਖਾਂ ਇਸੇ ਤਾਂ ਹੀ ਤਾਂ ਮਾਰਨ ਬੋਲੇ ਯਾਰ ਤਾਂ ਹੀ ਕਹਿੰਦਾ ਜੇ ਮੈਂ ਬੋਲ ਪਿਆ ਤਾਂ ਮੈਨੂੰ ਕੁੱਟਣਗੇ ਵਿਰੋਧ ਹੋਊਗਾ ਉੱਥੇ ਵਿਰੋਧ ਦਾ ਡਰ ਪੈ ਗਿਆ ਪੈ ਹੋ ਬਸ ਬੁਲਾ ਉੱਥੇ ਰਹਿ ਗਿਆ ਜਮਿਆ ਜਮ ਕੇ ਮਰ ਗਿਆ ਵੀ ਜਮ ਕੇ ਮਰ ਜਾਂਦੇ ਨੇ ਬਾਹਰ ਨਹੀਂ ਨਿਕਲਦੇ ਅੰਦਰੋਂ ਜੰਮਿਆ ਪਹਿਲਾਂ ਜੜ ਦੇ ਅੰਦਰ ਜੰਮੇ ਤਾਂ ਉੱਪਰ ਹੋਵੇ ਉਹ ਅੰਦਰ ਜੰਮਿਆ ਸੀ ਅੰਦਰ ਹੀ ਮਰ ਗਿਆ ਉੱਡ ਕੇ ਜੰਮਿਆ ਹੀ ਉੱਪਰ ਦਾ ਛੋਂ ਤਾਂ ਹੋ ਜੇ ਬਾਹਰ ਨਿਕਲੇਗਾ ਪ੍ਰਗਟ ਹੋਏਗਾ ਛੋਂ ਕਿਵੇਂ ਹੋ ਜੂ ਬਾਹਰ ਹੋਏਗਾ ਛੋਂ ਹੋਊਗੀ ਤਾਂ ਫੜ ਲੂਗਾ ਤਦ ਤਾਂ ਪ੍ਰਗਟ ਹੋਣਾ ਪਊਗਾ ਫਿਰ ਕੁਝ ਨਹੀਂ ਵਾਇਦਾ ਫਿਰ ਉੱਥੇ ਹੀ ਮਰ ਗਿਆ ਅੰਦਰ ਹੀ ਅੰਦਰੇ ਅੰਦਰ ਹੀ ਮਰ ਗਿਆ ਧਰਤੀ ਦੇ ਵਿੱਚ ਹੀ ਬਾਹਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੰਮਿਆ ਵੀ ਸੀ ਜਾਂ ਨਹੀਂ ਸੀ ਵਿੱਚੇ ਹੀ ਗਲ ਕੇ ਮਿੱਟੀ 'ਚ ਰਲ ਗਿਆ ਫਿਰ ਉਹ ਉਹ ਹੋ ਜੂਗਾ ਹੁਣ ਉਹ ਹੋਣਾ ਤਾਂ ਆ ਹੋਣਾ ਉਹ ਹੁਣ ਮਰਨਾ ਤਾਂ ਹੀ ਬਸੀ ਹੈ ਬਚਣਾ ਕਿਸੇ ਪਾਸੇ ਵੀ ਨਹੀਂ ਵੀ ਅੰਦਰ ਮਰ ਜਾਣਾ ਉਹ ਪਹਿਲਾਂ ਮਰ ਜਾਣਾ ਉਦੋਂ ਵੀ ਇਹਦਾ ਸਾਜੀ ਬਣਾਉਣਾ ਇੱਧਰ ਨਹੀਂ ਬਣਨਾ ਹੈ ਤੈਨੂੰ ਭਲੇਖਾ ਹੈ ਇਹਦਾ ਸਿਰਫ ਇਹੀ ਹੈ ਆ ਜਿਹੜਾ ਕਹੇ ਉਸ ਤੇ ਨਿੰਦਾ ਦੀ ਗੱਲ ਹੈ ਉਸਤਤੀ ਹੋਊਗੀ ਇਹਦੀ ਕੋਈ ਪਰਵਾਹ ਨਹੀਂ ਨਿੰਦਿਆ ਹੋਊਗੀ ਇਹਦੀ ਕੋਈ ਪਰਵਾਹ ਨਹੀਂ ਦੋ ਜਿਤਨ ਸਾਰੀ ਦੁਨੀਆ ਛੱਡ ਗਈ ਨਾਨਕ ਨੂੰ ਘਰ ਦੇ ਵੀ ਛੱਡ ਕੇ ਕੋਈ ਪਰਵਾਹ ਨਹੀਂ ਮੁੰਡੇ ਵਿਰੋਧੀ ਹੋ ਗਏ ਕੋਈ ਪਰਵਾਹ ਨਹੀਂ ਸੌਰਾ ਪੂਰਾ ਭਲਾ ਕਹਿੰਦਾ ਕੋਈ ਪਰਵਾਹ ਨਹੀਂ ਪਿੰਡ ਛੱਡਣਾ ਪੈ ਗਿਆ ਪਿੰਡ ਗਿਆ ਹੀ ਨਹੀਂ ਕੋਈ ਪਰਵਾਹ ਨਹੀਂ ਬੇਦੀ ਚਾਹੇ ਸਾਰੇ ਖਿਲਾਫ ਹੋ ਗਏ ਕੋਈ ਪਰਵਾਹ ਨਹੀਂ ਇਹ ਪਰਵਾਹ ਹੈ ਤਾਂ ਫਿਰ ਸੱਚ ਫਿਰ ਨਹੀਂ ਮਿਲਦਾ ਹੈ ਅੱਜ ਚਾਹੇ ਸਾਰੇ ਕਹੇ ਜਾਣ ਪਰ ਉਦੋਂ ਸਾਰਿਆਂ ਨੇ ਵਿਰੋਧ ਕੀਤਾ ਜੋ ਮਰਜ਼ੀ ਅੱਜ ਕਹੀ ਜਾਣ ਉਹਦਾ ਵਿਰੋਧ ਕੀਤਾ ਸਾਰਿਆਂ ਨੇ ਹਾਂਜੀ ਗਾਗਾ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰ ਚਿੱਤ ਗੁਪਤ ਚਿੱਤ ਵਿੱਚ ਜਿਹੜਾ ਗੁਪਤ ਹੈ ਚਿੱਤਰ ਗੁਪਤ ਕਹਿੰਦੇ ਨੇ ਚਿੱਤ ਗੁਪਤ ਅਸਲ ਜਿਹੜਾ ਚਿੱਤਰ ਲਫ਼ਜ਼ ਨਹੀਂ ਚਿਤ ਗੁਪਤ ਹੈ ਜਿਹੜਾ ਸਾਹ ਲੈਂਦਾ ਉਹ ਗੁਪਤ ਹੈ ਮਨ ਪ੍ਰਗਟ ਹੈ ਮਨ ਤ੍ਰਿਕੁੜੀ ਜਿਹੜਾ ਰਹਿੰਦਾ ਨਾ ਮਨ ਤ੍ਰਿਕੁੜੀ ਜਿਹੜਾ ਰਹਿੰਦਾ ਇਹ ਸ਼ੁੱਧ ਮਨ ਜਿਹੜਾ ਹੈ ਉਹਨੂੰ ਚਿਤ ਕਹਿੰਦੇ ਨੇ ਉਹ ਸਾਹ ਲੈਂਦਾ ਉਹ ਗਾਉਂਦਾ ਉਹ ਤਾਂ ਤੈਨੂੰ ਹੀ ਗਾਉਂਦਾ ਉਹਦੀ ਸ਼ਕਤੀ ਨਾਲ ਤੋਂ ਬੈਠਾ ਹੀ ਹੈ ਸੱਚ ਨਾਲ ਜੁੜਿਆ ਹੈ ਮਨ ਮਾਇਆ ਹੱਥ ਮੁਕਰਨੇ ਵਿਚਾਰਾ ਤਾਂ ਦੋ ਥਾਂ ਹੋਇਆ ਹੈ ਜਦ ਮਾਇਆ ਮਨ ਨੇ ਡਿਗਣਾ ਨਾ ਮਨ ਨੇ ਮਨ ਨੇ ਛੱਡ ਦੇਣਾ ਪਰ ਬੁੱਧੀ ਹੈ ਜਿਹਦੇ ਨਾਲ ਬੁੱਧ ਹੋਈ ਹੈ ਸ਼ਕਤੀ ਗਿਆਨ ਦੀ ਜਿਹਦੇ ਨਾਲ ਰੜੀ ਹੋਈ ਹੈ ਉਹ ਉਹਦੀ ਤਾਕਤ ਵੱਡੀ ਹੈ ਜਦੋਂ ਬੁੱਧੀ ਨੇ ਮਨ ਨੂੰ ਜਵਾਬ ਦਿੱਤਾ ਵੀ ਤੇਰੀ ਗੱਲ ਮੈਂ ਨਹੀਂ ਮੰਨਣੀ ਤੇਰੇ ਸਰ ਨਾਲ ਵੋਟ ਮੈਂ ਨਹੀਂ ਦੇਣੀ ਉਦੋਂ ਮਨ ਦੀ ਸ਼ਕਤੀ ਖਤਮ ਹੋ ਗਈ ਮਨ ਦੀ ਸ਼ਕਤੀ ਕੀ ਅਕਲ ਅਕਲਮੰਦ ਦਾ ਸਾਥ ਛੱਡ ਦੇ ਅਕਲਮੰਦ ਦਾ ਸਾਥ ਕਾ ਛੱਡੂ ਜਦ ਅਕਲ ਦਾ ਭਰਮ ਦੂਰ ਹੋ ਜੂ ਉਹਨੂੰ ਅਕਲ ਨੂੰ ਭਰਮ ਸਾਡਾ ਗੁਜ਼ਾਰਾ ਨਹੀਂ ਹੋਣਾ ਦੀਦਾ ਨੂੰ ਜੇ ਦੋਦਾ ਭਰਮ ਦੂਰ ਹੋ ਗਿਆ ਵੀ ਇਹ ਗੁਜ਼ਾਰਾ ਕਰਨ ਵਾਲਾ ਮੈਂ ਕਰਨ ਵਾਲੀ ਮੈਂ ਨਹੀਂ ਇਹ ਗੁਜ਼ਾਰਾ ਕਰਨ ਵਾਲਾ ਤਾਂ ਕੋਈ ਹੋਰ ਹੈ ਇਹ ਹੋਰ ਦੇ ਹੱਥ ਹੈ ਉਹਨੂੰ ਹਕੀਕਤ ਦੀ ਸਮਝ ਆ ਗਈ ਜੋ ਗੁਜ਼ਾਰੇ ਦੀ ਹਕੀਕਤ ਕੀ ਹੈ ਗੁਜ਼ਾਰੇ ਪਿੱਛੇ ਹਕੀਕਤ ਕੀ ਹੈ ਜਿੱਦਣ ਇਹ ਸਮਝ ਆ ਗਈ ਉਦੋਂ ਮਰੇ ਜਿੰਨਾ ਚਿਰ ਹਕੀਕਤ ਸਮਝ ਨਹੀਂ ਆਉਂਦੀ ਉਹਨਾਂ ਚ ਨਹੀਂ ਮਰਦੇ ਰੋਜ਼ੀ ਪਰਮੇਸ਼ਰ ਦੇ ਹੱਥ ਹੈ ਔਰ ਉਹਦਾ ਵਹਿਦਾ ਦੇਣਾ ਇਹ ਗੱਲ ਦਾ ਜਿੱਦਣ ਨੂੰ ਸਮਝ ਆ ਗਈ ਨਿਸ਼ਚਾ ਹੋ ਗਿਆ ਯਕੀਨ ਹੋ ਗਿਆ ਉਦੋਂ ਛੱਡ ਪਹਿਲਾਂ ਨਹੀਂ ਛੱਡ ਇਸ ਚੀਜ਼ ਦਾ ਵਿਸ਼ਵਾਸ ਹੈ ਗੁਰੂ ਘਰ ਦੇ ਵਿੱਚੋਂ ਮਿਲਣਾ ਚਾਹੀਦਾ ਸੀ ਔਰ ਪਹਿਲਾਂ ਮਿਲਦਾ ਰਿਹਾ ਸੀ ਹੁਣ ਨਹੀਂ ਮਿਲਦਾ ਰਾਜ ਕਰੇਗਾ ਖਾਲਸਾ ਜਿਹੜਾ ਗਰੁੱਪ ਹੈ ਉਹ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦਾ ਉਹ ਮਾਇਆ ਤੇ ਵਿਸ਼ਵਾਸ ਕਰਦੇ ਨੇ ਮਾਇਆਧਾਰੀ ਨੇ ਉਹ ਰਾਜ ਤੇ ਵਿਸ਼ਵਾਸ ਕਰਦੇ ਉਹਨੇ ਵਿਸ਼ਵਾਸ ਕਰਦੇ ਤੇ ਗੁਰਮਤਿ ਤੇ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੇ ਸਾਰਾ ਪੌੜਾ ਪਾਇਆ ਤੋ ਮਾਇਆ ਦਾ ਵਿਸ਼ਵਾਸ ਹੁਣ ਰਮਾਇਆ ਆਤਮਕ ਬਕਾਨੇ ਦੋ ਗਰੁੱਪ ਹੋ ਗਏ ਸੀ ਉਦੋਂ ਇੱਕ ਰਾਜ ਕਰਨ ਵਾਲਾ ਇੱਕ ਰਾਜ ਇੱਕ ਪਹਿਲਾਂ ਗੁਰਬਾਣੀ ਤੇ ਰਹਿਣ ਵਾਲਾ ਅਕਾਲੀ ਫੂਲਾ ਸੋ ਗੁਰਬਾਣੀ ਤੇ ਰਹਿਣ ਵਾਲੇ ਸੀ ਇਹ ਰਾਜ ਕਰਨ ਵਾਲੇ ਸੀ ਬਾਣਾ ਤਾਂ ਇਹਨਾਂ ਦਾ ਰਹਾ ਲੈਂਦੇ ਸੀ ਇਹ ਬਾਣਾ ਲਾ ਦਿਓ ਬਾਣਾ ਲਾਏ ਦੀ ਬੇਇੱਜ਼ਤੀ ਮੰਦੇ ਸੀ ਇਹ ਅੰਦਰੋਂ ਈਰਖਾ ਕਰਦੇ ਸੀ ਉਹਨਾਂ ਇਹਨਾਂ ਨੂੰ ਖਤਮ ਕਿਵੇਂ ਕਰੀਏ ਸੀ ਅਕਾਲੀਆਂ ਤੱਕੋ ਖਤਮ ਕਰਨ ਦੀ ਸਾਜ਼ਿਸ਼ ਹੁਣ ਤੇ ਚੱਲੀ ਆਉਂਦੀ ਹੈ ਅਕਾਲ ਤਖਤ ਦਾ ਇਹਨਾਂ ਨੇ ਪ੍ਰਪੋਗੰਡਾ ਕਰਨਾ ਜਹੇਦਾਰ ਬਣਾਉਣੇ ਜਹੇਦਾਰ ਦਾ ਫੌਜ ਦੇ ਹੁੰਦੇ ਨੇ ਫੌਜ ਹੈ ਨਹੀਂ ਜਹੇਦਾਰ ਕਾਹਦੇ ਨੇ ਜਹੇਦਾਰ ਜਿਵੇਂ ਉਹ ਤਾਂ ਸਿੱਪਾ ਸਲਾਰ ਹੁੰਦਾ ਜਹੇਦਾਰ ਤਾਂ ਉਹ ਫੌਜ ਦਾ ਹੁੰਦਾ ਇਹਦੇ ਕੋਲ ਫੌਜ ਕਿਹੜੀ ਹੈ ਕਿਹਦਾ ਜਹੇਦਾਰ ਹੈ ਜਾਂ ਫਿਰ ਪੁਜਾਰੀ ਹੁੰਦੇ ਨੇ ਫੌਜ ਜਹੇਦਾਰ ਹੈ ਜਹੇਦਾਰ ਤਾਂ ਲਫ਼ਜ਼ ਫੌਜਾਂ ਨਾਲ ਆਇਆ ਹੋਇਆ ਫੌਜਾਂ ਸੀਗਾ ਤੇ ਜਹੇਦਾਰ ਸੀ ਅਜੀਤ ਸਿੰਘ ਜਥੇਦਾਰ ਸੀਗਾ ਤੇ ਆਪਣੇ ਭਾਈ ਮਨੀ ਸਿੰਘ ਦਾ ਮੁੰਡਾ ਉਦੇ ਸਿੰਘ ਜਹੇਦਾਰ ਸੀ ਉਦੇ ਸਿੰਘ ਨਾਲ ਅਰਜੀਤ ਸਿੰਘ ਨੂੰ ਪਿੱਛੇ ਛੱਡਿਆ ਦਸਮ ਬਾਦਸ਼ਾਹ ਨੇ ਸਰਸਾ ਟੱਪਣ ਦੇ ਪਹਿਲਾਂ ਜਹੇਦਾਰ ਸੀ ਤੋਂ ਅਨੰਦਗੜ੍ਹ ਕਿਲੇ ਦਾ ਜਹੇਦਾਰ ਉਹ ਦਸਮ ਬਾਦਸ਼ਾਹ ਦੇ ਬਾਅਦ ਉਦੇ ਸਿੰਘ ਹੁੰਦਾ ਸੀ ਲੋਹਗੜ੍ਹ ਦਾ ਅਜੀਤ ਸਿੰਘ ਜਹੇਦਾਰ ਸੀ ਜਹੇਦਾਰ ਦਾ ਕਮਾਂਡਰ ਦਾ ਨਾਮ ਜਿਹਨੂੰ ਸੀ ਕਮਾਂਡਰ ਕਹਿੰਦਾ ਉਹਦਾ ਨਾਮ ਕਮਾਂਡਰ ਦੇ ਥੱਲੇ ਫੌਜ ਹੁੰਦੀ ਹੈ ਇਹਨਾਂ ਵੱਡੀ ਫੌਜ ਹੈ ਜਦੋਂ ਗੁਰਦੁਆਰਾ ਐਕਟ ਬਣਿਆ ਤਾਂ ਜਹਦਾਰ ਦੀ ਪੁਜਾਰੀ ਲਿਖਿਆ ਤਾਂ ਸੀਗਾ ਲਿਖ ਦਿੱਤਾ ਜਹਦਾਰ ਕਿਵੇਂ ਲਿਖ ਦਿੰਦੇ ਅੰਗਰੇਜ਼ ਅੰਗਰੇਜ਼ਾਂ ਨੂੰ ਪਤਾ ਸੀ ਜਹਦਾਰ ਕੀ ਹੁੰਦਾ ਅੰਗਰੇਜ਼ ਕਿਵੇਂ ਲਿਖ ਦਿੰਦੇ ਨਾ ਜਹਦਾਰ ਉਹਨਾਂ ਨੂੰ ਤਾਂ ਪਤਾ ਸੀ ਸਾਰੀ ਗੱਲ ਦਾ ਵੀ ਜਹਦਾਰ ਹੁੰਦਾ ਕੀ ਇਹ ਤਾਂ ਪ੍ਰੋਪੋਗੈਂਡਾ ਇਹਨਾਂ ਦਾ ਜਹਦਾਰ ਦਾ ਟਿਮਕਾ ਸਭ ਫੇਲ ਹੋ ਗਿਆ ਖਤਮ ਹੋ ਗਿਆ ਐਸਾ ਫੇਲ ਹੋਇਆ ਮੁੜ ਕੇ ਜੰਮਣੇ ਹੀ ਨਹੀਂ ਹਣੇ ਨਵੇਂ ਜੰਮਣਗੇ ਹੁਣ ਸੱਚੇ ਸੱਚ ਜੰਮੂਗਾ ਝੂਠ ਬੰਦ ਖਤਮ ਹੋ ਜਾਊਗਾ ਹੁਣ ਝੂਠ ਬਰੇਰਾ ਫੜ ਲਿਆ ਫੜ ਲਿਆ ਸੱਚ ਦੀ ਵਾਰੀ ਆ ਗਈ ਸਮਾਂ ਹੁੰਦਾ ਨਾ ਕਦੇ ਝੂਠ ਪੜਦਾ ਕਦੇ ਸੱਚ ਉਗਦਾ ਸੱਚ ਉਗਦਾ ਫਿਰ ਝੂਠ ਦਾ ਵਜਾਂਦਾ ਨਾਵੇਂ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰ ਨਾਲੇ ਸੰਗਤ ਨੇ ਦੇਖ ਲਿਆ ਝੂੜ ਦਾ ਸਵਾਦ ਵੀ ਦੇਖ ਲਿਆ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਚਿੱਤ ਗੁਪਤ ਵੀ ਗਾਉਂਦੇ ਨੇ ਤੈਨੂੰ ਜਿਹੜੇ ਲਿਖਣ ਜਾਣਦੇ ਨੇ ਲੇਖਾ ਲਿਖਦੇ ਨੇ ਔਰ ਉਹ ਲਿਖਿਆ ਹੋਇਆ ਧਰਮ ਰਾਜ ਵਿਚਾਰ ਕਰਦਾ ਚਿੱਤ ਗੁਪਤ ਜਿਹੜਾ ਪੁੰਨ ਪਾਪ ਨੂੰ ਮੰਨਦਾ ਚਿੱਤ ਮੰਨਦਾ ਪੁੰਨ ਪਾਪ ਨੂੰ ਜਿੰਨਾ ਜਰ ਚਿਤ ਪੁੱਲ ਪਾਪ ਨੂੰ ਮੰਨਦਾ ਲੇਖਾ ਲਿਖਦਾ ਅਗਿਆਨਤਾ ਚ ਫਸਿਆ ਬਸ ਉਹ ਲਿਖਿਆ ਲੇਖੇ ਤੇ ਵਿਚਾਰ ਹੁੰਦੀ ਹੈ ਵਿਚਾਰ ਕਾਦੀ ਹੋਣੀ ਹੈ ਉਹ ਜਿਹਦੀ ਫੱਟੀ ਕਾਲੀ ਹੋਗੀ ਸਾਰਾ ਲੇਖਾ ਹੀ ਗਲਤ ਹੈ ਲੇਖਾ ਨਹੀਂ ਲਿਖਣਾ ਚਾਹੀਦਾ ਲਿਖ ਲਿਖ ਧਰਮ ਵਿਚਾਰ ਜਗਾਵੇ ਈਸ਼ਰ ਧਰਮਾ ਦੇਵੀ ਸੋਹਣ ਸਵਾ ਸਵਾਰੇ ਕਾਹ ਹੈ ਈਸ਼ਰ ਵਰਮਾ ਦੇਵੀ ਈਸ਼ਰ ਸ਼ਿਵ ਜੀ ਬ੍ਰਹਮਾ ਇਹਨਾਂ ਦੇ ਜਿਹੜੇ ਬ੍ਰਹਮਾ ਨੇ ਬ੍ਰਹਮਾ ਪੰਡਤ ਨੂੰ ਕਹਿੰਦੇ ਨੇ ਵੈਸੇ ਬਾਹਮਣ ਬ੍ਰਹਮਾ ਔਰ ਪੰਡਿਆ ਕਬ ਕੇ ਬਾਹਮਣ ਹੋਏ ਇਹ ਤਾਂ ਬ੍ਰਹਮ ਗਿਆਨੀ ਹੈ ਪਰ ਪਿੱਛੋਂ ਪੰਡਤ ਰੋਵੇ ਗਿਆਨ ਗਵਾਏ ਗਿਆਨ ਗਵਾ ਲਿਆ ਫਿਰ ਹੁੰਦੇ ਫਿਰਦੇ ਨੇ ਗਿਆਨ ਦੇ ਨਾਲ ਬ੍ਰਹਮ ਗਿਆਨੀ ਤੇ ਗਿਆਨ ਨਹੀਂ ਬ੍ਰਹਮ ਗਿਆਨੀ ਕਹਦਾ ਆਤਮ ਗਿਆਨੀ ਬ੍ਰਹਮ ਗਿਆਨੀ ਆਤਮਾ ਦਾ ਗਿਆਨ ਇਹ ਸਾਰੇ ਹੀ ਗੁੰਦੇ ਨੇ ਪਾਪ ਇਹ ਸਾਰੇ ਇਹਨਾਂ ਗੱਲਾਂ ਨੂੰ ਤਾਂ ਮੰਨਦੇ ਨੇ ਤੂੰ ਸਰਵ ਸ਼ਕਤੀਮਾਨ ਸਰਵ ਵਿਆਪਕ ਹੈ ਪਰ ਇਹਨਾਂ ਦਾ ਗਾਉਣਾ ਸਾਰਿਆਂ ਦਾ ਗਾਉਣਾ ਪਰ ਭਗਤਾਂ ਦੇ ਗਾਉਣੇ ਵਿੱਚ ਫਰਕ ਹੈ ਇਹ ਉਹਨੂੰ ਵੀ ਗਾਉਂਦੇ ਨੇ ਪੂਰੇ ਕੁਝ ਹੋਰ ਰੱਖ ਕੇ ਗਾਉਂਦੇ ਨਾ ਦਾ ਪਰਮੇਸ਼ਰ ਦਾ ਲੈਂਦੇ ਨੇ ਸ਼ਿਵ ਜੀ ਦੇ ਭਗਤ ਮੂਰੇ ਸ਼ਿਵ ਜੀ ਨੂੰ ਰੱਖ ਲੈਂਦੇ ਨੇ ਵਿਸ਼ਨੂੰ ਦੇ ਭਗਤ ਇਸ ਔਰ ਬ੍ਰਾਹਮਣ ਮੂਰੇ ਵਿਸ਼ਨੂੰ ਨੂੰ ਰੱਖ ਲੈਂਦੇ ਨੇ ਤੇ ਧਾਰੀ ਨੂੰ ਰੱਖ ਲੈਂਦੇ ਇਹ ਫਰਕ ਪੈ ਗਿਆ ਕੌਣ ਨੇ ਉਹ ਮੂੰਹ ਤੋਂ ਇਹੀ ਕਹਿੰਦੇ ਨੇ ਸਰਵ ਸ਼ਕਤੀਮਾਨ ਜਾਂਦਾ ਨਹੀਂ ਮਰਦਾ ਇਹ ਵੀ ਮੰਨਦੇ ਪ੍ਰੈਕਟੀਕਲੀ ਕੁਝ ਹੋਰ ਨੇ ਅਜੇ ਸਿੱਖ ਵੀ ਪ੍ਰੈਕਟੀਕਲੀ ਕੁਝ ਹੋਰ ਨੇ ਅਰਦਾਸ ਗੁਰੂਆਂ ਦੇ ਮੂਰੇ ਨਾਨਕ ਦੇ ਮੂਰੇ ਵਿਅਕਤੀ ਮੂਰੇ ਕਰਦੇ ਨੇ ਪੁਜਾਰੀ ਆਕਾਰ ਦੇ ਨੂੰ ਕਰਦੇ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਨਿਦਾਰ ਖਾਲਸੇ ਦਾ ਅਕਾਲ ਦੀ ਪੂਜਾ ਜਿਹੜਾ ਅਕਾਲ ਆ ਤਾਂ ਫਿਰ ਜੋਤ ਹੁੰਦੀ ਹੈ ਜੋਤ ਦਾ ਨਾ ਤਾਂ ਕੋਈ ਨਾ ਹੁੰਦਾ ਨਾ ਕੋਈ ਰੰਗ ਰੂਪ ਹੁੰਦਾ ਜਿਹਨੇ ਜਨਮ ਲਿਆ ਚਾਹੇ ਉਹਦੇ ਵਿੱਚ ਲੀਨ ਹੋ ਗਿਆ ਉਹ ਲੀਨ ਕਿਵੇਂ ਹੋਇਆ ਲੀਨ ਉਹਨੂੰ ਜਪ ਕੇ ਉਹਨੂੰ ਜਾਣ ਕੇ ਉਹਨੂੰ ਸਮਝ ਕੇ ਉਹਦੀ ਭਗਤੀ ਕਰਕੇ ਹੋਇਆ ਜਿਹੜਾ ਲੀਨ ਹੋਇਆ ਉਹਨੂੰ ਨਹੀਂ ਜਪੀਦਾ ਹੁੰਦਾ ਜਿਹੜਾ ਲੀਨ ਹੋਇਆ ਜਿਹਨੇ ਉਹਨੂੰ ਜਪਿਆ ਉਹਨੂੰ ਜਪੀਦਾ ਹੁੰਦਾ ਉਹਦੀ ਦਵਾਈ ਖਾਈਦੀ ਹੈ ਜਿਹਦੇ ਨਾਲ ਨਾਨਕ ਦੀ ਬਿਮਾਰੀ ਦੂਰ ਹੋਈ ਹੈ ਉਸੇ ਦਵਾਈ ਨਾਲ ਆਪਣੀ ਹੋਣੀ ਹੈ ਉਸੇ ਨਾਲ ਲੈਣੇ ਦੀ ਦੂਰ ਹੋਈ ਹੈ ਗੁਰਬਾਣੀ ਤਾਂ ਇਹ ਉਪਦੇਸ਼ ਦਿੰਦੀ ਹੈ ਅਸੀਂ ਕੁਝ ਹੋਰੇ ਕਰਨ ਲੱਗੇ ਸਾਰੇ ਇਦਾਂ ਹੀ ਕਰਦੇ ਹੁੰਦੇ ਨੇ ਅਸੀਂ ਵੀ ਉਹ ਵੇ ਕਰਨ ਲੱਗੇ ਇਹ ਗੋਣੇ ਵਾਲਿਆਂ ਦੀ ਜਿਹੜੀ ਲਿਸਟ ਹੈ ਅੱਗੇ ਆਊਗਾ ਹਾਂ ਈਸ਼ਰ ਬ੍ਰਹਮਾ ਦੇ ਵੀ ਸਿੱਖ ਵੀ ਨੇ ਬਾਣੀ ਪੜੀ ਜਾਂਦੇ ਨੇ ਪ੍ਰੈਕਟੀਕਲੀ ਕੋਈ ਈਸ਼ਰ ਦਾ ਹੋਰ ਕਿਸੇ ਤਰ੍ਹਾਂ ਦੇ ਪ੍ਰੈਕਟੀਕਲੀ ਸ਼ਰਧਾ ਗੁਰੂਆਂ ਤੇ ਬੜੀ ਬਾਣੀ ਜਾਂਦੇ ਨੇ ਬਾਣੀ ਦੇ ਅਰਥ ਕੁਝ ਨੇ ਆਪ ਕੁਝ ਕਰਦੇ ਨੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹ ਸਵਾਰੇ ਈਸ਼ਰ ਬ੍ਰਹਮਾ ਦੇਵੀ ਦੇਵੀਆਂ ਦੇਵਤੇ ਬਣੇ ਹੋਏ ਨੇ ਈਸ਼ਰ ਵੀ ਆਪਣੇ ਆਪ ਨੂੰ ਸ਼ਿਵ ਜੀ ਦੇ ਭਗਤ ਸ਼ਿਵ ਕਹਿਣ ਲੱਗੇ ਕੋਈ ਵੀ ਰਾਜਾ ਆਪਣੇ ਆਪ ਨੂੰ ਈਸ਼ਰ ਕਹਿਣ ਲੱਗ ਗਿਆ ਇੰਦਰ ਕਹਿਣ ਲੱਗ ਗਿਆ ਫਿਰ ਵੀ ਉਹ ਬਾਹਾਂ ਕਿਸੇ ਨੂੰ ਪਾਉਂਦੇ ਉਹਦਾ ਪੂਰਾ ਗਿਆਨ ਨਹੀਂ ਉਹਨਾਂ ਨੂੰ ਕਿਹਨੂੰ ਪਾਉਂਦੇ ਸੁਣੀ ਸੁਣਾਈ ਗੱਲ ਗਾਈ ਸਾਰੇ ਜਾਣਦੇ ਨੇ ਨਿਰਾਕਾਰ ਹੈ ਸਰਵ ਸ਼ਕਤੀਮਾਨ ਹੈ ਉਹ ਕੀ ਹੈ ਉਹ ਕੀ ਦਾ ਜਵਾਬ ਨਹੀਂ ਹੈ ਨਾ ਕੋਲ ਕਿਸੇ ਉਹ ਕੀ ਹੈ ਉਹਦਾ ਗੱਲ ਵੱਖਰੀ ਹੋਈ ਆਪਣਾ ਹੀ ਨਹੀਂ ਪਤਾ ਮੈਂ ਕੀ ਆ ਜੋ ਮੈਂ ਕੀ ਆ ਇਹਦਾ ਨਹੀਂ ਪਤਾ ਮੈਂ ਸਰੀਰ ਆ ਇਹ ਤਾਂ ਇੱਥੋਂ ਨਹੀਂ ਨਿਕਲੇ ਮੈਂ ਸਰੀਰ ਆ ਇੱਥੋਂ ਨਹੀਂ ਨਿਕਲੇਗਾ ਤੁਰੇ ਜਿੱਦਣ ਮੈਂ ਆਤਮਾ ਸਰੀਰ ਨਹੀਂ ਹਾਂ ਇਹ ਤੁਰਨਗੇ ਫਿਰ ਉਹ ਆ ਜਿੱਤੋਂ ਫਿਰ ਉਹ ਨਾਲ ਜੁੜਨਗੇ ਫਿਰ ਆਤਮ ਫਿਰ ਸਮੁੰਦਰ ਨਾਲ ਜੁੜਨਗੇ ਜਦੋਂ ਆਤਮਾ ਰੂਪੀ ਬੂੰਦ ਦਾ ਪਤਾ ਲੱਗ ਗਿਆ ਫਿਰ ਸਮੁੰਦਰ ਤੱਕ ਦਾ ਖਿਆਲ ਆਊਗਾ ਵੀ ਸਮੁੰਦਰ ਵੀ ਇਹੋ ਜਿਹਾ ਹੀ ਹੁੰਦਾ ਸਮੁੰਦਰ ਕਿਹਾ ਜਾਂਦਾ ਬੁੰਦਾ ਬਹੁਤ ਸਾਰੀਆਂ ਅਨੰਤ ਇਕੱਠੀਆਂ ਕਰਕੇ ਇੱਕ ਥਾਂ ਕਰ ਲਈਏ ਫਿਰ ਸਮੁੰਦਰ ਬਣ ਜਾਂਦਾ ਸਮੁੰਦਰ ਸਾਬਤ ਸੂਰ ਜਿਹੜਾ ਇੱਕ ਹੈ ਉਹ ਬੂੰਦ ਇੱਕ ਬੂੰਦ ਹੀ ਹੁੰਦਾ ਇੱਕ ਸਮੁੰਦਰ ਨਹੀਂ ਹੁੰਦਾ ਬੂੰਦ ਦੇ ਸਮੂਹ ਦਾ ਨਾਮ ਸਮੁੰਦਰ ਸਮੁੰਦਰ ਨੂੰ ਵਿਰਾਟ ਰੂਪ ਕਿਹਾ ਵਿਰਾਟ ਰੂਪ ਤੇ ਵੀ ਬਲੇਖ ਕ੍ਰਿਸ਼ਨ ਨੇ ਆਪਣਾ ਵਿਰਾਟ ਰੂਪ ਦਿਖਾਇਆ ਕ੍ਰਿਸ਼ਨ ਦਾ ਵਿਰਾਟ ਰੂਪ ਹੋ ਹੀ ਨਹੀਂ ਸਕਦਾ ਇੱਥੇ ਵੀ ਗਲਤੀ ਆਹੀ ਗਾਉਂਦੇ ਨੇ ਆਹੀ ਗਾਉਂਦੇ ਨੇ ਕ੍ਰਿਸ਼ਨ ਦਾ ਵਿਰਾਟ ਰੂਪ ਕਿਵੇਂ ਹੋ ਜੂਗਾ ਇੱਕ ਬੂੰਦ ਦਾ ਵਿਰਾਟ ਰੂਪ ਕੀ ਹੋ ਜੂਗਾ ਬੂੰਦ ਨੇ ਦਾ ਵਿਰਾਟ ਰੂਪ ਚ ਸਮਾਉਣਾ ਹੈ ਬੂੰਦ ਨੇ ਦਾ ਸਾਗਰ ਚ ਸਮਾਉਣਾ ਹੈ ਹਾਂਜੀ ਗਾਵੇ ਇੰਦ ਦਸਨ ਬੈਠੇ ਦੇਵਤਿਆਂ ਦਾ ਨਾ ਦੇ ਦੇਵਤੇ ਨੇ ਬੈਠੇ ਉਹਦੇ ਨਾਲ ਸਭਾ ਦੇ ਵਿੱਚ ਇੰਦਰ ਬੈਠਾ ਉਹ ਵੀ ਉਸ ਦੀ ਵਡਿਆਈ ਪਰਮੇਸ਼ਰ ਦੀ ਉਹ ਕਰਦਾ ਹੈ ਪਰ ਪਰਮੇਸ਼ਰ ਬਾਰੇ ਗਿਆਨ ਕੋਈ ਨਹੀਂ ਸੁਣੀ ਸੁਣਾਈ ਵਡਿਆਈ ਲੋਕ ਕਰੀ ਜਾਂਦੇ ਨੇ ਸਾਰੇ ਕਰੀ ਜਾਂਦੇ ਨੇ ਪਰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੇ ਬਾਣੀ ਅਸੀਂ ਪੜ੍ਹਦੇ ਆ ਬਾਣੀ ਦੀ ਜਾਣਕਾਰੀ ਉਹਦੀ ਸਾਨੂੰ ਬਾਣੀ ਕੀ ਕਹਿੰਦੀ ਹੈ ਦੀ ਸਮਝ ਨਹੀਂ ਹੈ ਗੁਰਬਾਣੀ ਪੜ੍ਹਦੇ ਆ ਤਾਂ ਸਮਝ ਹੈ ਨਹੀਂ ਜਾਣਕਾਰੀ ਗ੍ਰੰਥਾਂ 'ਚ ਲਿਖੀ ਹੁੰਦੀ ਹੈ ਪਰ ਉਹਨੂੰ ਅਰਥਾਉਣ ਵੇਲੇ ਸਾਡੀਆਂ ਗਲਤੀਆਂ ਹੁੰਦੀਆਂ ਸਮਝਣ ਵੇਲੇ ਗਲਤੀਆਂ ਪੈਂਦੀਆਂ ਹਾਂ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਸਮਾਧੀ ਅੰਦਰ ਕਹਿੰਦੇ ਨੇ ਕੇਵਲ ਸਮਾਧੀ ਦੇ ਬਾਅਦ ਫਿਰ ਸਿੱਧ ਛੁੱਟ ਜਾਂਦਾ ਜਿੰਨਾ ਜਰ ਸਿੱਧ ਸਮਾਧੀ 'ਚ ਬੈਠਦਾ ਉਹਨਾਂ ਜਰ ਭਗਤੀ ਹੈ ਉਹ ਵੀ ਜੇ ਉਹਦੀ ਸਮਾਧੀ ਲੱਗੇ ਤਾਂ ਜੇ ਸਮਾਧੀ ਲਾਉਣ ਵਾਸਤੇ ਬੈਠੇ ਜੇ ਪਖੰਡ ਵਾਸਤੇ ਬੈਠੇ ਫਿਰ ਗੱਲ ਅਲੱਗ ਹੈ ਜੇ ਸਮਝ ਸਿੱਧ ਇਮਾਨਦਾਰੀ ਨਾਲ ਸਮਾਧੀ ਲਾਉਣ ਵਾਸਤੇ ਬੈਠਾ ਜਿੰਨਾ ਚਿਰ ਵਾਸਤੇ ਸਿੱਧ ਸਮਾਧੀ ਅੰਦਰ ਬੈਠਦਾ ਉਹਨਾਂ ਚਿਰ ਗਾਉਂਦਾ ਬਾਕੀ ਟੁੱਟ ਜਾਂਦਾ ਜਿਹੜਾ ਕਦੇ ਜੁੜਿਆ ਕਦੇ ਟੁੱਟ ਗਿਆ ਕਿਤੇ ਵੀ ਨਹੀਂ ਪਹੁੰਚ ਸਕਦਾ ਜਿੰਨਾ ਚਿਰ ਸਾਥ ਸਾਥ ਨਹੀਂ ਜਪਦਾ ਉਹਦੇ ਨਾਲ ਜੁੜਿਆ ਨਹੀਂ ਰਹਿੰਦਾ ਹਰ ਵਕਤ ਨਹੀਂ ਜੁੜਿਆ ਰਹਿੰਦਾ ਆਠ ਪੈਰ ਆਰਾਧੇ ਵਾਲੀ ਗੱਲ ਜਿੰਨਾ ਚਿਰ ਅਵਸਥਾ ਨਹੀਂ ਬਣਦੀ ਉਹਨਾਂ ਚਿਰ ਪੱਲੇ ਕੁਝ ਪੈਂਦਾ ਹੀ ਨਹੀਂ ਬਾਕੀਆਂ ਦੇ ਸੰਤ ਮਾਲਾ ਫੇਰਦੇ ਨੇ ਕੁਝ ਟਾਈਮ ਖਾਤਰ ਫੇਰਦੇ ਨੇ ਬਸ ਫਿਰ ਫਿਰ ਉਹੀ ਦੁਨੀਆ ਵਿਗੜਦਾ ਇਹ ਭਗਤੀਆਂ ਨਹੀਂ ਹਨ ਖੰਡਣ ਕੀਤੀਆਂ ਹੋਈਆਂ ਭਗਤੀ ਇਦਾਂ ਨਹੀਂ ਹੁੰਦੀ ਭਗਤੀ ਦਾ ਉੱਠਦਿਆਂ ਬਹਿੰਦੇ ਹਰ ਨਾਮ ਤੇ ਆਏ ਕੰਮ ਕਰਦਾ ਵੀ ਜੁੜਿਆ ਹੈ ਕੁਝ ਕਰਦਾ ਵੀ ਜੁੜਿਆ ਹੋਇਆ ਕੁਝ ਨਾ ਕਰਦਾ ਵੀ ਜੁੜਿਆ ਹੋਇਆ ਮਨ ਕਰਕੇ ਜੁੜਿਆ ਹੈ ਗਾਵਨ ਜਤੀ ਸਤੀ ਸੰਤੋਖੀ ਜਤੀ ਨੇ ਸਤੀ ਨੇ ਸੰਤੋਖੀ ਨੇ ਦੁਨੀਆ ਬੜੀ ਇੱਜ਼ਤ ਕਰਦੀ ਹੈ ਗਾਵੇ ਵੀਰ ਕਰਾ ਜਤੀਆਂ ਦੀ ਸਤੀਆਂ ਦੀ ਸੰਤੋਖੀਆਂ ਦੀ ਸਤੀ ਕਹਿੰਦੇ ਨੇ ਸਤਵਾਦੀ ਜਿਵੇਂ ਹਰੀ ਚੰਦਰ ਸੱਚ ਬੋਲਣਾ ਸੱਚ ਦਾ ਗਿਆਨ ਨਹੀਂ ਬੋਲਣਾ ਕੀ ਹੈ ਸਾਰੇ ਠੱਗੇ ਗਏ ਸਤੀ ਦਾ ਗਿਆਨ ਨੇ ਠਰੋਰੀ ਦੇ ਵਿੱਚ ਪਾਤਾ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਵੀ ਸੱਚ ਦਾ ਗਿਆਨ ਹੈ ਇਹਨੂੰ ਠੱਗ ਨਹੀਂ ਸਕਦਾ ਕੋਈ ਸਾਰੇ ਗਿਆਨ ਠੱਗੇ ਗਏ ਉਹ ਤੇ ਪੈਦਾ ਲੈ ਲਿਆ ਸਾਰੇ ਰਾਜ ਲੈ ਲਿਆ ਉੱਥੇ ਹਰੀਚੰਦਰ ਤੇ ਠੱਗੀ ਮਾਰ ਲਈ ਨਾ ਇਸ ਕਰਕੇ ਉਹ ਸਾਰੇ ਗਿਆਨ ਠੱਗੀ ਵਾਲੇ ਤੇ ਗੁਰਮਤਿ ਨੇ ਗਿਆਨਾਂ ਦੀ ਕਮੀ ਹੈ ਠੱਗਾ ਨੇ ਬਣਾਇਆ ਤੇ ਠੱਗੀ ਮਾਰ ਲਈ ਆਪ ਕਿਸੇ ਨੂੰ ਸਾਧ ਬਚਨ ਦਿੰਦਾ ਨੇ ਦੂਏ ਤੋਂ ਬਚਨ ਲੈ ਕੇ ਠੱਗੀ ਮਾਰਦਾ ਕਿਤੇ ਸਾਧ ਨੇ ਵਚਨ ਦਿੱਤਾ ਹੋਵੇ ਕਿਸੇ ਨੂੰ ਰਿਕਾਰਡ ਨਹੀਂ ਕਿਸੇ ઋષਿ ਮੁਨੀ ਨੇ ਆਪ ਵਚਨ ਦਿੱਤਾ ਹੋਵੇ ਕਿਤੇ ਰਿਕਾਰਡ ਨਹੀਂ ਕਿਉਂ ਨਹੀਂ ਦਿੰਦੇ ਵਚਨ ਉਹਨਾਂ ਨੂੰ ਪਤਾ ਕਿ ਠੱਗੀ ਮਾਰ ਲੂਗਾ ਸ਼ਿਵ ਜੀ ਨੇ ਵਚਨ ਦਿੱਤਾ ਠੱਗੀ ਵੱਜੀ ਕੜਾ ਭਰਮਾ ਸੋਨੂੰ ਇਹ ਵਚਨ ਜਿਹੜੇ ਲੈਣ ਵਾਲੇ ਨੇ ਸਭ ਠੱਗਾ ਨਹੀਂ ਇਹ ਹੈ ਇਹ ਛੜਾਤੀ ਇਹ ਭਗਤੀ ਨਹੀਂ ਹੈ ਰਾਜੇ ਦਸ਼ਰਥ ਤੋਂ ਬਚਣ ਲੈ ਕੇ ਠੰਗੀ ਮਾਰੀ ਸਾਰਾ ਘਰ ਉਜਾੜਦਾ ਪਿਛਲੇ ਰਿਕਾਰਡ ਦੀ ਕਮੀ ਦੇਖ ਕੇ ਛੜਾਈ ਇਹ ਭਗਤੀ ਇਹ ਭਗਤੀ ਨਹੀਂ ਹੈ ਇਹ ਬੇਵਕੂ ਬਣਾਉਣ ਦੀ ਗੱਲ ਹੈ ਭਗਤੀ ਬੇਵਕੂ ਬਣਾਉਂਦੀ ਹੈ ਜਿਹੜੀ ਉਹ ਨਹੀਂ ਕਰੀ ਹੁੰਦੀ ਭਗਤੀ ਗਿਆਨਵਾਨ ਬਣਾਉਂਦੀ ਹੈ ਉਹ ਕਰੀ ਜੈ ਗਿਆਨ ਹੈ ਧਰਮ ਹੈ ਗਿਆਨ ਪ੍ਰਚੰਡ ਹੋਵੇ ਗਿਆਨ ਪ੍ਰਚੰਡ ਹੋਵੇ ਕਿਉਂਕਿ के बाद ਕਟ ਕਟ ਕੇ ਅੰਤਰ ਕੀ जानने ਵਾਲਾ ਗਿਆਨ हो गया ठगी के बाद ਗਾਵਨ ਪੰਡਤ ਪੜਨ ਰਸੀਸ਼ਵਰ ਯੁਗ ਯੁਗ ਨਾ ਆਦੇ ਗਾਵਨ ਪੰਡਤ ਪੜਨ ਰਸ਼ੀਸ਼ਰ ਪੰਡਤ ਨੇ ਪੜਦੇ ਨੇ ਵੇਦ ਪੜਦੇ ਨੇ ਵੇਦ ਪੜੇ ਪੜ ਪੰਡਤ ਬੂਏ ਰਿਸ਼ੀ ਮੁਨੀ ਪੜਦੇ ਨੇ ਰਸੀਸ਼ਵਰ ਪੜਦੇ ਨੇ ਪ੍ਰਾਪਤੀ ਕੁਝ ਨਹੀਂ ਸੁਰਨਾਰ ਮੁਰਜਨ ਅੰਮ੍ਰਿਤ ਖੋਜਦੇ ਖੋਜਦੇ ਰਹੇ ਨੇ ਪ੍ਰਾਪਤੀ ਨਹੀਂ ਸੋ ਅੰਮ੍ਰਿਤ ਗੁਰਤੇ ਪਾਇਆ ਜੇ ਰਿਸ਼ੀਆਂ ਮੁਨੀਆਂ ਤੋਂ ਅੰਮ੍ਰਿਤ ਰਿਸ਼ੀਆਂ ਮੁਨੀਆਂ ਨੇ ਪਾਇਆ ਹੁੰਦਾ ਗੁਰੂ ਅਮਰਦਾਸ ਨੂੰ ਵੀ ਮਿਲ ਜਾਂਦਾ ਉਹਨਾਂ ਤੋਂ ਉਹਨਾਂ ਦੇ ਮਗਰੇ ਰਹੇ ਨੇ ਤਾਂ ਕਹਿ ਰਹੇ ਨੇ ਵੀ ਖੋਜਦੇ ਰਹੇ ਨੇ ਮਿਲਿਆ ਨਹੀਂ ਉਹਨਾਂ ਨੂੰ ਉਹ ਵੀ ਵਿਚਾਰਧਾਰਾ ਸੀ ਉਹ ਤੀਰਥਾ ਦੋਸਾਂ ਦੀ ਵਿਚਾਰਧਾਰਾ ਉਹਨਾਂ ਦੀ ਹੋਈ ਹੈ ਉਹਨਾਂ ਨੇ ਜੀ ਕਿਹਾ ਵੀ ਮੈਨੂੰ ਮਿਲਿਆ ਨਹੀਂ ਕਿ ਅੱਜ ਸਾਡੇ ਕੁਝ ਮਿਲਦਾ ਹਜੂਰ ਸਾਹਿਬ ਜਾਏ ਤੇ ਅੰਮ੍ਰਿਤਸਰ ਜਾਏ ਤੇ ਇਹ ਹੋਰ ਕਿਤੇ ਜਾਏ ਤੇ ਨਨਕਾਣਾ ਸਾਹਿਬ ਜਾਏ ਤੇ ਮਿਲਦਾ ਕੁਝ ਉਸ ਰੇਂਜ ਵਿੱਚ ਸਭ ਕੁਝ ਸਾਡਾ ਵੀ ਉਦੋਂ ਹੈ ਨਹੀਂ ਸੀ ਨਵਾਂ ਬਣਿਆ ਨਾ ਨਵਾਂ ਬਣਿਆ ਵੀ ਉਸ ਰੇਂਜ ਚ ਆ ਗਿਆ ਇਹ ਸਾਰਾ ਉਹੀ ਸਾਰੀਆਂ ਗੱਲਾਂ ਉਹੀ ਦਫਾ ਇਹਨਾਂ ਤੇ ਲਾਗੂ ਹੈ ਜਿਹੜੀ ਉਹਨਾਂ ਦੇ ਤੀਰ ਕਿਉਂ ਛੱਡੇ ਤੇ ਤੀਰ ਮਿਲਦਾ ਕੁਝ ਨਹੀਂ ਸੀ ਛੱਡਿਆ ਸੀ ਨਾ ਜੇ ਇਥੋਂ ਨਹੀਂ ਮਿਲਦਾ ਵੀ ਛੱਡ ਦਿਓ ਜਿਹਨੂੰ ਚਾਹੀਦਾ ਕੋਈ ਛੱਡ ਦਿਓ ਜਿਹਨੂੰ ਨਹੀਂ ਚਾਹੀਦਾ ਜਾਂਦੇ ਰਹੋ ਜਿਹਨੂੰ ਕੋਈ ਚਾਹੀਦਾ ਉਹ ਛੱਡ ਦਿਓ ਜਿਹਨੇ ਸਿੱਖ ਬਣਨਾ ਛੱਡ ਦਿਓ ਜਿਹਨੇ ਨਹੀਂ ਬਣਨਾ ਕਰਦੇ ਰਹੋ ਨਹੀਂ ਜਾਣਾ ਕਰਦੇ ਰਹੋ ਇਹ ਸ਼ਰਧਾ ਦੀ ਭਗਤੀ ਹੈ ਸ਼ਰਧਾ ਦੀ ਭਗਤੀ ਬੇਵਕੂਫ ਬਣਾਉਂਦੀ ਹੈ ਸ਼ਰਧਾ ਨਹੀਂ ਕਰਨ ਵਾਲੀ ਚੀਜ਼ ਹੈ ਹੋਰ ਕੁਝ ਨਹੀਂ ਸ਼ਰਧਾ ਠੱਗੀ ਹੈ ਕੋਈ ਚਿੱਟੀ ਠੱਗੀ ਕੁਝ ਨਹੀਂ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਮੋਹਣੀਆਂ ਮਨ ਮੋਹਨ ਮੋਹਣੀ ਰੂਪ ਧਾਰਿਆ ਨਾ ਵਿਸ਼ਨੂੰ ਨੇ ਇਸਤਰੀ ਮਨ ਮੋਹਣ ਮਨ ਨੂੰ ਮੋਹਣ ਵਾਲੀ ਪ੍ਰਭਾਵ ਸੁਰਗ ਵਿੱਚ ਪਿਆਲੇ ਸੁਰਗ ਦੇ ਵਿੱਚ ਸਾਰੇ ਗਾਉਂਦੇ ਨੇ ਚ ਜਿੰਨੇ ਜਾਨਵਰ ਨੇ ਪਾਣੀ ਦੇ ਜਾਨਵਰ ਚਾਹੇ ਸੁਰਗ ਚ ਨੇ ਚਾਹੇ ਜਲ ਚ ਨੇ ਥਲ ਚ ਨੇ ਅਸਲ ਜਲ ਦੇ ਜਿਹੜੇ ਜੀਵ ਨੇ ਜਦੋਂ ਥਲ ਤੇ ਜੀਵ ਆਇਆ ਨਾ ਥਲ ਦੇ ਉੱਤੇ ਧਰਤੀ ਤੇ ਇਹ ਜਲ ਨਾਲੋਂ ਚੰਗੀ ਅਵਸਥਾ ਹੈ ਸੁਰਗ ਮੱਛ ਪਿਆਲੇ ਪਿਆਰ ਨੂੰ ਨਰਕ ਕਿਹਾ ਹੈ ਜਿੱਥੇ ਵੀ ਆਇਆ ਹੈ ਪਰ ਪਿਆਰ ਨੀਵਾ ਡੂੰਗੀ ਜਗ੍ਹਾ ਉਹਨੂੰ ਵੀ ਕਹਾ ਤੇ ਸੁਣਦਾ ਕੁਝ ਨਹੀਂ ਹੈ ਆਵਾਜ਼ ਆਵਾਜ਼ ਨਹੀਂ ਸੁਣਦੀ ਬੰਦੇ ਉੱਥੇ ਨਾ ਗਿਆਨ ਨਹੀਂ ਪਿਆਰ ਨੂੰ ਜਿਹੜਾ ਹੈ ਨਰਕ ਕਿਹਾ ਹੈ ਥੱਲੇ ਗਏ ਥਲੇ ਦੀਆਂ ਜੁਨੀਆਂ ਨੇ ਪਾਣੀ ਉੱਤੇ ਦੀਆਂ ਜੁਨੀਆਂ ਨੂੰ ਚੰਗਾ ਕਿਹਾ ਸੁਰਗ ਦਾ ਮਤਲਬ ਉਹ ਤਾਂ ਸਾਕਰ ਹੁੰਦਾ ਇਹਨਾਂ ਵਾਲਾ ਸੁਰਗ ਜਿਹੜਾ ਇਹਨਾਂ ਵਾਲਾ ਸੁਰਗ ਹੋਰ ਇਹ ਧਰਤੀ ਤੋਂ ਉੱਪਰ ਸੁਰਗ ਕਿਤੇ ਨਹੀਂ ਹੋਰ ਕਿਤੇ ਸੁਰਗ ਤਾਂ ਮੰਗਿਓ ਨਹੀਂ ਬਾਣੀ ਸੁਰਗ ਦਾ ਹਿਰਦਾ ਹੁੰਦਾ ਹੈ ਸਵੈ ਘਰ ਵਿੱਚ ਘਰ ਆਤਮਾ ਦਾ ਘਰ ਆਤਮਾ ਦਾ ਘਰ ਜਿਹੜਾ ਆ ਬਣਾਇਆ ਹੈ ਨਾ ਸੰਸਾਰ ਪੱਕਾ ਘਰ ਨਹੀਂ ਕੱਚਾ ਘਰ ਸਰੀਰ ਵੀ ਕੱਚਾ ਘਰ ਇਹ ਤਾਂ ਘਰ ਆਪਾਂ ਸਰੀਰ ਵਾਸਤੇ ਬਣਾਏ ਨੇ ਨਾ ਅਸਲੀ ਘਰ ਦਾ ਸਰੀਰ ਹੈ ਨਾ ਇਹ ਤਾਂ ਕੱਚਾ ਕਾਚੀ ਦਾ ਘਰ ਹੈ ਫਬਰ ਦਾ ਧਮਾ ਹਾਂਜੀ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਦੇ ਜਿਨੇ ਰਤਨ ਨੇ ਤੇਰੇ ਉਪਾਏ ਹੋਏ ਰਤਨ ਉਪਾਏ ਹੋਏ ਨੇ ਚੰਗੇ ਗਿਆਨਵਾਨ ਨੇ ਰਤਨ ਦਾ ਮਤਲਬ ਆ ਆ ਮਤਲਬ ਹੈ ਹਾਂ ਰਤਨ ਜਿਵੇਂ ਆਪਾਂ ਰਤਨ ਦਾ ਪੁਰਸਕਾਰ ਦਿੰਦੇ ਹਾਂ ਜਿਹਨਾਂ ਨੂੰ ਚੰਗੇ ਚੰਗੇ ਆਦਮੀ ਕਹੀਏ ਭਗਤਾਂ ਦੀ ਸ਼੍ਰੇਣੀ 'ਚ ਨਾ ਆਉਣ ਇਹਨਾਂ ਤੋਂ ਵੱਖਰੇ ਹੋਣ ਦੇਵੀ ਦੇਵਤਿਆਂ ਨੂੰ ਖੰਡਣ ਕਰਨ ਜਿਵੇਂ ਗਰਦਰ ਕਵੀ ਆਇਆ ਉਹਨਾਂ ਨੂੰ ਤਾਂ ਮੰਨਦਾ ਨਹੀਂ ਭਗਤ ਵੀ ਹੈ ਨਹੀਂ ਭਗਤ ਹੈ ਨਹੀਂ ਇਹਨਾਂ ਨੂੰ ਮੰਨਦਾ ਨਹੀਂ ਬੁੱਲਾ ਭਗਤ ਹੈ ਨਹੀਂ ਇਹਨਾਂ ਨੂੰ ਮੰਨਦਾ ਨਹੀਂ ਪਖੰਡਵਾਦ ਵਾਲੇ ਧਰਮ ਨੂੰ ਮੰਨਦਾ ਨਹੀਂ ਪਖੰਡਵਾਦ ਵਾਲੇ ਧਰਮ ਨੂੰ ਮੰਨਦਾ ਨਹੀਂ ਪਰ ਪੂਰਾ ਗਿਆਨ ਹੈ ਇਹ ਵਿਚਾਲੇ ਆ ਕੇ ਰਸਨਾ ਆਦਮੀ ਤਾਂ ਚੰਗੇ ਨੇ ਇਕਬਾਲ ਹੈ ਰਤਨਾ ਜਾ ਗਿਆ ਖਰੇ ਨੇ ਆਦਮੀ ਪਰ ਪੂਰੇ ਸੱਚ ਦਾ ਗਿਆਨ ਉਹਨਾਂ ਦੇ ਬਖੰਡਵਾਦ ਤੋਂ ਪ੍ਰਭਾਵਿਤ ਦੁਨੀਆ ਆਖਰ ਕੱਟੂ ਜਿਹੜਾ ਆਦਮੀ ਬਖੰਡਵਾਦ ਨੂੰ ਬੁੱਧੀ ਤੋਂ ਬੁੱਧੀ ਤੋਂ ਦੀ ਵਧੀਆ ਹੈ ਤੀਕਸ਼ਣ ਹੈ ਹੀ ਬੁੱਧੀ ਦਾ ਤੀਕਸ਼ਣ ਹੈ ਹੀ ਉਹਦੀ ਗਾਵੇ ਜੋਧ ਮਹਾਬਲ ਸੂਰਾ ਗਾਵੇ ਵਿਚਾਰੇ ਉਹ ਵੀ ਸ਼ਕਤੀ ਲੈ ਰਹੇ ਨੇ ਤੈਨੂੰ ਜੋਧ ਮਹਾਬਲ ਸੂਰਾ ਜਿਹੜੇ ਸ਼ਕਤੀ ਵੰਗਦਾ ਜੋਧਾ ਕੀ ਤੋਂ ਵੰਗਦਾ ਅਖਣ ਜੋਰ ਕੁਝ ਮੰਗਦੇ ਨੇ ਜੋਰ ਜੋਧ ਮਹਾਬਲ ਸੂਰਾ ਕੋਈ ਤਾਣ ਮੰਗਦੇ ਗਾਵੇ ਤੋਂ ਤਾਣ ਹੋਵੇ ਕਿਸੇ ਤਾਣ ਤੈਨੂੰ ਸ਼ਕਤੀਸ਼ਾਲੀ ਜਾਣ ਕੇ ਤੇ ਤੋ ਸ਼ਕਤੀ ਹੋਰ ਮੰਗਦੀ ਜੋਦਵਾਸ ਬਲਸੂਰ ਵੀ ਤੇਰੇ ਤੇ ਰੱਖਦੇ ਨੇ ਜੰਗ ਜੀ ਜਾਂਦੇ ਨੇ ਮੇਰੀ ਫਤਿਹ ਕਰੀ ਟਿਉਂਦੇ ਨੇ ਅਖਾੜੇ 'ਚ ਜਾਂਦੇ ਨੇ ਪਹਿਲਵਾਨ ਕਿਹਨੂੰ ਕਰਦੇ ਨੇ ਉਸ ਘਰ ਤੈਨੂੰ ਹੀ ਕਰਦੇ ਨੇ ਅਸਲ 'ਚ ਮੈਨੂੰ ਬਲ ਬਖਸ਼ੀ ਹਰ ਕੋਈ ਜਾਂਦਾ ਹੈ ਤੈਨੂੰ ਤੇ ਹੁੰਦਾ ਜਾਂਦਾ ਚਾਹੇ ਆਪਣੇ 'ਚ ਹੁੰਦੀ ਹੈ ਉਹਦੇ ਸਭ ਕੁਝ ਫੇਰ ਵੀ ਤੈਨੂੰ ਚਾਹੁੰਦਾ ਪਰ ਚਾਹੇ ਤੇਰੇ ਬਾਰੇ ਕੋਈ ਜਾਣਦਾ ਨਹੀਂ ਗਾਵੇ ਖਾਣੀ ਚਾਰੇ ਚਾਰੇ ਖਾਣੀਆਂ ਲਾਉਂਦੀਆਂ ਨੇ ਤੈਨੂੰ ਚਾਰੇ ਖਾਣੀਆਂ ਦੀ ਜੀਵ ਚਾਰੇ ਖਾਣੀਆਂ ਜੇ ਗਾਉਂਦੀਆਂ ਨੇ ਤਾਂ ਚਾਰੇ ਖਾਣੀਆਂ ਨੂੰ ਗਿਆਨ ਵੀ ਮਿਲਦਾ ਚਾਰੇ ਖਾਣੀਆਂ ਤੇ ਜੀਵ ਜੁੜੇ ਨੇ ਜੇ ਜੁੜਿਆ ਨਹੀਂ ਹੋਇਆ ਤਾਂ ਆਦਮੀ ਨਹੀਂ ਜੁੜਿਆ ਹੋਇਆ ਆਪਣੇ ਅੰਤਰਾਤਮਾ ਨਾਲ ਆਦਮੀ ਨਹੀਂ ਜੁੜਿਆ ਹੋਇਆ ਮਨਮੁਖ ਨਹੀਂ ਜੁੜਿਆ ਹੋਇਆ ਬਾਕੀ ਚਾਰੇ ਖਾਣੀਆਂ ਜੁੜੀਆਂ ਹੋਈਆਂ ਇਸ ਕਰਕੇ ਆਪਣੀ ਆਪਣੀ ਪੌੜੀ ਹਰ ਕੋਈ ਜੜੀ ਜਾਂਦਾ ਆਦਮੀ ਇਸ ਪੌੜੀ ਤੋਂ ਆ ਕੇ ਚੁੱਕ ਇਹ ਜੂਨ ਖਤਰਨਾਕ ਹੈ ਸਰਬ ਸ੍ਰੇਸ਼ਟ ਜੂਰ ਹੈ ਖਤਰਨਾਕ ਵੀ ਹੈ ਖਤਰਨਾਕ ਕਿਉਂ ਹੈ ਇਹਨੂੰ ਹੁਣ ਇੰਨੀ ਅਕਲ ਹੈ ਆਪਣੀ ਅਕਲ ਨਾਲ ਜਿਹੜੇ ਪੈਂਦੇ ਨਾ ਅਕਲ ਪੂਰੀ ਹੈ ਨਹੀਂ ਬਾਕੀ ਜਾਨਵਰਾਂ ਨਾਲੋਂ ਜ਼ਿਆਦਾ ਬਾਕੀਆਂ ਨਾਲੋਂ ਜ਼ਿਆਦਾ ਨੂੰ ਸਮਝ ਕੇ ਆਪਣੇ ਆਪ ਨੂੰ ਪੂਰੀ ਸਮਝ ਲੈਣ ਬਹੁਤੇ ਲੋਕ ਬਗੀ ਹੋ ਗਏ ਪਰਮੇਸ਼ਰ ਦੇ ਕਹਿੰਦੇ ਹੁੰਦਾ ਹੀ ਕੁਝ ਨਹੀਂ ਹੋ ਆਦਮੀ ਹੈ ਜੋ ਕੁਝ ਥੋੜੀ ਅਕਲ ਖਤਰਨਾਕ ਹੁੰਦੀ ਹੈ ਇਹ ਗੱਲ ਜਿਹੜੇ ਸਿਆਣੇ ਅੰਗਰੇਜ਼ ਨੇ ਉਹਨਾਂ ਨੇ ਵੀ ਮੰਨੀ ਹੈ ਉਹ ਜਿਹੜੇ ਇਹ ਗੱਲ ਮੰਨਦੇ ਨੇ ਇਹ ਲਿਟਲ ਨੌਲੇਜ ਜੇ ਡੇਂਜਰਸ ਥਿੰਗ ਉਹ ਰਤਨ ਨੇ ਉਹ ਵੀ ਜਿਹੜੇ ਫਲਸਫੀ ਜਾਣਦੇ ਨੇ ਇਹਨਾਂ ਸੱਚੀਆਂ ਗੱਲਾਂ ਕਹਿੰਦੇ ਉਹ ਵੀ ਰਤਨ ਨੇ ਪੂਰਾ ਗਿਆਨ ਚਾਹੇ ਨਹੀਂ ਹੈ ਉਹ ਰਤਨ ਨੇ ਉਹ ਵੀ ਜੇ ਉਹਨਾਂ ਨੂੰ ਗੁਰੂ ਮਿਲ ਜਾਂਦਾ ਪੂਰਾ ਗਿਆਨ ਹੋ ਸਕਦਾ ਸੀ ਪੂਰੇ ਗੁਰ ਕਾ ਉਪਦੇਸ਼ ਮਿਲ ਜਾਂਦਾ ਪੂਰਾ ਗਿਆਨ ਹੋ ਜਿੰਨਾ ਚਿਰ ਕਬੀਰ ਨੂੰ ਪੂਰਾ ਗਿਆਨ ਨਹੀਂ ਮਿਲਿਆ ਉਹਨਾਂ ਚਿਰ ਕਬੀਰ ਰਤਨ ਹੈ ਕੋਠੀ ਤੋਂ ਪ੍ਰਭਾਵਿਤ ਨਹੀਂ ਜਿਹੜਾ ਹੁੰਦਾ ਰਤਨ ਜੀਵਨ ਨੂੰ ਕੌਡੀ ਨਾਲ ਵੱਧ ਕੀਮਤ ਸਮਝਦਾ ਆਪਣੇ ਜੀਵਨ ਦੀ ਉਹ ਰਤਨ ਹੈ ਮਾਇਆ ਤੋਂ ਪ੍ਰਭਾਵਿਤ ਹੋ ਕੇ ਆਪਣਾ ਟਾਰਗੇਟ ਨਹੀਂ ਛੱਡਦਾ ਨਹੀਂ ਕਬੀਰ ਨੇ ਛੱਡਿਆ ਟਾਰਗੇਟ ਜਿਹਨੂੰ ਆਪਣੀ ਕੀਮਤ ਦਾ ਪਤਾ ਮੈਂ ਰਤਨ ਆਏ ਕੌਡੀ ਹੈ ਸੰਸਾਰ ਉਹ ਰਤਨ ਹੈ ਜਿਹੜਾ ਜਨਮ ਅਮੋਲ ਹੈ ਇਹ ਜਨਮ ਹੀਰਾ ਉਹ ਜਿਹੜਾ ਨਿਰਾਕਾਰੀ ਜਨਮ ਉਹ ਰਤਨ ਹੈ ਹੀਰੇ ਨਾਲ ਰਤਨ ਦੀ ਕੀਮਤ ਜ਼ਿਆਦਾ ਹੁੰਦੀ ਰਤਨ ਜਨਮ ਜੇ ਨਾ ਖਟਿਆ ਭਲੇ ਸੇ ਵਣਜਾਰੇ ਜਨਮ ਰਤਨ ਜਨ ਖਟਿਆ ਭਲੇ ਸੇ ਵਣਜਾਰੇ ਗੁਰੂ ਮੱਲਾ ਜੀ ਨੇ ਅਨੰਦ ਸਾਹਿਬ ਜੀ ਉਹ ਰਤਨ ਹੈ ਆ ਜਿਹੜਾ ਸਰੀਰ ਕਰਕੇ ਜਨਮ ਹੈ ਹੀਰਾ ਜਦ ਉਹਦੇ ਨਾਲ ਨਾਲੋਂ ਘੱਟ ਹੈ ਪਰ ਹੈ ਤਾਂ ਇਹ ਵੀ ਕੀਮਤੀ ਹਾਂ ਔਰ ਸੰਸਾਰ ਕੀ ਹੈ ਸੰਸਾਰ ਕੌਡੀ ਹੈ ਜੇ ਰਤਨ ਜਨਮ ਖੋ ਲਿਆ ਸਰੀਰ ਵੱਟੇ ਫਿਰ ਸਰੀਰ ਵੀ ਕੌਡੀ ਹੋਵੇ ਜੇ ਸਰੀਰ ਕਾਰਨ ਰਤਨ ਜਨਮ ਖੋਇਆ ਗਿਆ ਨਾ ਫਿਰ ਕੌਡੀ ਹੋਈ ਹੈ ਕੌਡੀ ਬਦਲੇ ਜਾਏ ਰੇ ਕੌਡੀ ਬਦਲੇ ਜਾਏਗਾ ਕੌਡੀ ਹੈ ਇਹਦੀ ਕੀਮਤ ਕੀ ਭਾਈ ਕੌਡੀ ਜਿਹੜੇ ਗੁਰਮਤ ਨੂੰ ਨਹੀਂ ਸਮਝਦੇ ਗੁਰਮਤ ਨੂੰ ਨਹੀਂ ਗ੍ਰਹਿਣ ਕਰਦੇ ਉਹਨਾਂ ਦਾ ਸਰੀਰ ਕੌਡੀ ਹੈ ਬਸ ਕੌਡੀ ਬਰਾਬਰ ਕੀਮਤ ਭਾਈ ਉਹਨਾਂ ਨੇ ਆਪਣੇ ਸਰੀਰ ਦੀ ਆਪਣੇ ਜਨਮ ਦੀ ਕਿੰਨੇ ਸਿਆਣੇ ਨੇ ਉਹ ਇਹ ਆਪਣੇ ਅੰਦਰ ਝਾਤੀ ਮਾਰ ਕੇ ਆਪੇ ਦੇਖ ਲੈਣ ਦੂਏ ਨੂੰ ਕਹਿਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਹੈ ਗੁਰਬਾਣੀ ਕਹਿ ਰਹੀ ਹੈ ਗੁਰਬਾਣੀ ਨੂੰ ਪੜੋ ਸਮਝੋ ਤੇ ਆਪਣੇ ਨੂੰ ਆਪੇ ਤੋਲ ਲੋ ਅੰਦਰ ਦੂਏ ਨੂੰ ਕਹਿਣ ਦੀ ਕੀ ਲੋੜ ਆਪ ਗੁਰਬਾਣੀ ਤੋਂ ਸਿਰ ਲੈ ਲਓ ਮੰਤਰਾਜੀ ਚਿੱਤ ਤੋਲਾ ਚਿੱਤ ਨੂੰ ਤੋਲਾ ਬਣਾਓ ਵਿਚਾਲੇ ਚਿੱਤ ਫੈਸਲਾ ਠੀਕ ਕਰੂਗਾ ਮਨ ਨਹੀਂ ਠੀਕ ਕਰਦਾ ਫੈਸਲਾ ਮਨ ਨੂੰ ਤਕੜੀ ਬਣਾਓ ਹਾਂਜੀ ਗਾਵੇ ਮਹਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਦੇਖੋ ਖੰਡ ਮੰਡਲ ਵਰ ਭੰਡਾ ਲਫ਼ਜ਼ ਵਰਤਿਆ ਪਰ ਮੰਡਾ ਨਹੀਂ ਵਰਤਿਆ ਮੰਡਾ ਨਹੀਂ ਵਰਤਿਆ ਲਫ਼ਜ਼ ਪਰ ਮੰਡਾ ਚੇਤਨ ਹੈ ਪਰ ਭੰਡਾ ਜੜ ਹੈ ਖੰਡ ਮੰਡਲ ਵਰ ਭੰਡਾ ਜਿੰਨੇ ਪਲੈਨਟ ਨੇ ਗੋੜ ਆਕਾਰ ਦੇ ਬਣਾਏ ਹੋਏ ਮਾਇਆ ਦੇ ਕਿਸੇ ਨੇ ਮਾਇਆ ਦੇ ਵਿਖਣ ਮੰਡਲ ਗੋਲਾਕਾਰ ਬਰਪੰਡ ਦੇ ਮਾਇਆ ਦੇ ਬਰਪੰਡ ਮਾਇਆ ਹੈ ਬ੍ਰਹਮੰਡ ਮਾਇਆ ਨਹੀਂ ਹੁੰਦਾ ਬ੍ਰਹਮੰਡ ਨਾਲ ਵੀ ਖੰਡ ਲੱਗਦਾ ਬ੍ਰਹਮੰਡ ਵੀ ਖੰਡ ਹੈ ਹਿੱਸਾ ਹੈ ਟੁਕੜਾ ਹੈ ਦਾੜ ਹੈ ਨਾ ਜਿਹੜਾ ਪੂਰਾ ਨਹੀਂ ਹੁੰਦਾ ਉਹਨੂੰ ਟੁਕੜਾ ਕਹਿੰਦੇ ਜਿੰਨਾ ਜੇ ਪੂਰਾ ਨਹੀਂ ਹੈ ਉਹਨਾਂ ਜੇ ਟੁਕੜਾ ਹੀ ਹੈ ਛੋਟਾ ਹੈ ਅੰਸ਼ ਹੈ ਕੋ ਕਬੀਰ ਤੂੰ ਰਾਮ ਕੀ ਅੰਸ਼ ਇਹ ਵੀ ਮਾਇਆ ਦੇ ਟੁਕੜਾ ਹੀ ਨੇ ਮਾਇਆ ਦੀ ਰਚਨਾ ਕਿੱਥੇ ਤੱਕ ਹੈ ਇਹ ਭੰਡਾ ਹੈ ਬਰਪੰਡ ਲਫ਼ਜ਼ ਹਿੰਦੀ ਦੀ ਡਿਕਸ਼ਨਰੀ 'ਚ ਹੈ ਉਹ ਨਹੀਂ ਬਰਮੰਡ ਨੂੰ ਬਰਪੰਡੇ ਬਣਾਤਾ ਉਹਨਾਂ ਨੇ ਗਿਆਨ ਗਵਾਉਣਾ ਸੀ ਨਾ ਜਾਣ ਕੇ ਪੰਡਤ ਪਾੜੀ ਬਾੜ ਬ੍ਰਹਮੰਡ ਦਾ ਗਾਇਬ ਕਰਤਾ ਬ੍ਰਹਮੰਡ ਦਾ ਅਰਥ ਵੀ ਐਸੇ ਲਿਖਦਾ ਬ੍ਰਹਮ ਜਮਾਂਡ ਬ੍ਰਹਮੰਡ ਨੂੰ ਵਰਤਿਆ ਜਾਂਦਾ ਆ ਸ੍ਰਿਸ਼ਟੀ ਦੀ ਰਚਨਾ ਵਾਸਤੇ ਬ੍ਰਹਮੰਡ ਨਾਲ ਕੰਨਾ ਹੋਲ ਲੈ ਲਿਆ ਮੂਰਖਾਂ ਨੇ ਕੰਨਾ ਹੈ ਨਹੀਂ ਕਦੇ ਡਿਕਸ਼ਨਰੀ 'ਚ ਕੰਨਾ ਲਾ ਕੇ ਬੋਲਣ ਲੱਗੇ ਵਿਦਵਾਨ ਕੋਲੋਂ ਇਹਨਾਂ ਨੂੰ ਇਹੀ ਨਹੀਂ ਪਤਾ ਬ੍ਰਹਮੰਡ ਦਾ ਕੰਨਾ ਲੱਗੇ ਨਹੀਂ ਸਕਦਾ ਕਿਵੇਂ ਲੱਗ ਜੂਗਾ ਪਰ ਮੂਰਖਾਂ ਦਾ ਕੀ ਹੁੰਦਾ ਜੋ ਮਰਜ਼ੀ ਲਈ ਗਿਆ ਜਿਨ੍ਹਾਂ ਨੇ ਵਿਦਿਆ ਵਿਚਾਰੀ ਨਹੀਂ ਉਹਨਾਂ ਖਾਤਰ ਵਿਦਿਆ ਪਰਪਕਾਰੀ ਵੀ ਨਹੀਂ ਬਣੀ ਉਹਨਾਂ ਨੇ ਆਪਣੀ ਅਕਲ ਦਾ ਨਾਸ ਕਰ ਲਿਆ ਉਹਨਾਂ ਦੀ ਅਕਲ ਦਾ ਨਾਸ ਕਰਤਾ ਵਿਦਿਆ ਵਿਦਿਆ ਇੱਕ ਐਸੀ ਛੁਰੀ ਹੈ ਜਿਹੜੀ ਅਕਲ ਦਾ ਨਾਸ ਵੀ ਕਰ ਦਿੰਦੀ ਹੈ ਅਕਲ ਨੂੰ ਤਰਾਸ਼ ਵੀ ਦਿੰਦੀ ਹੈ ਤਰਾਸ਼ ਵੀ ਦਿੰਦੀ ਹੈ ਜਿਹੜੀ ਇਹ ਤੇ ਮੈਲ ਨੂੰ ਲਾ ਕੇ ਚਮਕਾ ਵੀ ਦਿੰਦੀ ਹੈ ਔਰ ਇਹਦਾ ਨਾਸ ਵੀ ਕਰ ਦਿੰਦੀ ਹੈ ਐਸੀ ਸ਼ੁਰੂ ਹੈ ਅਕਲ ਦਾ ਨਾਸ ਹੋ ਗਿਆ ਜੀ ਦਾ ਬ੍ਰਹਮੰਡ ਲਫ਼ਜ਼ ਜਿਹੜਾ ਹੈਗਾ ਮਾਇਆ ਵਾਸਤੇ ਖੰਡ ਮੰਡਲ ਬ੍ਰਹਮੰਡਾ ਜਿੰਨੇ ਪਲੈਨਟ ਨੇ ਸਭ ਤੇਰੇ ਕਾਬੂ 'ਚ ਨੇ ਪਕੜ 'ਚ ਨੇ ਤੇਰੇ ਹੁਕਮ 'ਚ ਨੇ ਇਹ ਗਾਉਂਦੇ ਨਹੀਂ ਅਣਚੇਤਨ ਨਹੀਂ ਹਨ ਕਰ ਕਰ ਰੱਖੇ ਧਾਰੇ ਤਾਂ ਕੇ ਬਣਾ ਕੇ ਆਪਣੇ ਸੂਚ ਪਰੋ ਕੇ ਰੱਖੇ ਨੇ ਗਾਵੇ ਲਗੇ ਮੂਰੇ ਹਾਂ ਗਾਵੇ ਲੱਗੂ ਉਹ ਆਪਣੀ ਭਾਸ਼ਾ ਜਗਾਉਂਦੇ ਨੇ ਜੇ ਧਰਤੀ ਹੁਕਮ ਦੇ ਵਿੱਚ ਵਧੀ ਹੋਈ ਹੈ ਇੰਜਣ ਚੱਲਦਾ ਚੱਲਦਾ ਨਾ ਸਟਾਰਟ ਕਰ ਰਿਹਾ ਪੁਰਜੇ ਘੁੰਮਦੇ ਨੇ ਨਾਟ ਉੱਤੇ ਖੜਾ ਬੰਨੀ ਇਹ ਗੌਂਦਾ ਜਾਂ ਹੁਕਮ ਜਾਂ ਬਣੀ ਜਿੰਨਾ ਜਰ ਹੁਕਮ ਜਾਂ ਚੱਲਦਾ ਜਾਂ ਹੁਕਮ ਦੇ ਹੋਇਆ ਜਦ ਐਕਸੀਡੈਂਟ ਹੋ ਜਾਂਦਾ ਚੇਤਨ ਨਹੀਂ ਹਣ ਹੁਕਮ ਦੇ ਵਿੱਚ ਨੇ ਆਰਡਰ ਦੇ ਵਿੱਚ ਨੇ ਗਾਵੇਂ ਗਾਉਂਦਾ ਤਾਂ ਉਹਨਾਂ ਦਾ ਗਾਉਣਾ ਹੁਕਮ 'ਚ ਰਹਿਣਾ ਹੀ ਹੁਕਮ 'ਚ ਰਹਿਣਾ ਗੌਣਾ ਚੇਤਨ ਨਹੀਂ ਗਾ ਸਕਦਾ ਜੜ ਨਹੀਂ ਸਕਦਾ ਹਾਂ ਜੜ ਨਹੀਂ ਗਾ ਸਕਦਾ ਚੇਤਨ ਗਾ ਸਕਦਾ ਚੇਤਨ ਕਿਹੜਾ ਠੀਕ ਗਾਉਂਦੇ ਨੇ ਸਾਰੇ ਆਜੂ ਰਿਜ਼ਲਟ ਆਊਗਾ ਉਹਨਾਂ ਦਾ ਭਾਵੇਂ ਸਾਰੇ ਤੇਰੇ ਹੁਕਮ ਵਿੱਚ ਨੇ ਖੰਡ ਮੰਡਲ ਬਲ ਪੱਡਾ ਕਰ ਕਰ ਰੱਖੇ ਤੇਰੇ ਧਾਰੇ ਜਿਹੜੇ ਤਾਂ ਬਣਾ ਕੇ ਰੱਖੇ ਨੇ ਆਪਣੇ ਹੁਕਮ 'ਚ ਸਹੀ ਤੋਂ ਬਣਾਓ ਨਾ ਆ ਦੇਖੋ ਆ ਰਿਜ਼ਲਟ ਹੈ ਸਹੀ ਰਿਜ਼ਲਟ ਆ ਹੈ ਪਰ ਅਸਲ ਵਿੱਚ ਉਹੀ ਗਾਉਂਦੇ ਨੇ ਜੋ ਤੁਧ ਪਾਵਣ ਜਿਨ੍ਹਾਂ ਦਾ ਗਾਉਣਾ ਦਰਗਾਹ ਕਬੂਲ ਹੈ ਇਹਨਾਂ ਦਾ ਗਾਉਣਾ ਦਰਗਾਹ ਕਬੂਲ ਨਹੀਂ ਹੈ ਕਿਸੇ ਦਾ ਵੀ ਉਹ ਤਾਂ ਹੁਕਮ ਦੇ ਬੰਦੇ ਨੇ ਚੱਲਦੇ ਨੇ ਕਿਸੇ ਦਾ ਜਿੰਨੇ ਹੁਣ ਤੱਕ ਕਹੇ ਨੇ ਗਾਉਣੇ ਵਾਲੇ ਕਿਸੇ ਦਾ ਦਰਗਾਹ ਕਬੂਲ ਨਹੀਂ ਆ ਗਾਉਣਾ ਤੇਰੀ ਦਰਗਾਹ ਮੁਤਾਬਕ ਉਹੀ ਗਾਉਂਦੇ ਨੇ ਜੋ ਤੁਧ ਭਾਵਣ ਜਿਨ੍ਹਾਂ ਦਾ ਗਾਉਣਾ ਤੇਰੇ ਦਰਗਾਹ 'ਚ ਕਬੂਲ ਹੈ ਭਗਤੀ ਸਾਰੇ ਕਰਦੇ ਨੇ ਭਗਤੀ ਉਹ ਕਬੂਲ ਹੈ ਜਿਹੜੀ ਦਰਗਾਹ 'ਚ ਕਬੂਲ ਹੈ ਦਾਨ ਉਹ ਕਬੂਲ ਹੈ ਜਿਹੜਾ ਦਰਗਾਹ 'ਚ ਕਬੂਲ ਹੈ ਨਾਮ ਉਹ ਕਬੂਲ ਹੈ ਜਿਹੜਾ ਦਰਗਾਹ 'ਚ ਕਬੂਲ ਹੈ ਜਦ ਉਹ ਕਬੂਲ ਹੈ ਜਿਹੜਾ ਦਰਗਾਹ 'ਚ ਕਬੂਲ ਹੈ ਉਹੀ ਤਾਂ ਦੱਸਿਆ ਉਹ ਦੱਸਿਆ ਕੀ ਦਰਗਾਹ ਦਾ ਮੈਸੇਜ ਹੈ ਬਾਕੀ ਸਭ ਭਗਤੀਆਂ ਜਿਹੜੀਆਂ ਬੇਕਾਰ ਬਾਕੀ ਸਭ ਨਾਮ ਬੇਕਾਰ ਬਾਕੀ ਸਭ ਜਪ ਬੇਕਾਰ ਬਾਕੀ ਸਭ ਤਪ ਬੇਕਾਰ ਅਸੰਖ ਜਪ ਅਸੰਖ ਪਉ ਅਸੰਖ ਤਪ ਸਾਰੇ ਅਸੰਖ ਨੇ ਇੱਕ ਤਪ ਸਿਰਫ ਕਾਮਯਾਬ ਹੈ ਇੱਕ ਜਪ ਕਾਮਯਾਬ ਹੈ ਦੂਜਾ ਹੈ ਹੀ ਨਹੀਂ ਉਸ ਨੂੰ ਔਕੜ ਲੱਗਿਆ ਹੈ ਜਾਂ ਤਾਂ ਨੂੰ ਔਕੜ ਹੈ ਨਾ ਇੱਕੋ ਹੀ ਕਬੂਲ ਹੈ ਨਿਰਗਾਹ ਦੂਜਾ ਕਬੂਲ ਹੈ ਨਹੀਂ ਇੱਕੋ ਭਗਤੀ ਕਬੂਲ ਹੈ ਦੂਜੀ ਹੈ ਹੀ ਨਹੀਂ ਕਬੂਲ ਇੱਕੋ ਹੀ ਮਾਰਗ ਹੈ ਦੂਜਾ ਮਾਰਗ ਹੈ ਕੋਈ ਨਹੀਂ ਫਾਂਸਨ ਕੀ ਮਿਲੀ ਬਾਕੀ ਸਭ ਜਪ ਤਪ ਭਗਤੀਆਂ ਫਸਾਉਣ ਵਾਲੀਆਂ ਨੇ ਛਡਾਉਣ ਵਾਲੀ ਇੱਕੋ ਹੀ ਹੈ ਗੁਰਮਤਿ ਉਹ ਉਹਨਾਂ ਦੇ ਜਪ ਨੇ ਉਹਨਾਂ ਦੇ ਦਾਨ ਨੇ ਉਹਨਾਂ ਦੇ ਸਭ ਕੁਝ ਹੈ ਫਸਾਉਣ ਵਾਲੀਆਂ ਭਗਤੀਆਂ ਔਰ ਗੱਲ ਕਿੱਥੇ ਦੀ ਹੈ ਮਾਇਆ ਦੇ ਅੰਦਰ ਅੰਦਰ ਦੀ ਗੱਲ ਹੋਣਾ ਮਾਇਆ ਦੇ ਬਾਹਰ ਵਾਲੀ ਗੱਲ ਨਹੀਂ ਹੋਣਾ ਕੋਲ ਨਿਰਾਕਾਰ ਦੀ ਸੋਚੀ ਨਹੀਂ ਉੱਥੇ ਉੱਥੇ ਸਿਰਫ ਜ਼ਿਆਦਾ ਦੇ ਜ਼ਿਆਦਾ ਮੁਕਤੀ ਦੀ ਗੱਲ ਹੋਣਾ ਕੋਈ ਹੋਰ ਕੁਝ ਨਹੀਂ ਮੁਕਤੀ ਤੋਂ ਬਾਅਦ ਸੁਰਗ ਸੁਰਗ ਹੁੰਦਾ ਹੀ ਨਹੀਂ ਮੁਕਤੀ ਤੋਂ ਬਾਅਦ ਸੁਰਗ ਜੰਨਤ ਜੰਨਤ ਹੁੰਦਾ ਹੀ ਨਹੀਂ ਫਿਰ ਉਹਨਾਂ ਦਾ ਗਿਆਨ ਪੂਰਾ ਹੈ ਸੁਰਗ ਤਾਂ ਕੰਡੈਮ ਕਰਦਾ ਗੁਰਬਾਣੀ ਦਾ ਮੰਦੀ ਉਹਨੂੰ ਸੁਰਗ ਹੁੰਦਾ ਸੁਰਗ ਵੀ ਇੱਥੇ ਨਰਕ ਵੀ ਇੱਥੇ ਉਹਨਾਂ ਦਾ ਗਿਆਨ ਫਿਰ ਲੈ ਸੁਰਗ ਨਰਕ ਵਾਲਿਆਂ ਦਾ ਉਹਨਾਂ ਕੋਲ ਗਿਆਨ ਹੀ ਨਹੀਂ ਹੈ ਗਾਉਂਦੇ ਜ਼ਰੂਰ ਨੇ ਭਗਤੀ ਜ਼ਰੂਰ ਕਰਦੇ ਨੇ ਆ ਇੱਕ ਬਖਤੀ ਹੈ ਸਿਰਫ ਕਬੂਲ ਇੱਥੋਂ ਜਾ ਹਾਂ ਚੰਗੇ ਆਦਮੀ ਬਣ ਸਕਦੇ ਨੇ ਚੰਗੇ ਆਦਮੀ ਬਣਨ ਦਾ ਉਪਦੇਸ਼ ਹੈ ਕਿਸੇ ਨਾਲ ਠਗੀ ਨਾ ਕਰੋ ਸੱਚ ਬੋਲੋ ਜਿਸ ਜਿਹੇ ਜਿਹਾ ਤੁਹਾਨੂੰ ਚਾਹੀਦਾ ਉਹ ਜਿਹਾ ਵਿਹਾਰ ਕਰੋ ਦੂਜੇ ਨਾਲ ਜਿਹੇ ਜਿਹਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਵਧੀਆ ਆਦਮੀ ਬਣਨ ਦੀਆਂ ਗੱਲਾਂ ਜ਼ਰੂਰ ਨੇ ਨੇਕ ਆਦਮੀ ਬਣਾਉਣ ਦੀ ਬਣਾਉਣ ਤੱਕ ਭਗਤੀ ਨੇਕ ਬਣ ਕੇ ਭਗਤੀ ਅਸਲੇ ਸ਼ੁਰੂ ਹੈ ਤਾਂ ਹੁੰਦੀ ਅਸਲ ਜੇ ਨੇਕ ਬਣਦੀ ਭਗਤੀ ਨਹੀਂ ਨੇਕ ਬਣਦੀ ਸਿੱਖਿਆ ਨੇਕ ਬਣਦੀ ਸਿੱਖਿਆ ਹੀ ਹੁੰਦੀ ਹੈ ਭਗਤੀ ਨਹੀਂ ਨੇਕ ਆਦਮੀ ਹੀ ਭਗਤੀ ਕਰ ਸਕਦਾ ਉਹ ਭਗਤੀ ਕਰਨ ਦੇ ਕਾਬਲ ਬਣਾਉਂਦੀਆਂ ਨੇ ਬਾਕੀ ਬੱਤਾਂ ਭਗਤੀ ਤਾਂ ਉਹਨਾਂ 'ਚ ਹੈ ਉਹ ਨਹੀਂ ਉਹ ਨੂੰ ਭਗਤੀ ਮੰਨਦੇ ਨੇ ਭਗਤੀ ਇੱਕ ਮੰਨੀ ਹੈ ਗੁਰਮਤਿ ਰਾਮ ਭਗਤੀ ਅਣਿਆਲੇ ਤੀਰ ਭਗਤੀ ਕੋਈ ਆਰਾਮ ਨਹੀਂ ਆ ਗੁਰਮਤ ਪਰ ਇਹਦਾ ਅਣਿਆਲੇ ਤੀਰ ਨੇ ਪਰੋਸ ਦੀ ਨਹੀਂ ਹੈਗੀ ਇਹ ਤਾਂ ਥਪੜਾਈ ਕਰਦੀ ਹੈ ਇਹ ਤਾਂ ਅਣਿਆਲੇ ਤੀਰ ਮਾਰਦੀ ਹੈ ਜਿਹਨੂੰ ਲੋੜ ਹੈ ਮੰਨੇ ਜਿਹਨੂੰ ਨਹੀਂ ਲੋੜ ਨਾ ਮੰਨੇ ਇਹਨੂੰ ਕੋਈ ਲੋੜ ਨਹੀਂ ਹੈ ਸੱਚਖੰਡ ਵਾਲੇ ਨੂੰ ਕੋਈ ਲੋੜ ਨਹੀਂ ਹੈ ਅਵਰਾਸ਼ੀ ਰਾਜ ਦੇੜਾ ਹੈ ਲੈਣਾ ਨਹੀਂ ਸੋਚੇ ਕੁਝ ਉਹਨਾਂ ਨੇ ਜੇ ਤਾਂ ਉਹਨਾਂ ਨੇ ਕੋਈ ਲੈਣਾ ਹੋਵੇ ਤੋਂ ਤਾਂ ਲੋੜ ਹੋਵੇ ਤੁਹਾਨੂੰ ਕੋਈ ਦੇਣਾ ਹੀ ਆ ਜਿਹਨੂੰ ਲੈਣਾ ਹੋਵੇ ਉਹ ਉਹਨਾਂ ਦੀ ਹੁੰਦੀ ਹੈ ਸੀ ਵਾਲੀ ਭਗਤੀ ਉਹਨਾਂ ਦਾ ਦੇਣਾ ਹੀ ਦੇਣਾ ਹੁਣ ਇੱਥੇ ਵੀ ਦੇ ਰਹੇ ਨੇ ਗਾਂ ਵੀ ਦੇਣਾ ਹੀ ਕੁਝ ਜਿਹਨੇ ਕੋਈ ਦੇਣਾ ਹੀ ਦੇਣਾ ਹੋਵੇ ਉਹ ਸੀ ਕਿਉਂ ਕਰੇ ਬਈ ਸੀ ਉਹ ਕਰਦੇ ਜਿਹਨਾਂ ਕੋਲ ਲੈਣਾ ਹੈ ਗਾਹਕ ਬਣਾਉਣੇ ਨੇ ਜਿਨ੍ਹਾਂ ਨੇ ਉਹਦਾ ਕਹਿੰਦੇ ਤਨ ਮਨ ਤਨ ਸਭ ਸਭ ਗੁਰ ਕੋ ਧਨ ਦਾ ਇੱਥੇ ਅਰਥ ਸੰਸਾਰੀ ਧਨ ਨਹੀਂ ਹੈ ਸੰਸਾਰੀ ਧਨ ਇਹਦਾ ਹੀ ਨਹੀਂ ਹੈ ਤੇਰਾ ਗਿਆਨ ਹੈ ਜਿਹੜਾ ਉਹੀ ਧਨ ਹੈ ਕਿੰਨਾ ਖੋਟਾ ਹੈ ਕਿੰਨਾ ਖਰਾ ਹੈ ਅਸੀਂ ਫੈਸਲਾ ਕਰਮਤ ਫੈਸਲਾ ਕਰੂਗੇ ਜਿਹੜਾ ਖਰਾ ਰੱਖ ਲਾਂਗੇ ਖੋਟਾ ਪਾ ਛੱਡ ਲਾਂਗੇ ਜਾ ਕੇ ਤੂੰ ਇਹ ਦਖਲ ਦੇ ਸਕਦਾ ਵੀ ਗੱਲ ਮੈਂ ਸੁਣੀ ਸੀ ਗਲਤ ਹੈ ਠੀਕ ਹੈ ਗੁਰਬਾਣੀ ਜਿਹਨੂੰ ਠੀਕ ਸਮਝੂਗੀ ਰੱਖ ਲੂਗੀ ਗੱਲ ਨੂੰ ਬਾਕੀ ਘੜ ਘੜ ਬਾਹਰ ਛੱਡੀ ਜਾਊ ਇਹ ਸਾਰੇ ਹੀ ਬਾਹਰ ਛੱਡ ਦੂ ਦੁਬਾਰਾ ਜਿਹੜਾ ਖਰਾ ਆਪੇ ਪੈ ਜਾਊਗਾ ਵਿੱਚ ਖਰੇ ਤੇ ਜਿਹੜਾ ਖਰਾ ਵਿੱਚ ਹੀ ਹੋਊਗਾ ਜਿਹੜੀ ਤੇਰੀ ਬਣਾਉਤ ਖਰੀ ਹੈ ਵਿੱਚ ਹੀ ਆ ਜਾਣੀ ਆ ਕਿਧਰੇ ਨਹੀਂ ਜਾਂਦੀ ਇਸ ਗੱਲ ਨੂੰ ਨਹੀਂ ਮੰਨਦਾ ਜੋ ਧਰ ਮੇਰਾ ਉਹ ਮੈਂ ਉਹਨੂੰ ਛੱਡ ਦਵਾਂ ਤੇ ਬੜਾ ਔਖਾ ਆਪਣੀਆਂ ਮੱਤਾਂ ਨੂੰ ਨਹੀਂ ਛੱਡ ਕੇ ਰਾਜੀ ਆਪਣੀ ਮੱਤ ਹੈ ਉਹਦੀ ਤਾਂ ਨਹੀਂ ਛੱਡ ਕੇ ਰਾਜੀ ਇਹ ਨਹੀਂ ਮੰਨਦਾ ਮੇਰੀ ਮਤ ਥੋੜੀ ਰਾਮ ਇਹ ਨਹੀਂ ਮੰਨਦਾ ਬੰਦਾ ਕੁਝ ਨਹੀਂ ਸਮਰੱਥ ਦੀ ਮਤ ਲੈਣ ਵਾਸਤੇ ਥੋੜੀ ਮਤ ਦਾ ਤਿਆਗ ਨਹੀਂ ਕਰਦਾ ਫਿਰ ਕਿੱਡਾ ਵਿਸਾਣਾ ਹੋਇਆ ਉਹ ਕਹਿੰਦਾ ਇਹ ਕਿ 47 ਦੇ ਦਿੰਦੇ ਲਾਠੀ ਛੱਡਦੇ ਲਾਠੀ ਨਹੀਂ ਕਹਿੰਦਾ ਛੱਡਣੀ ਲਾਠੀ ਜਲਾਏਗਾ ਇਹ ਕਿ 47 ਜਲਾਏਗਾ ਉਹਨੂੰ ਦੋ ਹੱਥ ਲੱਗਦੇ ਨੇ ਤਾਂ ਚੱਲਦੀ ਹੈ ਉਹਦਾ ਦੋ ਹੱਥ ਲੱਗਦੇ ਨੇ ਤਾਂ ਚੱਲਦੀ ਹੈ ਲਾਠੀ ਇਕੱਲੇ ਨਾਲ ਵੀ ਚੱਲ ਜਾਂਦੀ ਹੈ ਇਹ ਜਿਹੜੀ ਮਤ ਦਾ ਇਕੱਲੇ ਮਨ ਨਾਲ ਚੱਲੀ ਜਾਂਦੀ ਹੈ ਉਹ ਦੂਏ ਦੀ ਲੋੜ ਨਹੀਂ ਹੈ ਇਹ ਦੋਹਾਂ ਨਾਲ ਚੱਲਦੀ ਹੋਈ ਨਹੀਂ ਇਹ ਮਤ ਨਹੀਂ ਚੱਲਦੀ ਮਾਨਾ ਚਿੱਤੇ ਇਕੱਠੇ ਲੱਗੇ ਬਿਨਾ ਇਹ ਚੱਲਦੀ ਹੈ ਤਾਂ ਦੋਏ ਲੱਗਣਗੇ ਤਾਂ ਚੱਲਦੀ ਹੈ ਫੇਰ ਵੀ ਸਾਰਾ ਧਿਆਨ ਨਿਸ਼ਾਨਾ ਹੋਊਗਾ ਪੂਰਾ ਅਡੋਲ ਹੋ ਕੇ ਨਿਸ਼ਾਨੇ ਤੇ ਜਾਊ ਜਾਂ ਕੰਬਦਾ ਨਿਸ਼ਾਨੇ ਤੇ ਵੀ ਨਹੀਂ ਜਾਣੀ ਫਿਰ ਨਿਸ਼ਾਨਾ ਨਿਸ਼ਾਨਾ ਤਾਂ ਹੋਊ ਜੇ ਸਾਰਾ ਅਡੋਲ ਹੋ ਜਾਏਗਾ ਤੂੰ ਅਡੋਲ ਹੋਏ ਤੇ ਨਿਸ਼ਾਨੇ ਤੇ ਜਾਊ ਇਹ ਔਖੀ ਹੈ ਗੱਲ ਨਿਰਤਾ ਹੋਏ ਪਰ ਹਾਂ ਇਹ ਤਾਂ ਕੀ ਹੈ ਤਾਂ ਦੁਆ ਤਾਂ ਮੈਨੂੰ ਜਲਦੀ ਹੋ ਰਹੀ ਹੈ ਉਹ ਇੱਕ ਨਾਲ ਚਲੀ ਜਾਂਦੀ ਉਹਦਾ ਫਿਰ ਰੋਣਾ ਨਹੀਂ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਦੇ ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਕੇਵਲ ਦਰਗਾਹ ਵਿੱਚ ਗਾਉਣਾ ਉਹਨਾਂ ਦਾ ਕਬੂਲ ਹੈ ਅਸਲ ਵਿੱਚ ਉਹੀ ਗਾ ਰਹੇ ਨੇ ਤੈਨੂੰ ਜੋ ਤੁਧ ਭਾਵਨ ਜਿਨ੍ਹਾਂ ਦਾ ਗਾਉਣਾ ਦਰਗਾਹ ਤੈ ਕਬੂਲ ਕਰ ਉਹ ਕੌਣ ਨੇ ਰੱਤੇ ਤੇਰੇ ਭਗਤ ਰਸਾਲੇ ਤੇਰੇ ਰੰਗ ਚ ਰੰਗੇ ਹੋਏ ਰੱਤੇ ਤੇਰੇ ਤੇਰੇ ਰੰਗ ਚ ਰੰਗੇ ਹੋਏ ਤੇਰੇ ਭਗਤ ਰਸਾਲੇ ਜਿਨ੍ਹਾਂ ਵਿੱਚ ਨਾਮ ਰਸ ਹੈ ਨਾਮ ਦਾ ਰਸ ਹੈ ਨਾਮ ਰਸ ਨਾਲ ਭਰਪੂਰ ਰਸਾਲੇ ਰੱਤੇ ਤੇਰੇ ਭਗਤ ਰਸਾਲੇ ਇਹਨਾਂ ਦਾ ਗਾਉਣਾ ਕਬੂਲ ਹੈ ਬਾਕੀ ਕਿਸੇ ਦਾ ਵੀ ਕਬੂਲ ਨਹੀਂ ਸਾਰਾ ਸੰਸਾਰ ਇਹ ਗਾਉਂਦਾ ਕੀ ਜੜ ਕੀ ਚੇਤਨ ਸਾਰੇ ਨੇ ਤੇਰੇ ਹੁਕਮ ਚ ਸਾਰੇ ਹੁਕਮ ਚ ਨੇ ਪਰ ਕਬੂਲ ਉਹਨਾਂ ਦਾ ਹੈ ਹੁਕਮ ਦੇ ਵਿੱਚ ਰਹਿਣਾ ਜਿਨ੍ਹਾਂ ਨੇ ਹੁਕਮ ਪਛਾਣ ਕੇ ਰਹਿੰਦੇ ਨੇ ਹੁਕਮ ਨੂੰ ਪਛਾਣ ਕੇ ਹੁਕਮ ਨੂੰ ਬੁੱਝ ਕੇ ਹੁਕਮ 'ਚ ਰਹਿੰਦੇ ਨੇ ਉਹਨਾਂ ਦਾ ਰਹਿਣਾ ਕਬੂਲ ਹੈ ਬਾਕੀ ਤਾਂ ਬਿਨਾਂ ਬੁੱਝੇ ਤੇ ਹੀ ਨੇ ਬਾਕੀ ਤਾਂ ਜ਼ਬਰਦਸਤੀ ਉਹ ਰੱਖੇ ਹੋਏ ਨੇ ਹੁਕਮ 'ਚ ਰੱਖੇ ਹੋਏ ਨੇ ਹੁਕਮ 'ਚ ਰਹਿੰਦੇ ਨਹੀਂ ਹੁਕਮ 'ਚ ਇੱਕ ਰੱਖਾ ਰੱਖਣਾ ਹੁੰਦਾ ਕਿ ਰਹਿਣਾ ਹੁਕਮ 'ਚ ਇੱਕ ਹੁਕਮ ਜਿ ਰੱਖਿਆ ਹੋਇਆ ਹੈ ਇੱਕ ਹੁਕਮ ਜਿ ਰਹਿੰਦਾ ਹੀ ਹੁਕਮ ਉਹਨੂੰ ਹੁਕਮ ਮਿੱਠਾ ਲੱਗਦਾ ਹੁਕਮ ਨੂੰ ਛੱਡਦਾ ਨਹੀਂ ਟੁੱਟਦਾ ਨਹੀਂ ਇੱਕ ਦਾ ਖਤਰਾ ਹੈ ਛੱਡ ਦੇਣ ਦਾ ਉਹ ਪ੍ਰੈਸ਼ਰ ਨਾਲ ਰੱਖਿਆ ਹੋਇਆ ਉਹਦਾ ਨਟ ਬੋਲਟ ਕੱਸ ਕੇ ਰੱਖਿਆ ਹੋਇਆ ਉਹਦਾ ਟੈਂਡ ਕਰਕੇ ਰੱਖਿਆ ਹੋਇਆ ਨਹੀਂ ਉਹ ਤਾਂ ਵਿਖਰ ਜਵੇ ਦੋਹਾਂ ਦਾ ਫਰਕ ਹੈ ਰਹਿਣ ਇੱਕ ਤਾਂ ਮਜਬੂਰੀ ਨੂੰ ਰਹਿੰਦਾ ਹੁਕਮ 'ਚ ਇਹ ਖੁਸ਼ੀ ਨਾਲ ਰਹਿੰਦਾ ਮਿੱਠਾ ਲੱਗਦਾ ਭਾਣਾ ਦੋਹਾਂ 'ਚ ਫਰਕ ਹੈ ਇੱਕ ਤਾਂ ਡਰਦਾ ਹੁਕਮ ਮੰਨਦਾ ਸਰਕਾਰ ਦਾ ਇਹ ਖੁਸ਼ੀ ਨਾਲ ਹੁਕਮ ਮੰਨਦਾ ਸਰਕਾਰ ਦਾ ਦੋਹਾਂ 'ਚ ਫਰਕ ਹੈ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਹੋਰ ਕਿਤੇ ਗਾਉਂਦੇ ਹੋਣੇ ਨੇ ਬਾਕੀ ਹੋਰ ਧਰਤੀਆਂ ਜਿਹੜੀਆਂ ਨੇ ਮੈਂ ਤਾਂ ਇਹ ਧਰਤੀ ਦੀ ਗੱਲ ਕੀਤੀ ਜਿੱਦੇ ਏਰੀਏ 'ਚ ਅਸੀਂ ਰਹਿੰਦੇ ਆ ਮੇਰਾ ਨਾਲ ਜਿਹੜਾ ਕੁਝ ਹੈ ਉਹੀ ਗੱਲ ਕੀਤੀ ਹੈ ਉਹੀ ਕਰਨ ਦੀ ਲੋੜ ਸੀ ਉਹੀ ਅਸੀਂ ਸਮਝ ਸਕਦੇ ਹੋਰ ਕਿੰਨੇ ਉਪਾਉਂਦੇ ਹੋਣਗੇ ਇਹਦੇ ਇਲਾਵਾ ਉਹ ਮੈਨੂੰ ਪਤਾ ਨਹੀਂ ਸੇ ਮੈਂ ਚਿਤਨਾਵਣ ਉਹ ਮੇਰੇ ਚੇਤੇ ਤੋਂ ਬਾਹਰ ਨੇ ਮੈਂ ਦੇਖੇ ਨਹੀਂ ਜਦ ਜਦ ਦੇਖਾ ਤਾਂ ਜੋ ਚੀਜ਼ ਮੈਂ ਦੇਖੀ ਹੈ ਉਸੇ ਨੂੰ ਮੈਂ ਕਹਿ ਸਕਦਾ ਜੋ ਦੇਖਿਆ ਹੀ ਨਹੀਂ ਮੈਂ ਕਿ ਮੈਂ ਕਹਿ ਹੁਣ ਦੱਸੋ ਵੀ ਕਿੰਨਾ ਗਿਆਨ ਹੈ ਸਾਡਾ ਗੁਰਬਾਣੀ ਰਹਿ ਗਿਆ ਨਾ ਕਣਕਾ ਬਣ ਗਿਆ ਨਾ ਕਣਕਾ ਇੱਥੇ ਆ ਕੇ ਸੇ ਮੈਂ ਚਿਤਨਾ ਆਵਣ ਜੇ ਅਸੀਂ ਇਹਨੂੰ ਸਾਇੰਸ ਮੰਨ ਲਈਏ ਸਾਇੰਸ ਨਹੀਂ ਇਹ ਚੜ੍ਹਨ ਨਹੀਂ ਹੋਣਾ ਬਾਕੀ ਤਾਂ ਉਹਦਾ ਰਚਨਾ ਦਾ ਮੈਨੂੰ ਪਤਾ ਹੀ ਨਹੀਂ ਸਾਇੰਸ ਕਿੱਥੇ ਰਹੇਗੀ ਫਿਰ ਗੁਰਬਾਣੀ ਅਧੂਰੀ ਹੋ ਜੂਗੀ ਇੱਥੇ ਆ ਕੇ ਜੇ ਅਸੀਂ ਇਹਨੂੰ ਸਾਇੰਸ ਮੰਨ ਲਿਆ ਅਧੂਰੀ ਹੈ ਫਿਰ ਸਾਇੰਸ ਦਾ ਪੱਖ ਉਹਨਾਂ ਨੇ ਦੱਸਿਆ ਹੀ ਨਹੀਂ ਵਿਸ਼ਾ ਹੀ ਨਹੀਂ ਸਾਡਾ ਸਾਇੰਸ ਦਾ ਪੱਖ ਗੁਰਬਾਣੀ ਦਾ ਵਿਸ਼ਾ ਨਹੀਂ ਉਹ ਸਮਝਾਉਣ ਵਾਸਤੇ ਦੱਸਿਆ ਜੋ ਕੋ ਦੱਸਿਆ ਸਮਝਾਉਣ ਵਾਸਤੇ ਦੱਸਿਆ ਜੋ ਕੋ ਦੱਸਿਆ ਸਹਿਜ ਦੀ ਖੋਜ ਨਹੀਂ ਹੈ ਮਾਇਆ ਦੀ ਖੋਜ ਨਹੀਂ ਹੈ ਜੋ ਦੇਖਿਆ ਉਹਨਾਂ ਨੂੰ ਦੱਸਦਾ ਜੋ ਬੂਰੇ ਦੱਸਦਾ ਸਾਹਮਣੇ ਉਹ ਜੋ ਸਮਝਾਤਾ ਬਾਹਰ ਕੱਢ ਮਾਇਆ ਤਾਂ ਸਮਝਾਈ ਜਾਂ ਉਹਨੇ ਮਾਇਆ ਤੋਂ ਬਾਹਰ ਕੱਢਣ ਵਾਸਤੇ ਔਰ ਜਿੰਨੇ ਕੁ ਫਸਿਆ ਹੈ ਜੋ ਬਾਹਰ ਕੱਢਣਾ ਜਿੱਤੇ ਫਸੇ ਹੀ ਨਹੀਂ ਹੋਏ ਉਹ ਤੋਂ ਬਾਹਰ ਕੀ ਕੱਢਣਾ ਜਿਹੜੇ ਦਲਦਲ 'ਚ ਅਸੀਂ ਫਸੇ ਉੱਥੋਂ ਹੀ ਬਾਹਰ ਕੱਢਣਾ ਹੈ ਦੁਨੀਆ ਭਰ ਦੀਆਂ ਦਲਦਲਾਂ ਸਾਨੂੰ ਕੀ ਲੱਗੇ ਬਾਕੀ ਦਲਦਲਾਂ 'ਚ ਅਸੀਂ ਫਸੇ ਨਹੀਂ ਹੋਏ ਨਾ ਅਸੀਂ ਉੱਥੇ ਜਾਣਾ ਹੈ ਸਿੱਧਾ ਆਪਣੇ ਘਰ ਚਲੇ ਜਾਣਾ ਸਾਨੂੰ ਉਹ ਦਲਦਲਾਂ ਦੇ ਉੱਥੇ ਦਾ ਗਿਆਨ ਉੱਥੇ ਦਿੰਦੇ ਰਹਿਣ ਜਿਹੜੇ ਫਸਣਗੇ ਉਹ ਅਲੱਗ ਪਿਆ ਹਾਂਜੀ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਉਹਨਾਂ ਦੀ ਵਿਚਾਰ ਨਾਨਕ ਕੀ ਕਰੇ ਮੈਨੂੰ ਪਤਾ ਹੀ ਨਹੀਂ ਜੀ ਆ ਜਿੰਨੇ ਕੁ ਮੈਂ ਦੇਖਿਆ ਵਿਚਾਰ ਦੱਸ ਦਿੱਤੀ ਜਿਹੜਾ ਮੈਂ ਦੇਖਿਆ ਹੀ ਨਹੀਂ ਮੈਂ ਉਹਦੀ ਵਿਚਾਰ ਕਿਵੇਂ ਦੱਸਾਂ ਤੁਹਾਨੂੰ ਕੀ ਕਰਾਂ ਕੀ ਆਉਣਾ ਉਹਨਾਂ ਨੂੰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਇੱਥੇ ਵਿਚਾਰੇ ਲਫ਼ਜ਼ ਵਰਤ ਲਿਆ ਹੁਣ ਸੱਤ ਸੰਤੋਖ ਵਿਚਾਰ ਉੱਥੇ ਤਾਂ ਹੈ ਪਿੱਛੇ ਅਕੇ ਸਤ ਸੰਤੋਖ ਵਿਚਾਰੋ ਵਿਚਾਰੋ ਨੂੰ ਤੀਵਸਤੀ ਗੁਣ ਲਿਆ ਵਿਚਾਰਿਆ ਹੋਇਆ ਸਭ ਕੁਝ ਵਿਚਾਰੇ ਤੀ ਵਸਤ ਕਿਵੇਂ ਵੜ ਲਈ ਵਸਤ ਕਾ ਸਤ ਸੰਤੋਖ ਸਤ ਸੰਤੋਖ ਦਾ ਐਡਜੈਕਟਿਵ ਹੈ ਉਹ ਸੰਤੋਖ ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ ਸਤ ਨਾਮ ਸਤ ਪੁਰਖ ਪੁਰਖ ਦੇ ਨਾਲ ਸਤ ਐਡਜੈਕਟਿਵ ਹੈ ਐਵੇਂ ਨਾਮ ਦੇ ਨਾਲ ਸਤ ਐਡਜੈਕਟਿਵ ਹੈ ਐਵੇਂ ਸੰਤੋਖ ਨਾਲ ਸੰਤੋਖ ਕੱਲਾ ਵੀ ਹੁੰਦਾ ਨਾ ਸੱਚ ਮਿਲਿਆ ਸੰਤੋਖੀਆਂ ਸੇਵ ਕੀਤੀ ਸੰਤੋਖੀ ਜਿਹਨੂੰ ਸੱਚੋ ਸੱਚ ਤੇ ਆਇਆ ਕੱਲਾ ਸੰਤੋਖ ਨਹੀਂ ਆਇਆ ਵਾਣੀ ਸਤ ਸੰਤੋਖ ਇਹ ਹੈ ਐਸਾ ਸੰਤੋਖ ਜਿਹਨੂੰ ਸਾਰੀ ਮਾਇਆ ਦੁਨੀਆ ਦੀ ਤੋੜ ਨਾ ਸਕੇ ਸਗਲ ਸ੍ਰੇਸ਼ਟਤਾ ਨੂੰ ਰਾਜ ਵੀ ਦਵੇ ਉਹ ਕਹੇ ਮੈਂ ਦੁਨੀਆ 'ਚ ਨਹੀਂ ਰਹਿਣਾ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦਵੇ ਨਾ ਕੋਈ ਉਹ ਕਹੇ ਵੀ ਤੂੰ ਇੱਥੇ ਹੀ ਰਹਿ ਉਹ ਕਹੇ ਮੈਂ ਨਹੀਂ ਰਹਿਣਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਦੁਖੀਆ ਕਾਹੀ ਗਿਆ ਹੈ ਗੁਰਵਾਣੀ ਦਾ ਗਿਆ ਹੈ ਕਹਿੰਦਾ ਉਹਦਾ ਦੁਖੀਆ ਹੁੰਦਾ ਸਾਰਿਆਂ ਨੂੰ ਹਰ ਕਾ ਨਾਮ ਜਪਤ ਹੋਏ ਸੁਖੀਆ ਸੁਖੇ ਦਾ ਹਰਦਾ ਨਾਮ ਜਪਿਆ ਹੈ ਜਿਹਦਾ ਉਹ ਹੈ ਸਤ ਸੰਤੋਖ ਜਿਹੜਾ ਲਫ਼ਜ਼ ਹੈ ਇੱਕ ਸ਼ਬਦ ਹੈ ਸਤ ਸੰਤੋਖ ਹੋਵੇ ਉਹਦਾ ਸਤ ਸੰਤੋਖ ਲੈ ਲੜਨੇ ਲੱਗਾ ਕਬੀਰ ਕਹਿੰਦਾ ਉੱਥੇ ਉੱਥੋਂ ਆਇਆ ਹੋਇਆ ਸਤ ਸੰਤੋਖ ਹੈ ਕਬੀਰ ਤੋਂ ਪਹਿਲਾਂ ਕਬੀਰ ਦਾ ਵਰਤਿਆ ਹੋਇਆ ਸਤ ਸੰਤੋਖ ਲੈ ਲੜਨੇ ਲੱਗਾ ਕੀ ਸੀ ਉਹ ਸਤ ਸੰਤੋਖ ਤੋੜੇ ਦੋਏ ਦਰਵਾਜ਼ਾ ਪੁੰਨ ਪਾਪ ਦੇ ਦੋਏ ਦਰਵਾਜ਼ੇ ਤੋੜ ਸਤ ਸੰਤੋਖ ਕੀ ਸੀ ਨਾਮ ਇਹ ਸੀ ਕੱਟੀ ਕਾਲ ਪੈ ਫਾਸੀ ਕਾਲ ਪੈ ਫਾਸੀ ਨਾਮ ਨਾਲੇ ਕੱਟੀ ਅਸਲ ਜੀ ਗਿਆਨ ਖੜ ਗਈ ਜਿਹੜੀ ਹੈ ਸਤ ਸੰਤੋਖ ਹੈ ਗਿਆਨ ਘੜ ਗਿਆ ਸਰ ਸੰਤੋਖ ਵਾਲੀ ਤਲਵਾਰੇ ਤੋੜੇ ਦੋਏ ਦਰਵਾਜ਼ਾ ਦਾਸ ਕਬੀਰ ਚੜਿਓ ਕੜ ਉੱਪਰ ਨਾ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜਿਓ ਗੜਕਾ ਮਨ ਜਿੱਤ ਲਿਆ ਮਨ ਜਿੱਤ ਕਾਦੇ ਨਾਲ ਗਿਆਨ ਘੜ ਗਿਆ ਲੈ ਮਨ ਸੁਲੂਜ ਜਦ ਪਕੜਿਆ ਗੜਕਾ ਰਾਜਾ ਮਨ ਜਿੱਤਿਆ ਗਿਆਨ ਖੜਗ ਲੈ ਮਨ ਸੁਲੂਜਾ ਇਹਦਾ ਮਤਲਬ ਗਿਆਨ ਖੜਗ ਨੂੰ ਹੀ ਸਤ ਸੰਤੋਖ ਕਿਹਾ ਹੈ ਮਨ ਨਾਲ ਲੜਿਆ ਕਰੇ ਨਾ ਸਤ ਨਾਲ ਲੜਨੇ ਲੱਗਾ ਸਤ ਸੰਤੋਖ ਹੈ ਗਿਆਨ ਖੜ ਗਿਆਨ ਤੁਸੀਂ ਸਾਬਤ ਗੁਰਬਾਣੀ ਚੋਂ ਕਰਨਾ ਜਿਵੇਂ ਜਵਰਟੀ ਚੋਂ ਸਾਬਤ ਕਰੀਦਾ ਇਹ ਲਫ਼ਜ਼ ਦੇ ਅਰਥ ਇੱਥੇ ਪਏ ਕਿਵੇਂ ਅਸੀਂ ਲਫ਼ਜ਼ਾਂ ਦੇ ਅਰਥ ਲੱਭਾਂਗੇ ਲੋਕ ਨੇ ਗੁਰਬਾਣੀ ਚੋਂ ਹੀ ਨੇ ਉਹਨਾਂ ਨੇ ਤਿੰਨ ਬਣਾ ਦਿੱਤੇ ਤਿੰਨ ਵਸਤੂ ਪਈ ਕਹਾ ਹੈ ਇਹ ਵਸਤ ਤਜੀ ਨਾ ਜਾਏ ਇੱਕ ਵਜਨ ਨਾ ਲਿਖਿਆ ਹੈ ਇਹ ਵਸਤ ਤਜੀ ਨਾ ਜਾਏ ਨਿਤ ਰੱਖੋ ਸਾਰੋ ਉਹਨੇ ਹੋਇਆ ਉਹਨੇ ਕਿਹੜਾ ਕਹਾ ਇਹਨਾਂ ਨੂੰ ਪਤਾ ਵੀ ਗਾ ਤਜੀ ਲਿਖਿਆ ਹੈ ਇੱਕ ਵਜਨ ਹੈ ਵਸਤ ਦੇ ਤੱਤੇ ਮੌਕੜ ਹੈ ਇੰਨੇ ਜਿਹੜੇ ਬੁੱਧੀਹੀਨ ਹੋਣ ਲੋਕ ਗੱਲਾਂ ਕਰਨ ਵੱਡੀਆਂ ਵੱਡੀਆਂ ਤੋ ਆਪਣੀ ਬੁੱਧੀ ਨੂੰ ਉਹੀ ਨਾ ਆਪਣੇ ਪੇਸ਼ ਕੀ ਕਰਦੇ ਰਹੇ ਹੁਣ ਤੇ ਚੁੱਪੇ ਹੋ ਜਾਣ ਬੇਵਕੂਫੀਆਂ ਆਪਣੀਆਂ ਕਰਕੇ ਵੀ ਅਸੀਂ ਇੰਨੀਆਂ ਬੇਵਕੂਫੀਆਂ ਕਰਦੇ ਨੇ ਸਾਨੂੰ ਪਤਾ ਨਹੀਂ ਲੱਗਿਆ ਸਾਡੀ ਬੁੱਧੀ ਨਹੀਂ ਹੈ ਚੁੱਪੇ ਕਰ ਜਾਣ ਚੁੱਪ ਕਰਕੇ ਪੜ ਲੈਣ ਹੁਣ ਦੁਬਾਰਾ ਪੜ ਲੈਣ ਬਾਣੀ ਨੂੰ ਠੀਕ ਤਰੀਕੇ ਨਾਲ ਪੜ ਲੈਣ ਸਭ ਕੁਝ ਲੱਭ ਜੂਗਾ ਜੇ ਨਹੀਂ ਤਰੀਕਾ ਸੀ ਪੜਨਦਾ ਹੁਣ ਪੜ ਲੈਣ ਹੁਣ ਕਿਹੜਾ ਕੁਝ ਹੋ ਗਿਆ ਹੁਣ ਸਮਝ ਲੈਣ ਕਿਹੜਾ ਕਿਸੇ ਖਾਤਰ ਸਮਝਣੀ ਹੈ ਇਹ ਕਿਸੇ ਤੇ ਸਾਨ ਕਰਨਾ ਆਪਣੇ ਖਾਤਰ ਸਮਝਣੀ ਇਹ ਤਾਂ ਕਿਸੇ ਖਾਤਰ ਹੈ ਵੀ ਕੋਈ ਪਿਛਲੇ ਸਾਲ ਫੇਰ ਹੋ ਗਿਆ ਐਤਕੀ ਪੜ ਲੈ ਐਤਕੀ ਪੜ ਲੈ ਹੁਣ ਕਿਹੜਾ ਕਿਸੇ ਨੇ ਕੁਝ ਖੋ ਲਿਆ ਹੁਣ ਪੜ ਲੋ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਦਾ ਸੱਚ ਸਾਹਿਬ ਸੱਚਾ ਸਾਹਿਬ ਇਕੱਠਾ ਹੀ ਪੜਨਾ ਹੈ ਇੱਥੇ ਬ੍ਰੇਕ ਨਹੀਂ ਲਾ ਸਕਦਾ ਸੱਚਾ ਸਾਹਿਬ ਦੇ ਵਿਚਾਲੇ ਬ੍ਰੇਕ ਨਹੀਂ ਸਕਦਾ ਸੱਚ ਹੀ ਸਾਹਿਬ ਸੱਚ ਸਮਝਣਾ ਦਾ ਖਸਮ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਨਹੀਂ ਦਾ ਅਰਥ ਅਸਲ ਦੇ ਵਿੱਚ ਜਾ ਸਕਦਾ ਨਾਮ ਜਿਹੜਾ ਹੁੰਦਾ ਨੌ ਨੌ ਜਾਸ ਹੁੰਦਾ ਬੜਾ ਨਾਮੀ ਗ੍ਰਾਮੀ ਆਦਮੀ ਬੜਾ ਨਾਮ ਹੈ ਸੰਸਾਰ ਦੁਨੀਆ ਬੜਾ ਜਸ ਕਰਦੀ ਹੈ ਉਹਦਾ ਸੋਭਾ ਸੱਚਾ ਹੈ ਸਾਹਿਬ ਪਰ ਉਹਦਾ ਜਸ ਵੀ ਸੱਚਾ ਹੈ ਕੋਈ ਝੂਠ ਨਹੀਂ ਐਵੇਂ ਜਸ ਨਹੀਂ ਕੀਤਾ ਹੋਇਆ ਵੀ ਬੜਾ ਗੁਰਮੁਖ ਸੀ ਜੀ ਜਿਵੇਂ ਭੋਗ ਤੇ ਹੁਣ ਕਹਿਣ ਲੱਗ ਜਾਂਦੇ ਨੇ ਖੜੇ ਹੋ ਕੇ ਐ ਜੀ ਕੋਈ ਗੱਲ ਨਹੀਂ ਜਿੰਨੇ ਉਹਦੇ ਗੁਣ ਨੇ ਉਹਨੇ ਹੈਗੇ ਗੁਣ ਤਾਂ ਕਹੇ ਬਲਕਿ ਗੁਣ ਥੋੜੇ ਕਹੇ ਨੇ ਜਿੰਨੇ ਸਾਨੂੰ ਪਤਾ ਸੀ ਗੁਣ ਤਾਂ ਹੋਰ ਵੀ ਬਹੁਤ ਨੇ ਕਹੇ ਹੀ ਉਹਨੇ ਕਹੇ ਨੇ ਜਿੰਨੇ ਸਾਨੂੰ ਪਤਾ ਸੀ ਗੁਣ ਤਾਂ ਇਹ ਤੋਂ ਜ਼ਿਆਦਾ ਵੀ ਨੇ ਇਹ ਤੋਂ ਵੱਡੇ ਵੀ ਬਹੁਤ ਹੋਣਗੇ ਪਰ ਸਾਨੂੰ ਇਹਨੇ ਗੱਲਾਂ ਪਤਾ ਜਿੱਤਾ ਸੁਣੇ ਤੇ ਤਾਂ ਨੇ ਜਿੰਨਾ ਦਾ ਨਾਨਕ ਨੇ ਸੁਣਿਆ ਉਹਨਾਂ ਨੂੰ ਦੱਸਦਾ ਗਿਆਨ ਹੋਰ ਵੀ ਜਵਾਬ ਬਹੁਤ ਹੈ ਪਰ ਜਿੰਨਾ ਸਾਨੂੰ ਲੋੜ ਸੀ ਸਿਲੇਬਸ ਉਹਨਾਂ ਹੀ ਦਿੱਤਾ ਹੈ ਸੰਸਾਰ ਛੱਡ ਕੇ ਆਪਣੇ ਘਰ ਮਨਾਉਣ ਵਾਸਤੇ ਜਿੰਨਾ ਮਨ ਨੂੰ ਮਨਾਉਣ ਵਾਸਤੇ ਸਿਲੇਬਸ ਦੀ ਲੋੜ ਵੀ ਉਹਨਾਂ ਹੀ ਦਿੱਤਾ ਸਿਲੇਬਸ ਬਹੁਤ ਵੱਡਾ ਹੈ ਹੋਰ ਵੀ ਉਹ ਸੱਚਖੰਡ ਵਾਲਿਆਂ ਦਾ ਸਿਲੇਬਸ ਹੈ ਕਹਾਂ ਅਸਾਰੇ ਸੰਸਾਰ ਤੇ ਕੰਟਰੋਲ ਕਿਵੇਂ ਕਰਦੇ ਨੇ ਕਿ ਉਹ ਬਾਦੀਆਂ ਗੱਲਾਂ ਉਹ ਬਾਦੀਆਂ ਗੱਲਾਂ ਨੇ ਬਾਅਦ ਚ ਉੱਥੇ ਜਾ ਕੇ ਕਰ ਲਈ ਸਿਲੇਬਸ ਇੱਥੇ ਵਾਲਾ ਇੱਥੇ ਕਰ ਲਾ ਉੱਥੇ ਵਾਲਾ ਉੱਥੇ ਕਰ ਲਈ ਇੱਥੇ ਆ ਕਿਉਂ ਹੈ ਕਿਉਂ ਨਹੀਂ ਹੈ ਉੱਥੇ ਜਾ ਕੇ ਪਤਾ ਲੱਗੂ ਉੱਥੇ ਦੀ ਪੜਾਈ ਹੈ ਇੱਥੇ ਵਾਲੀ ਜਿਹੜੀ ਇੱਥੇ ਇੱਥੇ ਪੜ ਲਓ ਕਾਲਜ ਵਾਲੇ ਕਾਲਜ ਪੜ ਲਓ ਜਾ ਕੇ ਸਕੂਲ ਵਾਲੇ ਸਕੂਲ ਚ ਪੜ ਲਓ ਕਾਲਜ ਵਾਲੇ ਸਕੂਲ ਸਕੂਲ ਚ ਪੁੱਛਣ ਲੱਗੇ ਨੇ ਸਵਾਲ ਇਹਦਾ ਪ੍ਰਦੇਸ਼ ਦੇ ਵਿੱਚ ਪੜ੍ਹਾਈ ਹੈ ਤੁਹਾਨੂੰ ਪੜ੍ਹਾਈ ਘਰ ਭੇਜਣ ਵਾਸਤੇ ਆਪਣੇ ਦੇਸ਼ ਭੇਜਣ ਵਾਸਤੇ ਉਹ ਦੇਸ਼ ਜਾ ਕੇ ਪੜ੍ਹ ਲਓ ਉੱਥੇ ਪੜ੍ਹਾਈ ਹੋਰ ਬਥੇਰੀ ਹੈ ਪੜ੍ਹੀ ਜਾਓ ਹੈਪੀ ਹੋਸੀ ਜਾਏ ਨਾ ਜਸਤੀ ਰਹਿਣਾ ਹੈਪੀ ਸੱਚ ਹੈਗਾ ਵੀ ਐ ਨਹੀਂ ਹੈ ਵੀ ਉਹੀ ਕੋਈ ਇਮੇਜਿਨੇਸ਼ਨ ਦੀ ਗੱਲ ਕਰੀ ਹੋਸੀ ਰਹੂਗਾ ਵੀ ਜਾਇ ਨਾ ਜਾਸੀ ਉਹ ਨਹੀਂ ਜਾਣਾ ਕਿਤੇ ਵੀ ਰਹੂਗਾ ਹੀ ਰਹੂਗਾ ਜਾਸੀ ਕੀ ਆ ਮਾਇਆ ਸਾਰੀ ਜਲੀ ਜਾਊਗੀ ਮਾਇਆ ਰਚਨਾ ਖਤਮ ਹੋ ਸਕਦੀ ਹੈ ਜਾਇ ਨਾ ਜਾਸੀ ਦਾ ਅਰਥ ਨਹੀਂ ਲਾ ਸਕਦੇ ਜਾਣਿਆ ਨਹੀਂ ਜਾ ਸਕਦਾ ਇਹ ਅਰਥ ਨਾਵਾਂਗੇ ਅਰਥ ਦੇ ਅਰਥ ਹੋ ਜਾਣਗੇ ਹੋਰ ਕੀ ਕਰ ਰਹੇ ਆ ਜਦੋਂ ਤੂੰ ਜਾਣਾ ਹੈ ਸੋਈ ਜਾਣ ਜਾਣੇ ਉਹ ਨਹੀਂ ਕਰ ਸਕਦੇ ਅਰਥ ਜਾਇਦਾ ਜਾਸੀ ਜਾਣਿਆ ਨਹੀਂ ਜਾ ਸਕਦਾ ਕਰਤਾ ਕਿਵੇਂ ਕਰਤਾ ਕਰਤੇ ਅਰਥ ਉਹ ਨਹੀਂ ਜਾਂਦਾ ਕਿਤੇ ਉਹ ਵਿਸ਼ਾ ਰਹਿੰਦਾ ਜਾਸੀ ਮਾਇਆ ਚਲੀ ਜਾਊਗੀ ਸਰ ਰਚਨਾ ਦਾ ਰਹਿਣ ਵਾਲੀ ਚੀਜ਼ ਨਹੀਂ ਹੋ ਸਕਦਾ ਰਚਨਾ ਨਾ ਹਰ ਵਕਤ ਰਚਨਾ ਤਾਂ ਨਹੀਂ ਹੁੰਦੀ ਸ੍ਰਿਸ਼ਟੀ ਤਾਂ ਨਹੀਂ ਹਰ ਵਕਤ ਰਹਿੰਦੀ ਜਿਹਦੇ ਤੂੰ ਚਿੰਬੜਿਆ ਹੋਇਆ ਉਹ ਕਿਤੇ ਜਾਂਦਾ ਜੀ ਜਾਂ ਸ੍ਰਿਸ਼ਟੀ ਦੇ ਉਹ ਜੜਨੀ ਪੈਣੀ ਇਹਦਾ ਜੜਨੀ ਪੈਣੀ ਹੋ ਪੈਣੀ ਹੈ ਜੇ ਰਹੂਏ ਨਹੀਂ ਫਿਰ ਫਿਰ ਕੀ ਹੋਊ ਜੇ ਕੋਈ ਬੱਚਾ ਨਹੀਂ ਆਉਂਦਾ ਖੇਡਦਾ ਤਾਂ ਖੇਡ ਜੀ ਲੱਗਿਆ ਹੈ ਹੱਕਾਂ ਮਾਰੀਆਂ ਤੇ ਮਾਰਦੇ ਜਦ ਹਨੇਰਾ ਹੋ ਜੂ ਹੋਰ ਜਵਾਕ ਚਲੇ ਜਾਣਗੇ ਫਿਰ ਉੱਥੇ ਬੈਠਾ ਰਹੂ ਫਿਰ ਆ ਜੂ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਹਨੇਰਾ ਹੋ ਗਿਆ ਫਿਰ ਕੀ ਕਰੂਗਾ ਫਿਰ ਉੱਥੇ ਬੈਠਾ ਰਹੇ ਹੋ ਆਉਣਾ ਹੀ ਪਊਗਾ ਜੇ ਆਉਣਾ ਹੀ ਪੈਣਾ ਹੈ ਤਾਂ ਫਿਰ ਹੁਣੇ ਚਲੇ ਜਾਓ ਰਜਨਾ ਕਦ ਸਮਾਪਤ ਹੋ ਜਾਣੀ ਹੈ ਤਾਂ ਕਿਹੜਾ ਕੋਈ ਗਾਰੰਟੀ ਹੈ ਇਹਦੀ ਵੀ ਕੋਈ ਗਾਰੰਟੀ ਇੱਕ ਅੱਖ ਦੇ ਫੋਰੇ ਜਾ ਸਾਰੀ ਇਹ ਕਾਖੇ ਫੁਰਨੇ ਦੇ ਵਿੱਚ ਸਾਰਾ ਸਮਾਪਤ ਕਰ ਸਕਦਾ ਜੇ ਡੋਰ ਖਿੱਚ ਦਵੇ ਹੱਥ ਸਭ ਕੁਝ ਰੰਗੀ ਰੰਗੀ ਮਤੀ ਕਰ ਕਰ ਦਿਲਸੀ ਮਾਇਆ ਜੇ ਉਪਾਈ ਅਨੇਕ ਰੰਗਾਂ ਨਾਲ ਅਨੇਕ ਰੂਪਾਂ ਦੇ ਵਿੱਚ ਪੰਜ ਪੰਜ ਰੂਪ ਅਲੱਗ-ਅਲੱਗ ਨੇ ਮਾਇਆ ਦੇ ਵਿੱਚ ਰੰਗ ਅਲੱਗ-ਅਲੱਗ ਨੇ ਰੂਪ ਅਲੱਗ-ਅਲੱਗ ਨੇ ਰੰਗੀ ਰੰਗੀ ਭਾਂਤੀ ਅਨੇਕ ਭਾਂਤੀ ਮਾਇਆ ਅਨੇਕ ਰੰਗਾਂ ਦੇ ਵਿੱਚ ਹੈ ਅਨੇਕ ਰੂਪਾਂ ਦੇ ਵਿੱਚ ਹੈ ਹੈ ਮਾਇਆ ਹੀ ਉਹ ਜਿੰਨੀਆਂ ਸਾਰਿਆਂ 'ਚ ਭਈ ਹੋਈ ਮਠਿਆਈ ਜਾਏ ਕੋਈ ਹੋਵੇ ਕੋਈ ਖਾਲਾ ਮਿੱਠਾ ਹੋਈ ਹੈ ਇੱਕੋ ਬੋਰੀ ਦੀ ਜਿੰਨੀ ਲੱਗੀ ਹੋਈ ਹੈ ਸਾਰੇ 'ਚ ਬਸ ਦੇਖਣ ਨੂੰ ਉਤੋਂ ਹੀ ਲੱਗਦੀ ਹੈ ਕਈ ਕਿਸਮ ਦੀ ਬਰਫੀ ਦੇ ਰੰਗ ਬਣਾਏ ਹੋਏ ਨੇ ਸਭ ਦਾ ਇੱਕੋ ਹੀ ਮਾਇਆ ਹੋਇਆ ਵਿੱਚ ਰੰਗੇ ਰੰਗੇ ਭਗਤੀ ਜਿੰਨ ਸੀ ਮਾਇਆ ਜਿੰਨ ਉਪਾਈ ਜਿਨੋ ਕੋਨੇ ਮਾਇਆ ਉਪਾਈ ਹੈ ਜਿਨੇ ਇੱਕੋ ਹੀ ਮਾਇਆ ਤੋਂ ਸਭ ਕੁਝ ਮਾਇਆ ਕਹੇ ਇੱਥੇ ਹੁਣ ਇੱਥੇ ਮਾਇਆ ਕਹੇ ਸਭ ਮਾਇਆ ਹੈ ਪਾਣੀ ਅੱਡ ਅੱਡ ਹੋ ਸਕਦਾ ਹੈ ਵੱਧ ਘੱਟ ਹੋ ਸਕਦਾ ਕਿਸੇ ਚ ਹਰ ਸਰੀਰ 'ਚ ਪਾਣੀ ਇੱਕੋ ਜਿਹਾ ਨਹੀਂ ਹੁੰਦਾ ਆਦਮੀ ਦੇ ਸਰੀਰ ਦੀ ਰੇਸ਼ਾ ਇੱਕੋ ਜਿਹੀ ਹੋਰ ਕਈ ਚੀਜ਼ਾਂ ਨੇ ਜਿਹੜਾ 'ਚ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਚੀਜ਼ ਕੁਝ ਬਣਦਾ ਕਿਸੇ 'ਚ ਕੁਝ ਬਣਦਾ ਇਹ ਹੋ ਸਕਦਾ ਪਰ ਮਾਇਆ ਇੱਕੋ ਹੀ ਹੈ ਸਾਰੇ ਨਾਲ ਮਾਇਆ ਦੀ ਆ ਗਈ ਨਾ ਤਤ ਉਹੀ ਲੱਗੇ ਨੇ ਸਾਰੇ ਉਹ ਜਿਹੜੇ ਤਤ ਇੱਕੋ ਲੱਗੇ ਨੇ ਮਾਇਆ ਜਿਹੜੇ ਉਹ ਕਹਿੰਦੇ ਨੇ ਫਲਾਣੀ ਚੀਜ਼ ਦੋ ਤੱਤ ਨੇ ਇੱਕ ਤੱਤ ਹੈ ਫਿਰ ਉਹ ਕਿਵੇਂ ਕਹਿੰਦੇ ਨੇ ਉਹਨਾਂ ਨੂੰ ਇਹਦੀ ਗੱਲ ਦੀ ਸਮਝ ਨਹੀਂ ਆਈ ਫਿਰ ਜੇ ਗੁਰਬਾਣੀ ਸਮਝ ਲੈਂਦੇ ਹੋ ਗੁਰਬਾਣੀ ਦਾ ਨਹੀਂ ਫਿਰਦੇ ਨੇ ਪੜਦੇ ਵੀ ਨੇ ਰਾਧਾ ਸੁਆਮੀ ਫਿਰ ਬੁੱਧੀਹੀਨ ਨੇ ਹੋ ਗੁਰਬਾਣੀ ਦੀ ਸਮਝ ਨਹੀਂ ਆਈ ਉਹ ਗੁਰੂ ਬੜੇ ਫਿਰਦੇ ਨੇ ਉਹ ਤੁਸੀਂ ਗੁਰੂ ਜਾਂ ਤੁਹਾਨੂੰ ਗੁਰਬਾਣੀ ਦਾ ਪੜ੍ਹਨੀ ਨਹੀਂ ਉਹ ਸਮਝ ਨਹੀਂ ਆਉਂਦੀ ਪੜ ਲੈਂਦੇ ਹੋ ਸਮਝ ਨਹੀਂ ਸਕਦੇ ਫਿਰ ਤੁਸੀਂ ਕਹਿੰਦੇ ਅਸੀਂ ਗੁਰੂ ਹਾਂ ਫਿਰ ਉਹ ਨੇ ਗੁਰੂ ਜਿਹਨਾਂ ਕੇ ਅੰਦਲੇ ਗੁਰੂ ਤਾਂ ਵੈਸੇ ਆਦਮੀ ਹੁੰਦਾ ਹੀ ਨਹੀਂ ਜਿਹੜਾ ਗੁਰੂ ਬਣਦਾ ਉਹ ਅੰਦਲਾ ਕਿਉਂ ਗੁਰੂ ਮੰਨਣਾ ਹੀ ਉਹਦੀ ਗਲਤੀ ਹੈ ਆਪਣੇ ਆਪ ਨੂੰ ਗੁਰੂ ਮੰਨਣਾ ਹੀ ਗਲਤੀ ਹੈ ਗਲਤੀ ਕਰਨ ਵਾਲਾ ਨਹੀਂ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀਬ ਬੜਾਈ ਕਰ ਕਰ ਵੇਖਿਆ ਕੀਤਾ ਆਪਣਾ ਵੇਖਾ ਦਾ ਮਤਲਬ ਇਹ ਨਹੀਂ ਉਹ ਦੇਖਦਾ ਰਹਿੰਦਾ ਵੇਖਭਾਲ ਕਰਦਾ ਦੇਖਭਾਲ ਲਫ਼ਜ਼ ਹੈ ਪਰਵਰਿਸ਼ ਕਰਦਾ ਖਿਆਲ ਰੱਖਦਾ ਸਭ ਦਾ ਇਹ ਨਹੀਂ ਵੀ ਉਹ ਕੋਝਲੇ ਅੰਡੇ ਦੇ ਤੇ ਆਪ ਚੋਕਾ ਜੂੜ ਚਲੀ ਗਈ ਤੇ ਕੋਝਲੇ ਤਾਂ ਨਹੀਂ ਪੈਦਾ ਕੀਤੇ ਬੱਚੇ ਬੱਚੇ ਤਾਂ ਉਹਨੇ ਪੈਦਾ ਕੀਤੇ ਜਿਹਨੇ ਪੈਦਾ ਕੀਤੇ ਨੇ ਉਹ ਦੇਖ ਰਿਹਾ ਕੋਝਲੇ ਚਲੀ ਗਈ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨੇਕ ਪ੍ਰਕਾਰ ਅਨੇਕ ਜਿਹੜੇ ਪ੍ਰਭ ਨੇ ਬੱਚੇ ਪੈਦਾ ਕੀਤੇ ਨੇ ਉਹ ਪ੍ਰਭ ਦੇਖਭਾਲ ਕਰਦਾ ਕੂੰਜ ਜਾਵੇ ਜਿੱਥੇ ਜਾਣਾ ਕੂੰਜ ਦਾ ਪੈਦਾ ਕਰਾਉਣ ਦੇ ਕਰਾ ਲੈ ਉਹ ਤੇ ਤਾਂ ਇਦਾਂ ਹੀ ਕੰਮ ਸੀਗਾ ਬਸ ਮਾਂ ਬਾਪ ਮਰ ਜਾਂਦੇ ਨੇ ਮਾਂ ਮਰ ਜਾਂਦੀ ਹੈ ਜਦ ਬੱਚੇ ਦੀ ਕੋਈ ਤੇ ਉਹ ਪੜਦਾ ਨਹੀਂ ਹੁੰਦਾ ਪੜ ਜਾਂਦਾ ਕੋਈ ਉਹ ਆਦਮੀ ਦੇ ਮਨ ਵਿੱਚ ਉਹ ਲੈ ਜਾਂਦਾ ਬੜੇ ਬੜੇ ਅਮੀਰਾਂ ਨੇ ਬਿਲਕੁਲ ਗਰੀਬਾਂ ਦੇ ਐਸੇ ਬੱਚੇ ਲੈ ਲਏ ਜਿਹੜੇ ਰੋਟੀ ਤੋਂ ਮੁਹਤਾਜ ਸੀ ਅੱਜ ਕੀ ਨੇ ਰਾਜੇ ਬਣੇ ਹਨ ਛੋਟੇ ਛੋਟੇ ਬਿਲਕੁਲ ਸ੍ਰਿਸ਼ਟੀ ਦੇ ਵਿੱਚ ਰਾਜੇ ਬਣੇ ਹਨ ਬੰਦੇ ਨੇ ਛੇੜਦਾ ਸੂਰੀ ਕੌਣ ਸੀ ਕੌਣ ਸੀ ਪਿੰਡਾਂ ਚਾਰ ਨਾਲ ਮੁੰਡਾ ਸੀ ਪਿੰਡਾਂ ਚਾਰ ਗਰੀਬ ਬਹੁਤ ਗਰੀਬ ਕਰਦਾ ਚੰਗਾ ਸਰੀਰ ਕਦਕਾਰ ਸੀ ਉਹ ਕਰਦਾ ਨੇ ਵਰਤੀ ਕਰਾਤਾ ਹੋਏ ਜਿਆਦਾ ਤਾਕਤਵਰ ਜਵਾਨ ਦੇ ਕੇ ਉਹਨੇ ਆਪਣੇ ਬੋਡੀਗਾਰਡਾਂ ਨਾਲ ਰੱਖ ਲਿਆ ਸਪੈਸ਼ਲ ਫੌਜ ਦੇ ਵਿੱਚ ਰੱਖ ਲਿਆ ਜਿਵੇਂ ਇੱਥੇ ਵੀ ਰੱਖੇ ਜਾਂਦੇ ਜਿਹੜੇ ਫੁੱਟ ਉੱਚੇ ਰਾਸ਼ਟਰਪਤੀ ਦੇ ਹੁੰਦੇ ਨੇ ਗਾਰਡਾਂ ਵਿੱਚ ਜਵਾਨ ਤਕੜਾ ਸੀਗਾ ਗਰੀਬ ਕਰਦਾ ਸੀ ਅਨਪੜ੍ਹ ਸੀ ਵਿਚਾਰਾ ਕਟਕਾਟ ਘਟ ਸੀ ਸ਼ਿਕਾਰ ਨੂੰ ਗਿਆ ਬਾਬਰ ਨਾਲ ਖੇਡਦਾ ਹੁੰਦਾ ਸੀ ਸ਼ੇਰ ਦਾ ਤਲਵਾਰ ਨਾਲ ਖੇਡਦਾ ਸੀ ਰਾਜੇ ਇਹ ਦੇ ਦੇਖਦੇ ਵੀ ਸਾਨੂੰ ਸ਼ੇਰ ਮਾਰ ਦੂਗਾ ਰੋਜ਼ ਮੌਤ ਨਾਲ ਖੇਡਦੇ ਸੀ ਰਾਜੇ ਤਾਂ ਹੁੰਦੇ ਨੇ ਜਿਹੜਾ ਰੋਜ਼ ਮੌਤ ਨਾਲ ਖੇਡੇ ਰਾਜਾ ਉਹੀ ਹੁੰਦਾ ਜਿਹੜਾ ਮੌਤ ਤੋਂ ਡਰੇ ਰਾਜ ਸਵਾਗਤ ਉਹ ਰਾਜ ਨਹੀਂ ਕਰ ਸਕਦਾ ਗੁਜ਼ਰਦੀ ਉਹਦੇ ਮੂਰੇ ਆਏ ਸੀ ਪਰ ਦੋਆ ਨਾ ਜੋੜ ਕੇ ਮਾਰੀ ਤਲਵਾਰ ਐਸੇ ਢਿੱਡ 'ਚ ਕੁਦਰਤੀ ਲੱਗੀ ਦੇਖੋ ਟਾਈਮ ਸੀ ਉਹਦਾ ਸ਼ੇਰ ਵੀ ਉਹਦੇ ਮੂਰੇ ਨਿਕਲੇ ਤਲਵਾਰ ਉਹਦੇ ਪੇਟ 'ਚ ਨਹੀਂ ਜਿਆਦਾ ਪੇਟ ਵੱਢ ਕੇ ਲੈ ਗਿਆ ਨਰਮ ਥਾਂ ਹੁੰਦਾ ਪੇਟ ਵਾਲਾ ਉਹ ਜਾ ਕੇ ਫੇਰ ਉੱਠੇ ਨਹੀਂ ਸਕਿਆ ਬਸ ਅੰਦਰ ਬਾਹਰ ਆ ਗਈ ਇੱਕੋ ਹੀ ਵਾਰ ਨਾ ਬੜਾ ਖੁਸ਼ ਹੋਇਆ ਬਾਬਰ ਉਹਨੇ ਸ਼ੇਰ ਸ਼ਾਹ ਦਾ ਖਤਮ ਦੇਤਾ ਨੌ ਦਾ ਉਹਦਾ ਹੋਵੇ ਕੋਲ ਹੈ ਜਵਾਬ ਨੂੰ ਸ਼ੇਰ ਸ਼ਾਹ ਦਾ ਖਿਤਾਬ ਦੇ ਅਰੇ ਕੰਪਲਟਨ ਦਾ ਕਮਾਂਡਰ ਬਣਾਇਆ ਉਹਨੇ ਦਲੇਰ ਦੇ ਕੇ ਘਬਰਾਇਆ ਨਹੀਂ ਜੇ ਨੂੰ ਦੇ ਕੇ ਆਦਮੀ ਪਤਾ ਰਹਿ ਜਾਂਦਾ ਬੰਦੂਕ ਵਾਲੇ ਦੇ ਵੀ ਬੰਦੂਕ ਕਰ ਪੈਂਦੀ ਹੈ ਜੇ ਮਾੜਾ ਦਿਲ ਹੋਵੇ ਬਸ ਤੋਂ ਦੀ ਨਿਗਾਹ ਜਾ ਗਿਆ ਆਖਰ ਕਮਾਂਡਰ ਬਣ ਗਿਆ ਇੱਥੇ ਬਾਦਸ਼ਾਹ ਵੀ ਰਿਹਾ ਇੱਥੇ ਬਾਬਰ ਦੇ ਬਾਅਦ ਹਮਾਇੂ ਦੇ ਖਿਲਾਫ ਬਗਾਵਤ ਕਰਕੇ ਰਾਜ ਖੋਲਿਆ ਸੀ ਹਮਾਇੂ ਤੋਂ ਨੇ ਹਿੰਦੁਸਤਾਨ ਦਾ ਰਾਜਾ ਰਿਹਾ ਸ਼ੇਰ ਸਾਹਿਬ ਸੂਰੀ ਆ ਸੜਕ ਉਸੇ ਦੀ ਬਣਾਈ ਹੋਈ ਹੈ ਜੀਟੀ ਰੋਡ ਉਹਦਾ ਕੀ ਹੈ ਰਾਜੇ ਤੋਂ ਰੰਗ ਕਰ ਦਵੇ ਰੰਗ ਤੋਂ ਰਾਜਾ ਕਰ ਦਵੇ ਰੰਗ ਤੋਂ ਰਾਜਾ ਕਰ ਦਵੇ ਰਾਜੇ ਤੋਂ ਰੰਗ ਕਰ ਦਵੇ ਐਵੇਂ ਨਹੀਂ ਹੈ ਕੀਤਾ ਇਹ ਮਸਾਲ ਹੋਇਆ ਸਾਰਾ ਕੀਤਾ ਬਹੁਤ ਮਸਾਲਾ ਨੇ ਇੱਕ ਮਸਾਲ ਨਹੀਂ ਹੈ ਇਹ ਤਾਂ ਹਿਸਟੋਰੀਕਲ ਮਿਸਾਲ ਹੈ ਨਾ ਅਸੀਂ ਇਹਨੂੰ ਹੁਕਮ ਮੰਨਦੇ ਹਾਂ ਕੋਈ ਇਹਨੂੰ ਕੁਝ ਮੰਨੇ ਕੁਝ ਨਾ ਮੰਨੇ ਕੋਈ ਇਹਨੂੰ ਕਿਸਮਤ ਮੰਨ ਲੈਂਦਾ ਉਹਨਾਂ ਨੇ ਨੌ ਦੁਆ ਰੱਖ ਲਿਆ ਅਸੀਂ ਭਾਣਾ ਮੰਨਦੇ ਹਾਂ ਪਰਮੇਸ਼ਰ ਦਾ ਉਹਦੀ ਕਿਸਮਤ ਮੰਨ ਲੈਂਦੇ ਨੇ ਕੋਈ ਚਲੋ ਕਿਸਮਤ ਮੰਨ ਲੈਣ ਕੋਈ ਗੱਲ ਨਹੀਂ ਕਹਿੰਦੀ ਗੌਂਦੇ ਕਿਸਮਤ ਵਾਲੇ ਵੀ ਨੇ ਕਹਿ ਕੇ ਪਰ ਉਹ ਕਲੀਅਰ ਨਹੀਂ ਹੈ ਪਾਣਾ ਮੰਨਣ ਵਾਲੇ ਕਲੀਅਰ ਨੇ ਬਸ ਐਨਾ ਹੀ ਫਰਕ ਉਹਨਾਂ ਦਾ ਗਾਉਣਾ ਸਾਡੇ ਗਾਉਣੇ ਦਾ ਇੰਨਾ ਫਰਕ ਹੈ ਮੰਨਦੇ ਉਹ ਵੀ ਕਿਸੇ ਪਾਵਰ ਨੂੰ ਨੇ ਪਿੱਛੇ ਕੀ ਸ਼ਕਤੀ ਹੈ ਅਸੀਂ ਭਾਣੇ ਦੀ ਗੱਲ ਕਰਦੇ ਜੋ ਕੁਝ ਵਰਤੇ ਫਿਰ ਤੈਨੂੰ ਪਾਉਂਦਾ ਸੀ ਵਰਤਿਆ ਉਹਨੂੰ ਪਾਉਂਦਾ ਸੀ ਉਹਨੂੰ ਪਾਉਂਦਾ ਸੀ ਆ ਜਿਹੜਾ ਰਾਜ ਕਰੇਗਾ ਖਾਲਸਾ ਵਾਲੇ ਨਾ ਹੋ ਗਏ ਸਿੱਖ ਬਹੁਤ ਸਾਰੇ ਬਣ ਗਏ ਹੋ ਸਕਦਾ ਹੈ ਸਿੱਖ ਬਣਦੇ ਹੀ ਨਾ ਬਹੁਤ ਘੱਟ ਬਣਦੇ ਜੇ ਨਾ ਹੁੰਦੇ ਮਿੱਠਾ ਖੜਾਤਾ ਮੱਖੀਆਂ ਆ ਗਈਆਂ ਮੱਖੀਆਂ ਇੰਨੀਆਂ ਆਈਆਂ ਕਿ ਮੱਖੀਆਂ ਸਿੱਖ ਬਣ ਗਈਆਂ ਪਛਾਣ ਵੱਖਰੀ ਹੋ ਗਈ ਮੱਖੀਆਂ ਦੀ ਹੁਣ ਮੱਖੀਆਂ ਪਿਛੇ ਨੂੰ ਨਹੀਂ ਮੁੜ ਸਕਦੀਆਂ ਸਿੱਖੀ ਤੋਂ ਉਹ ਦੂਏ ਜਿਹੜਾ ਖਾਲਸਾ ਪਾਣਾ ਮੰਨਣ ਵਾਲੇ ਤੋਂ ਚੁੱਪ ਕਰੇਗਾ ਵੀ ਇਹ ਵੀ ਪਾਣਾ ਹੀ ਇਹ ਚੋਂ ਵੀ ਕੋ ਨਿਕਲੂਗਾ ਚੁੱਪ ਕਰ ਰਹੋ ਜਿਹੜਾ ਪਿੱਛੇ ਵਰਤਾ ਰਿਹਾ ਖੇਡ ਉਹ ਕੁਝ ਕਰ ਰਿਹਾ ਤੁਸੀਂ ਚੁੱਪ ਰਹੋ ਤੁਸੀਂ ਕੀ ਲੈਣਾ ਜੇ ਆਪਣਾ ਚੁੱਪ ਕਰੇ ਤੇ ਸਿੱਖੀ ਫੈਲਦੀ ਹੈ ਆਪਣੇ ਚੁੱਪ ਕਰੇ ਤੇ ਸਿੱਖੀ ਫੈਲਦੀ ਹੈ ਚਾਹੇ ਦੋ ਨੰਬਰ ਦੀ ਉਹ ਫੈਲਦੀ ਹੈ ਚੁੱਪ ਕਰੇ ਤੇ ਫੈਲਦੀ ਹੈ ਚੁੱਪ ਚੁੱਪ ਵੀ ਨਹੀਂ ਕਰ ਸਕਦੇ ਜਾਂ ਹੁਣ ਜਾਣ ਲੱਗੀ ਹੈ ਰੌਲਾ ਪੈਂਦਾ ਸਿੱਖੀ ਗਈ ਫਿਰ ਬੋਲਣ ਲੱਗੇ ਫਿਰ ਹਮ ਦੱਸਦਾ ਵੀ ਸਿੱਖੀ ਆਹ ਹੈ ਜੇ ਰੱਖਣੀ ਹੈ ਰੱਖ ਲੋ ਨਹੀਂ ਰੱਖਣੀ ਪਿਛੇ ਮੁੜ ਜਾਓ ਹਿੰਦੂ ਬਣ ਜਾਓ ਸਿੱਖੀ ਦਾ ਆਹ ਹੈ ਗਲਤੀਆਂ ਐ ਹੋਈਆਂ ਨੇ ਸੋਤੇ ਸਿੱਖੀ ਨਾ ਰਹਿਣ ਦਾ ਕਾਰਨ ਕਾਰਨ ਹੱਥੇ ਸਭ ਕੁਝ ਦੱਸਦਾ ਜਿਹਨੇ ਸਿੱਖੀ ਕਮਾਉਣੀ ਹੈ ਸਿੱਖੀ ਕਮਾਲ ਮੈਂ ਨਹੀਂ ਕਮਾਉਣੀ ਨਾ ਕਮਾਵੇ ਹੁਣ ਸ਼ਰਮੋ ਸ਼ਰਮੀ ਰੱਖਣੀ ਪਊ ਹੁਣ ਸ਼ਰਮੋ ਸ਼ਰਮੀ ਕਰਨਾ ਪਊਗਾ ਹਿੰਦੂ ਦਾ ਬਣ ਸਕਦੇ ਨਹੀਂ ਹੁਣ ਇਹ ਤਾਂ ਪਤਾ ਹੈ ਹੁਣ ਤਾਨੇ ਬਹਿਣੇ ਬਣਾਉਣਗੇ ਇਹ ਫਿਰ ਚੁੱਪ ਕਰਨਗੇ ਅਸੀਂ ਸਿੱਖ ਲੀਡਰੀ ਛੱਡਣੀ ਪਊਗੀ ਖੂਜੇ ਲੱਗ ਜਾਣਗੇ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਕਿਸ ਦੀ ਵਡਿਆਈ ਕਰ ਕਰ ਵੇਖਿਆ ਕੀਤਾ ਆਪਣਾ ਜਿੰਨੀ ਰਚਨਾ ਰਚਦਾ ਸਾਰੀ ਦਾ ਧਿਆਨ ਵੀ ਰੱਖਦਾ ਇਹੀ ਤਾਂ ਉਹਦੀ ਵਡਿਆਈ ਹੈ ਇਹੀ ਤਾਂ ਉਹਦੀ ਵਡਿਆਈ ਹੈ ਲਵਾਰਸ ਨਹੀਂ ਕੋਈ ਚੀਜ਼ ਛੱਡਦਾ ਲਵਾਰਸ ਹੈ ਵਾਰਸ ਹੈ ਸਭ ਦਾ ਲਵਾਰਸ ਕੋਈ ਹਰ ਜੋ ਉਹਦੇ ਧਿਆਨ ਚ ਹੈ ਉਹਦੇ ਧਿਆਨ ਤੇ ਬਾਹਰ ਨਹੀਂ ਤਾਰੇ ਧਾਰੇ ਧਾਰਨ ਕੀਤੇ ਹੋਏ ਨੇ ਧਿਆਨ ਦੇ ਵਿੱਚ ਨੇ ਜਿੰਨੇ ਉਹਦੇ ਧਿਆਨ ਵਿੱਚ ਨੇ ਧਾਰਨ ਕੀਤੇ ਹੋਏ ਨੇ ਧਿਆਨ ਦੇ ਨੇ ਧਾਰਨ ਕੀਤੇ ਹੋਏ ਜੋ ਤਿਸ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਤਿਸ ਹੈ ਸੋਈ ਕਰਸੀ ਜੋ ਚੰਗਾ ਲੱਗਦਾ ਨਾ ਸੱਚਖੰਡ ਦੀ ਪਾਰਲੀਮੈਂਟ ਨੂੰ ਉਹੀ ਹੁੰਦਾ ਜੋ ਹੁਕਮ ਚ ਪਾਸ ਹੁੰਦਾ ਉਹ ਚਾਹੁੰਦੇ ਨੇ ਉਹੀ ਹੁੰਦਾ ਸੋਈ ਕਰਸੀ ਉਹੀ ਕਰਦਾ ਹੈ ਹੁਕਮ ਨਾ ਕਰਨਾ ਚਾਹੀ ਕੋਈ ਉਹ ਚ ਤਬਦੀਲੀ ਆਪਣੇ ਹੁਕਮ ਨਾਲ ਨਹੀਂ ਕਰ ਸਕਦਾ ਜਿੰਨੇ ਲੋਕ ਇਹ ਕਹਿੰਦੇ ਨੇ ਜੀ ਉਹ ਫਲਾਣਾ ਮਰ ਗਿਆ ਫਲਾਣੇ ਨੇ ਮਰ ਦਿੱਤਾ ਸ਼ਰਾਬ ਦਿੱਤਾ ਇਹ ਹੁੰਦਾ ਉਹ ਹੁੰਦਾ ਇਹ ਸਭ ਗੱਲ ਕੱਟੀ ਉਹਦੇ ਕੀਤੇ ਚ ਕਿਸੇ ਦਾ ਕੋਈ ਦਖਲ ਨਹੀਂ ਹੁਕਮ ਨਾਲ ਹੁਕਮ ਨਾ ਕਰਨਾ ਚਾਹੀਦਾ ਮਤਲਬ ਹੈ ਕੋਈ ਹੋਰ ਕਿਸੇ ਦਾ ਹੁਕਮ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਕਿਸੇ ਹੋਰ ਦੀ ਇੱਛਾ ਵਿੱਚ ਦਖਲ ਹੁੰਦਾ ਸੀ ਨਹੀਂ ਕਰ ਸਕਦੀ ਤਰਬੀਬ ਨਹੀਂ ਹੋ ਸਕਦੀ ਕਿਸੇ ਦੀ ਇੱਛਾ ਨਾਲ ਮਨ ਮਾ ਕੋਈ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਤਰਮੀਮ ਨਹੀਂ ਹੋ ਸਕਦੀ ਇਸ ਕਰਕੇ ਭਗਤਾਂ ਨੇ ਭਾਣੇ ਅੱਗੇ ਸਿਰ ਝੁਕਾਇਆ ਭਾਣੇ ਨਾਲ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਕਿਸੇ ਨੂੰ ਇਹ ਨਹੀਂ ਕਿਹਾ ਵੀ ਭਾਣਾ ਅਸੀਂ ਮੋੜ ਸਕਦੇ ਹਾਂ ਕਿਆ ਤੈਨੂੰ ਕੋਈ ਬਰ ਦੇ ਸਕਦੇ ਆ ਸ਼ਰਾਪ ਦੇ ਸਕਦੇ ਆ ਦੇਣ ਵਾਲਿਆਂ ਨੂੰ ਕਹਿ ਵੀ ਝੂਠੇ ਨੇ ਜਿਹੜੇ ਬਰ ਸਰਿਆ ਦੇਣ ਵਾਲੇ ਨੇ ਇਹ ਸੰਤ ਬੈਠੇ ਨੇ ਬੜੇ ਆਪ ਕੁਝ ਕਰਨ ਵਾਲੇ ਉਹਨਾਂ ਨੂੰ ਕਹਿ ਵੀ ਝੂਠੇ ਨੇ ਸੱਚ ਹੈ ਝੂਠੇ ਹੀ ਨੇ ਇਹਨਾਂ ਦੇ ਸਾਖੀ ਹਨ ਉਹ ਕਿਸੇ ਲੜਕੀ ਦਾ ਘਰ ਵਾਲਾ ਮਰ ਗਿਆ ਉਹਨੇ ਕਿਹਾ ਮੇਰਾ ਤਾਂ ਉਹ ਜੀ ਉੱਥੇ ਚੱਲਦੇ ਆ ਫਲਾਣੇ ਤੋਂ ਚੱਲਦੇ ਆ ਸ਼ਿਵ ਜੀ ਕੋਲ ਗਈ ਸ਼ਿਵ ਜੀ ਕਹਿੰਦਾ ਮੇਰੇ ਵਾਸ ਨਹੀਂ ਜਮਰਾਜ ਕੋ ਚੱਲਦੇ ਉਹ ਸਭ ਝੂਠ ਸਿਮਰਤ ਵੇਦ ਪੁਰਾਣ ਪਕਾਲ ਪੋਥੀਆਂ ਨਾਮ ਬਿਨਾ ਸਭ ਕੂੜ ਨਾਮ ਹੈ ਨਹੀਂ ਸੀ ਜਿਹਨਾਂ ਕੋ ਨਾਮ ਨਹੀਂ ਝੂਠ ਉਹਨਾਂ ਨੂੰ ਬੋਲਣਾ ਹੀ ਪਊਗਾ ਆਪਣੇ ਜ ਸ਼ਕਤੀਆਂ ਨੇ ਸਾਡੇ 'ਚ ਇਹ ਜਾਣ ਕੇ ਭਗਤੀ ਨਾਲ ਸ਼ਕਤੀਆਂ ਮਿਲ ਜਾਂਦੀਆਂ ਨੇ ਇਹ ਜ਼ਾਹਰ ਕੀਤਾ ਬਿਲਕੁਲ ਗਲਤ ਹੈ ਭਗਤੀ ਨਾਲ ਸ਼ਕਤੀ ਕੋਈ ਨਹੀਂ ਮਿਲਦੀ ਜਿਹੜੀ ਸ਼ਕਤੀ ਹੈ ਉਹ ਵੀ ਖੋਲ ਲੈਂਦੀ ਹੈ ਭਗਤੀ ਜਿਹੜੀ ਪਹਿਲਾਂ ਸ਼ਕਤੀ ਸੀ ਉਹ ਵੀ ਖੋਲ ਲੈਂਦੀ ਹੈ ਭਗਤੀ ਕੋਈ ਸ਼ਕਤੀ ਨਹੀਂ ਭਗਤੀ ਨਾਲ ਮਿਲਦੀ ਸ਼ਕਤੀ ਵਿਹੀਨ ਹੋ ਜਾਂਦਾ ਹੈ ਮੈਂ ਨਹੀਂ ਕਛਾਉ ਨਹੀਂ ਕਛਾਇਆ ਨਾ ਹੋਰ ਸ਼ਕਤੀ ਕਿੱਥੇ ਰਹੇਗੀ ਜਿਹੜੇ ਭਗਤੀ ਅਰ ਸ਼ਕਤੀ ਨੂੰ ਇਕੱਠੇ ਕਰਦੇ ਨੇ ਤਲਵਾਰਾਂ ਉਹਨਾਂ ਨੂੰ ਵੀ ਮੂਰਖਾਂ ਨੂੰ ਪਤਾ ਨਹੀਂ ਹੈ ਸ਼ਕਤੀ ਕੀ ਹੁੰਦੀ ਹੈ ਸ਼ਕਤੀ ਤਾਂ ਰਹਿਣੇ ਦਿੰਦੀ ਭਗਤੀ ਜਿਹੜਾ ਪਾਣੇ ਜਾਂ ਦੀ ਆਪਣੀ ਸ਼ਕਤੀ ਕੀ ਹੋਈ ਮੈਨੂੰ ਦੱਸ ਜਿਹੜਾ ਹੈ ਉਹ ਪਰਮੇਸ਼ਰ ਦੇ ਭਾਣੇ ਦੀ ਆਪਣੀ ਸ਼ਕਤੀ ਕੀ ਹੋਈ ਪ੍ਰਚਾਰ ਕਰਤਾ ਅਟਕ ਦਰਿਆ ਜੀ ਇਹ ਦੌਦਰ ਖੜ ਗਿਆ ਜੀ ਇਹ ਦੌਦਰ ਰਣਜੀਤ ਸਿੰਘ ਦੇ ਕਹੇ ਤੇ ਸ਼ਕਤੀ ਪ੍ਰਗਟ ਕਰਕੇ ਕਿਹਨੇ ਕੀਤੀ ਇਹ ਗੱਲਾਂ ਕਿਹਨਾਂ ਨੇ ਉਡਾਈਆਂ ਆ ਜਿਹੜੇ ਨਵੇਂ ਸਨਾਤਨੀ ਸਿੱਖ ਭਰਤੀ ਕੀਤੇ ਸੀ ਉਹਨਾਂ ਨੇ ਉਡਾਈ ਬੰਦੇ ਬਾਦਲ ਦੇ ਉਹ ਬੰਦੇ ਬਾਦਲ ਤੀਰ ਛੜੇ ਨੇੜੀ ਆ ਗਈ ਉਹ ਆ ਗਏ ਦਸਮ ਬਾਸ਼ਾ ਤੇ ਆਈ ਨਹੀਂ ਇਹਦਾ ਮਤਲਬ ਕਿਸੇ ਤਰੀਕੇ ਨਾਲ ਦਸਮ ਬਾਸ਼ਾ ਨੂੰ ਡਾਊਨ ਕਰੀਏ ਇਹ ਪ੍ਰਚਾਰ ਸ਼ੁਰੂ ਕਰਤਾ ਸਨਾਤਨੀਆਂ ਨੇ ਦੂਏ ਸਿੱਖ ਔਖੇ ਰਹੇ ਬੰਦਾ ਬਾਦਲ ਹਟਾਉਂਦਾ ਨਹੀਂ ਸੀ ਇਹ ਸਾਰੇ ਕਾਰਨ ਤੇ ਬੰਦੇ ਬਾਦਲ ਦੇ ਖਿਲਾਫ ਹੋਣ ਦੇ ਅੰਦਰੋਂ ਇਹ ਤਾਂ ਜਾਣ ਕੇ ਕਰਾਉਂਦਾ ਫਿਰ ਗੱਲ ਜਿਹੜੀ ਚਲੀ ਗਈ ਇਹਦਾ ਆਪ ਕਰਾ ਰਿਹਾ ਹੈ ਇਹ ਹਟਾਉਣਾ ਚਾਹੀਦਾ ਕਿਉਂ ਨਹੀਂ ਹਟਾਉਂਦਾ ਜਦ ਬਾਬੇ ਬਾਸ ਨੂੰ ਆਪ ਜੀ ਗੱਲ ਕਰਦੇ ਤੁਸੀਂ ਕਿ ਇਹ ਕੀ ਹੋ ਰਿਹਾ ਉਹ ਕਹਿੰਦੇ ਚੁੱਪ ਕਰੋ ਉਹਨਾਂ ਨੇ ਉਹਨੂੰ ਕਿਹਾ ਨਹੀਂ ਤੂੰ ਹਟਾਓ ਨੇ ਹਟਾਈ ਨਹੀਂ ਤੜਾ ਅਸਰ ਚ ਹੋ ਉਹ ਤੜਾ ਸੀ ਜਿਹੜਾ ਪਹਿਲਾਂ ਖਾਲਸੇ ਨਾਲ ਲੱਗਦਾ ਸੀ ਅੰਦਰ ਨੂੰ ਤਾਂ ਉਹਦਾ ਲੱਗਦਾ ਸੀ ਬਾਈ ਧਾਰੀਆਂ ਨੇ ਉਹ ਬਾੜ ਬਾੜਤਾ ਵਿੱਚ ਲਿਆ ਕੇ ਧਾਰੀਆਂ ਦੇ ਬੰਦੇ ਬਾੜੇ ਹੁੰਦੇ ਨੇ ਵਿੱਚ ਉਹੀ ਅੰਦਰ ਰਹਿ ਗਏ ਦਾ ਬਾਹਰ ਆ ਗਿਆ ਉਹ ਬਾਈ ਧਾਰੀਆਂ ਵਾਲੇ ਧੜੇ ਨੇ ਅਰ ਬੰਦੇ ਬਾਹਰ ਨੇ ਹੁਕਮ ਅਦਾ ਨਾ ਬੰਦੇ ਤਾਂ ਹੀ ਮਾਤਾ ਨੂੰ ਦਿਖਾਓ ਹੁਕਮਨਾਮਾ ਜਾਰੀ ਕੀਤਾ ਇਹ ਗੱਲਾਂ ਵਿਦਵਾਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਪਤਾ ਹੋਵੇ ਉਹਨਾਂ ਦੇ ਹੱਥ ਤੇ ਥੱਲੇ ਵੀ ਉਤਰ ਸਕਦੇ ਵਿਦਵਾਨਾਂ ਜੋ ਵੀ ਬਹੁਤ ਸਾਰੇ ਉਹ ਧੜੇ ਦੇ ਨੇ ਵਿਦਵਾਨਾਂ ਜੋ ਵੀ ਬਹੁਤ ਸਾਰੇ ਉਹ ਧੜੇ ਨਾਲ ਬਿਲੋਂਗ ਕਰਦੇ ਨੇ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ ਨਾ ਅਜਵਿੰਦਰ ਸਿੰਘ ਕਰਕੇ ਇਹ ਸਾਰੇ ਉਹ ਧੜੇ ਨਾਲ ਬਿਲੋਂਗ ਕਰਦੇ ਨੇ ਨਹੀਂ ਤਾਂ ਕੁਝ ਆਦਮੀ ਕਰਦੇ ਨੇ ਜਿਵੇਂ ਉਹ ਨਿਰੰਕਾਰੀ ਹੈ ਕਿਹੜੇ ਧੜੇ ਨਾਲ ਬਿਲੋਂਗ ਕਰਦਾ ਮਾਨ ਸਿੰਘ ਉਹਦਾ ਸਗਾ ਨਕਲਾ ਵਾਲ ਇਹਦੇ ਤੇ ਜਗਿੰਦਰ ਸਿੰਘ ਦਾ ਕਿ ਕਿਵੇਂ ਵਿਸ਼ਵਾਸ ਕਰ ਲਈਏ ਉਹਦੇ ਨਾਲ ਜਿਹੜਾ ਬੰਦਾ ਬੈਠਾ ਹੈ ਨਿਰੰਕਾਰੀ ਗੁਰਤੇਜ ਸਿੰਘ ਕਿਉਂ ਛੱਡ ਗਿਆ ਇਹਨੂੰ ਉਹ ਕਹਿੰਦੇ ਛੱਡ ਗਿਆ ਸਿੱਖ ਸੀ ਅੰਦਰੋਂ ਜਿਹੜੇ ਅੰਦਰੋਂ ਸਿੱਖ ਨੇ ਸਾਰੇ ਛੱਡ ਗਏ ਖੋਟੇ ਨੇ ਇਹਦੇ ਨਾਲ ਸਾਰੇ ਇਹ ਆਪਨ ਮੂਰਖ ਨੇ ਜਿਹਨਾਂ ਨੂੰ ਪੁੱਛਦਾ ਕੋਈ ਨਹੀਂ ਵਿਦਵਾਨ ਜਿਹੜੇ ਦੋ ਪੈਸੇ ਤੇ ਵਿਦਵਾਨ ਨਹੀਂ ਉਹ ਨੇ ਇਹਦੇ ਨਾਲ ਉਹਨਾਂ ਦਾ ਰੋਜ਼ ਫਰਜ਼ ਨਾ ਆਈ ਜਾਂਦਾ ਉਹਨਾਂ ਨੂੰ ਇੰਨਾ ਹੀ ਨਸ਼ਾ ਬਹੁਤ ਹੈ ਵਿਦਵਾਨਾਂ ਦਾ ਕੀ ਹੈ ਪੈਸੇ ਦੇ ਕੇ ਕੁਝ ਲਗਾ ਲੋ ਇਹਨਾਂ ਤੇ ਇਹਨਾਂ ਦੀ ਵੀ ਕੋਈ ਵੈਲਿਊ ਹੁੰਦੀ ਹੈ ਇਹ ਤਾਂ ਪੈਸੇ ਦੇ ਨੇ ਜੋ ਮਰਜ਼ੀ ਲਗਾ ਲੋ ਇਹਨਾਂ ਤੇ ਹਾਂਜੀ ਸੋ ਪਾਦਸ਼ਾਹ ਸਾਹਾਂ ਪਾਦਸ਼ਾਹ ਸੋ ਪਾਦਸ਼ਾਹ ਸਾਹਾਂ ਪਾਦਸ਼ਾਹ ਉਹ ਪਾਦਸ਼ਾਹ ਹੈ ਦੁਨੀਆ ਦੇ ਜਿੰਨੇ ਪਾਦਸ਼ਾਹ ਨੇ ਉਹ ਤਾਂ ਪਾਦਸ਼ਾਹ ਹਣੇ ਹੀ ਸ਼ਾਹ ਪਾਦਸ਼ਾਹ ਦਾ ਸੁਣਾ ਜਿੰਨੇ ਇੱਥੇ ਦੇ ਸ਼ਾਹ ਨੇ ਨਾਨਕ ਵਰਗੇ ਗਿਆਨਵਾਨ ਭਗਤ ਉਹਨਾਂ ਦਾ ਬਾਦਸ਼ਾਹ ਉੱਥੋਂ ਲੈਂਦੇ ਨੇ ਉਹ ਇਹ ਸ਼ਾਹ ਨੇ ਬਾਦਸ਼ਾਹ ਨਹੀਂ ਸੋ ਸਾਹੋ ਬਰਿਆਮ ਸੂਰਾ ਜਿਹਨਾਂ ਵਿੱਚੋਂ ਦੁਸ਼ਟ ਹੰਕਾਰ ਨੂੰ ਫਿਰ ਭਗਤ ਹੋ ਹੋਰ ਕੌਣ ਉਹ ਭਗਤਾ ਨਾਨਕ ਪਾਤਸ਼ਾਹ ਨਹੀਂ ਨਾਨਕ ਸ਼ਾਹ ਹੈ ਸਰ ਸਿਰ ਤੇ ਪਾਤਸ਼ਾਹ ਕੌਣ ਹੈ ਜਿਹੜਾ ਬੁਲਾਉਣ ਵਾਲਾ ਉਹ ਪਾਤਸ਼ਾਹ ਹੈ ਜਿਹੜਾ ਬੋਲਣ ਵਾਲਾ ਉਹ ਸ਼ਾਹ ਹੈ ਸ਼ਾਹ ਤੋਂ ਸਾਨੂੰ ਮਿਲਦਾ ਸ਼ਾਹ ਤੋਂ ਸੰਸਾਰ ਨੂੰ ਮਿਲਦਾ ਪਾਤਸ਼ਾਹ ਤੋਂ ਉਹਨੂੰ ਮਿਲਦਾ ਦਰਿਆ ਨੂੰ ਪਾਣੀ بارش ਤੋਂ ਮਿਲਦਾ ਹੈ ਅਸੀਂ ਲੋਟਾ ਲੋਟਾ ਡੋਲ ਕੇ ਪਾਣੀ ਦਰਿਆ ਨਹੀਂ ਭਗਾ ਸਕਦੇ ਗੜਬੀਆਂ ਬਾਲਟੀਆਂ ਇਕੱਠੀਆਂ ਕਰਕੇ ਦਰਿਆ ਨਹੀਂ ਚਲਾ ਸਕਦੀ ਜਨਤਾ ਦਰਿਆ ਦਾ ਚਲਾ ਸਕਦਾ ਬਾਰਿਸ਼ ਸਮੁੰਦਰ ਜੋ ਜਿਹੜਾ ਆਵੇ ਸਿੱਧਾ ਮੇਗਾ ਹੀ ਚਲਾ ਸਕਦਾ ਦਰਿਆ ਤਾਂ ਪਰ ਦਰਿਆ ਸੰਸਾਰ ਵਾਸਤੇ ਦਰਿਆ ਵੱਡੀ ਜੀ ਹੈ ਨਹਿਰਾਂ ਦਰਿਆ ਜੋ ਨਿਕਲਦੀਆਂ ਨੇ ਸੰਸਾਰ ਵਾਸਤੇ ਦਰਿਆ ਬਹੁਤ ਵੱਡੀ ਜੀ ਹੈ ਸ਼ਾਹ ਦਰਿਆ ਹੈ ਗੁਰ ਦਰਿਆ ਹੈ ਗੁਰਨ ਦਰਿਆ ਹੈ ਸਮੁੰਦਰ ਨਹੀਂ ਹੈ ਸਮੁੰਦਰ ਨਹੀਂ ਹੈ ਦਰਿਆ ਹੈ ਮੇਗਾ ਦਾ ਦੂਆ ਰੂਪ ਹੈ ਦਰਿਆ ਮੇਗਾ ਵੀ ਇਹਨੂੰ ਕਿਹਾ ਹੋਇਆ ਹੈ ਯਾਰ ਜਾਂ ਸਮਾਨ ਚੁੜਦਾ ਹੈ ਉਹੀ ਪਾਣੀ ਮੇਗਾ ਹੈ ਜਾਂ ਥੱਲੇ ਡਿੱਪਿਆ ਹੋਈ ਦਰਿਆ ਬਣ ਗਿਆ ਇਸ ਕਰਕੇ ਮੇਗਾ ਦਰਿਆ ਦੋ ਨਹੀਂ ਹੁੰਦੇ ਅੱਡ ਅੱਡ ਨਹੀਂ ਹੁੰਦੇ ਗੁਰਵਾਸੀ ਆਏ ਦੋਏ ਆਹੋ ਦੋਏ ਗੁਰਵਾਸੀ ਆਏ ਨੇ ਸਮੁੰਦਰ ਤਾਂ ਦੋਏ ਵੱਖਰੇ ਨੇ ਉਹਦੀ ਉਹ ਵੀ ਪਹਿਲਾ ਸਮੁੰਦਰ ਜੋ ਹੋਇਆ ਪਹਿਲਾ ਮਹਿੰਗੇ ਦਾ ਰੂਪ ਹੈ ਫਿਰ ਦਰਿਆ ਦਾ ਰੂਪ ਆ ਗਿਆ ਦਰਿਆ ਦਾ ਰੂਪ ਕਾ ਆਇਆ ਜਿੰਨਾ ਜਰ ਬਾਣੀ ਅੰਦਰਲੀ ਹੈ ਜਦ ਬਾਣੀ ਮਾਧਮਾ ਬਣੀ ਹੈ ਨਾ ਜਾਂ ਪਰਾ ਬਾਣੀ ਉਹਨਾਂ ਜਰ ਮੇਗਾ ਹੀ ਜਿੰਨਾ ਜਰ ਬਿਨਾ ਕਰਾ ਤੇ ਸੁਣਨ ਵਾਲੀ ਬਾਣੀ ਉਹਨਾਂ ਜਰ ਮੇਗਾ ਜਦ ਬਹਿ ਗਈ ਨਾ ਥੱਲੇ ਵਿਚਾਰਧਾਰਾ ਬੋਲ ਕੇ ਸੁਣਾਤੀ ਫਿਰ ਦਰਿਆ ਬਣੀ ਪਾਣੀ ਜਦ ਬਣਿਆ ਜਦ ਦਰਿਆ ਹੈ ਜਿੰਨਾ ਜਰ ਆਕਾਸ਼ ਉੱਡਦਾ ਆਕਾਸ਼ ਬਾਣੀ ਉਹਨਾਂ ਚਿਰ ਦਰਿਆ ਨਹੀਂ ਹੈ ਮੇਗਾ ਦੋਵਾਂ ਫਰਕ ਵੀ ਸਮਝ ਲਈਏ ਨਾ ਮੇਗਾ ਕਿਉਂ ਹੈ ਦਰਿਆ ਕਿਉਂ ਹੈ ਅਸੀਂ ਕਿਹੜਾ ਵਿਦਵਾਨ ਹੋਵੇ ਅਸੀਂ ਫਰਕ ਜਾਣਣਾ ਵਿਦਵਾਨ ਨੂੰ ਲੋੜ ਨਹੀਂ ਹੁੰਦੀ ਫਰਕ ਦੀ ਸਾਨੂੰ ਜਿਹੜਾ ਜਿਹੜਾ ਪੂਰੇ ਫਰਕ ਦਾ ਪਤਾ ਨਾ ਲੱਗੇ ਸਾਡੀ ਤਸੱਲੀ ਨਹੀਂ ਹੁੰਦੀ ਦਰਿਆ ਕਿਉਂ ਕਿਹਾ ਹੈ ਬੇਦਾ ਵੀ ਕਿਹਾ ਹੈ ਇਹਦਾ ਕਾਰਨ ਕੀ ਹੈ ਫਿਰ ਸ਼ਾਹ ਕਿਉਂ ਗਿਆ ਪਾਸ਼ਾ ਕਿਉਂ ਨਹੀਂ ਗਿਆ ਨਾਨਕ ਪਾਸ਼ਾ ਕੇ ਤੁਧ ਡਿੱਠੇ ਸੱਚੇ ਹੋ ਨਾਨਕ ਬੋਲ ਰਿਹਾ ਮਰ ਜਨਮ ਜਨਮ ਕੀ ਕੱਟੀ ਕੱਟੀ ਪਾਸ਼ਾ ਤਾਂ ਉਹ ਸਾਡੀ ਭਾਸ਼ਾ ਫਰਕ ਪੈ ਗਿਆ ਬੋਲੀ ਬਦਲੀ ਅਸੀਂ ਬੋਲੀ ਬਦਲੀ ਗਿਆਨ ਬਦਲਿਆ ਗਿਆ ਕਿਉਂਕਿ ਆਵਾਜ਼ ਬੋਲੀ ਨਾਲ ਗਿਆਨ ਹੈ ਭਾਸ਼ਾ ਬਦਲ ਜੂ ਗਿਆਨ ਬਦਲ ਜਾਣਾ ਭਾਸ਼ਾ 'ਚ ਫਰਕ ਪੈ ਜੂ ਗਿਆਨ 'ਚ ਫਰਕ ਪੈ ਜਾਣਾ ਸੇਮ ਭਾਸ਼ਾ ਗੁਰਬਾਣੀ ਦੀ ਰਹੂਗੀ ਸੇਮ ਗਿਆਨ ਤਾਂ ਬਚੂਗਾ ਜੇ ਭਾਸ਼ਾ ਦੇ ਅਰਥਾਂ 'ਚ ਫਰਕ ਪਾ ਲਿਆ ਗਿਆਨ ਉਹ ਰਹਿਣਾ ਹੀ ਨਹੀਂ ਬਦਲ ਜਾਣਾ ਇਸ ਕਰਕੇ ਜੇ ਲਗਮਾਤਰ ਦੀ ਬਹੁਤ ਪਾਬੰਦੀ ਤਾਂ ਲਾਈ ਸੀ ਵੀ ਤੁਸੀਂ ਕਦੇ ਭਾਸ਼ਾ ਨਾ ਬਦਲ ਲਿਓ ਇਹ ਕੁਝ ਹੋਰੇ ਬਣ ਜਾਣਾ ਫਿਰ ਸੋ ਪਾਤਸ਼ਾਹ ਸ਼ਾਹਾਂ ਪਾਤ ਸਹਿਤ ਨਾਨਕ ਰਹਿਣ ਸੋ ਪਾਤਸ਼ਾਹ ਕੌਣ ਕਹਿ ਰਿਹਾ ਗੁਰੂ ਨਾਨਕ ਕਹਿ ਰਿਹਾ ਮੈਂ ਪਾਤਸ਼ਾਹ ਨਹੀਂ ਕਹਿ ਰਿਹਾ ਇਹੀ ਗੱਲ ਹੈ ਸੋ ਪਾਤਸ਼ਾਹ ਸੋ ਪਾਤਸ਼ਾਹ ਪਾਤਸ਼ਾਹ ਤਾਂ ਕੋਈ ਹੋਰ ਹੈ ਸ਼ਾਹ ਪਾਤਸ਼ਾਹ ਇੱਥੇ ਜਿਹੜੇ ਸ਼ਾਹ ਨੇ ਇੱਥੇ ਲੋਕਾਂ ਨੂੰ ਗਿਆਨ ਦਿੰਦੇ ਨੇ ਨਾਮ ਧੰਨ ਦਿੰਦੇ ਨੇ ਕਿਉਂ ਗਿਆਨੀਆਂ ਦਾ ਤਾਂ ਨਾਮ ਹੈ ਨਾ ਜਿਨ੍ਹਾਂ ਨੇ ਨਾਮ ਵੰਡਿਆ ਹੈ ਸੰਸਾਰ 'ਚ ਉਹ ਸ਼ਾਹ ਨੇ ਸ਼ਾਹ ਬਾਦਸ਼ਾਹ ਨਾਨਕ ਰਹਿਣ ਨਾਨਕ ਕਹਿੰਦਾ ਉਹਦੀ ਰਜ਼ਾ ਵਿੱਚ ਰਹਿਣ ਨਾਲੇ ਸਾਡੀ ਹਮੇਸ਼ਾ ਲਈ ਹੋਂਦ ਹੈ ਬਚਤ ਹੈ ਬਚਾਓ ਉਹਦੀ ਰਜ਼ਾ ਵਿੱਚ ਰਹਿਣ ਵਾਲੇ ਰਹਿਣ ਰਜਾਈ ਨਾਨਕ ਰਹਿਣ ਰਹਿਣ ਕੀ ਹੈ ਬਚਾਓ ਹਮੇਸ਼ਾ ਰਹਿਣਾ ਜੇ ਤੁਸੀਂ ਹਮੇਸ਼ਾ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਬਚਾਓ ਦੇ ਹੁਕਮ ਜੈਸਾ ਕਾਲ ਤੋਂ ਬਚਾਓ ਦੇ ਹੁਕਮ ਦੇ ਅੰਦਰ ਅੰਦਰ ਹੈ ਬਾਕੀ ਬਾਹਰ ਹੁਕਮ ਤੋਂ ਕੋਈ ਨਹੀਂ ਬਚ ਸਕਦਾ ਰਹਿਣ ਦਾ ਲਫ਼ਜ਼ ਇੰਪੋਰਟੈਂਟ ਹੈ ਰਹਿਣ ਦਾ ਅਰਥ ਰਹਿਣਾ ਚਾਹੀਦਾ ਨਹੀਂ ਰਹਿਣ ਦਾ ਬਲ ਹਮੇਸ਼ਾ ਰਹਿਣਾ ਜੇ ਹੈ ਸਦ ਜੀਵਨ ਜੇ ਹੈ ਉਹਦੇ ਹੁਕਮ ਦੇ ਵਿੱਚ ਹੈ ਰਜ਼ਾ ਵਿੱਚ ਰਹਿਣ ਦਾ ਅਰਥ ਸਦ ਜੀਵਨ ਹੈ ਰਹਿਣ ਇੱਥੇ ਨਾਉਨ ਹੈ ਰਹਿਣ ਨਾਉਨ ਹੈ ਰਹਿਣ ਦੇ ਔਕੜ ਹੋਣੇ ਨੇ ਨੂੰ ਬਣਾਣੇ ਨੂੰ ਹੈ ਬਣਾਉਣਾ ਹੈ ਕਰਿਆ ਤਾਂ ਹੈ ਨਹੀਂ ਜੇ ਰਹਿਣ ਕਰਿਆ ਨਹੀਂ ਤਾਂ ਨੌਨ ਹੈ ਨੌਨ ਇਹਦਾ ਮਤਲਬ ਹੈ ਰਹਿਣ ਸਾਜੀਵ ਕਰਿਆ ਨਹੀਂ ਹੈ ਜੇ ਰਹਿਣ ਕਰਿਆ ਹੁੰਦੀ ਐ ਸਿਆਰੀ ਹੁੰਦੀ ਨਾਲ ਨਹੀਂ ਚਾਹੇ ਮੁਕਤਾ ਵੀ ਹੁੰਦਾ ਉੱਤੇ ਰਹਿਣ ਵਿੱਚ ਆ ਜਾਂਦੀ ਸਿਆਰੀ ਨਾਲ ਮੁਕਤਾ ਹੁੰਦਾ ਰਹਿਣ ਉੱਤੇ ਰਹਿਣਾ ਰਹਿਣੀ ਜਿਵੇਂ ਹੁੰਦੀ ਉਹ ਤੇ ਕਿਰਿਆ ਦੇ ਵਿੱਚ ਆ ਜਾਂਦਾ ਰਹਿਣ ਜਿਹੜਾ ਬਚਾਓ ਦੀ ਸੈਂਸ ਵਿੱਚ ਹੈ ਕਹਿੰਦਾ ਜੇ ਬਚਣਾ ਹੈ ਆਪਾਂ ਕਹਿੰਦਾ ਬਚਣਾ ਜੇ ਤਾਂ ਉਹਦੀ ਰਜਾ ਛੋੜੀ ਜੇ ਕਿਸੇ ਨੇ ਬਚਣਾ ਚਾਹੁੰਦਾ ਨਾ ਤਾਂ ਰਜਾ ਰਹੇ ਨਿਕਾਲ ਕੇ ਸਭ ਨੂੰ ਖਾਲੀ ਜਿੱਤੇ ਔਲੀਆ ਅੰਬੀਆ ਬਾਸ ਹੋਏ ਹੈ ਸਭਾ ਕਾਲ ਕੇ ਅੰਤ ਦਾੜਾ ਤਲੇ ਹੈ ਜਿਤੇ ਰਾਮ ਸੇ ਕ੍ਰਿਸ਼ਨ ਸੇ ਹੋਤਾ ਹੈ ਤੈਨਾ ਕਾਲ ਖਾਪਿਓ ਨਾ ਤੇ ਕਾਲ ਕਾਏ ਕਿਉਂ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਤਾਂ ਨਹੀਂ ਬਚ ਸਕੇ ਉਹਨਾਂ ਨੂੰ ਗਿਆਨ ਨਹੀਂ ਸੀ ਇਸ ਗੱਲ ਦਾ ਰਵਾਇਣ ਚੋਂ ਗੱਲ ਸਾਬਤ ਨਹੀਂ ਹੁੰਦੀ ਵੀ ਇਹ ਗਿਆਨ ਸੀ ਉਹਨਾਂ ਨੂੰ ਉਹ ਤਾਂ ਉਹਨਾਂ ਦੇ ਖੇਲੇ ਤੇ ਸੀ ਉਹਨੇ ਦੇ ਜਿਹੜੇ ਉਹ ਜਗ ਜੁਗ ਕਰਨ ਵਾਲੇ ਔਰ ਮੈਂ ਉਹਨਾਂ ਨੂੰ ਉਹਨਾਂ ਦਾ ਰਾਵਣ ਵਿਰੋਧ ਕਰਦਾ ਸੀ ਰਾਵਣ ਚਾਰ ਵੇਦ ਦਾ ਤਾਂ ਸੀ ਰਾਵਣ ਕੋਲੋਂ ਗਿਆ ਸੀ ਅਸਲ ਦੇ ਵਿੱਚ ਰਾਵਣ ਵਿਰੋਧ ਤਾਂ ਕਰਦਾ ਰਾਵਣ ਕੋਲ ਆ ਗਿਆ ਸੀ ਵੇਦ ਦਾ ਤਾਂ ਵਿਰੋਧ ਕਰਦਾ ਤਾਂ ਰਿਸ਼ੀ ਮੁਨੀਆਂ ਨੂੰ ਡੱਕਦਾ ਸੀ ਪਖੰਡੀਆਂ ਨੂੰ ਇਹ ਪਖੰਡਵਾਦ ਖਲਾਉਣੇ ਗੱਲ ਆ ਸੀ ਅਸਲ ਹੁਣ ਇਹਦਾ ਕੌਣ ਕਰੇ ਪਹਿਲਾਂ ਦਾ ਬ੍ਰਾਹਮਣ ਨੇ ਕੀਤਾ ਵਿਰੋਧ ਰਾਮਚੰਦਰ ਦਾ ਉਹ ਸਮਝਦੇ ਸੀ ਵੀ ਇਹਨੇ ਗਲਤ ਕੀਤਾ ਬ੍ਰਹਮ ਹੱਤਿਆ ਦਾ ਦੋਸ਼ ਉਹ ਬ੍ਰਾਹਮਣ ਸਮਝਦੇ ਨੇ ਰਾਖੀ ਕਹਿੰਦੇ ਰਾਵਣ ਜਿਹੜੇ ਬ੍ਰਾਹਮਣਾਂ ਨੇ ਵਿਰੋਧ ਕੀਤਾ ਰਾਮਚੰਦਰ ਨੂੰ ਬ੍ਰਹਮ ਹੱਤਿਆ ਦਾ ਦੋਸ਼ੀ ਮੰਨਿਆ ਉਹ ਰਾਵਣ ਨੂੰ ਬ੍ਰਹਮ ਗਿਆਨੀ ਸਮਝਦੇ ਸੀ ਰਾਵਣ ਬ੍ਰਾਹਮਣ ਸਮਝਦੇ ਸੀ ਹੁਣ ਇਹ ਰਾਖੀ ਕਹਿੰਦੇ ਨੇ ਇਹਨਾਂ ਵਟ ਭੇਲ ਹੋ ਗਏ ਪਹਿਲਾਂ ਔਰ ਰਾਮਚੰਦਰ ਦੇ ਕੁਲ ਪ੍ਰੋਹਤ ਨੇ ਜਿਹੜੇ ਬ੍ਰਹਮਾਤਿਆ ਦਾ ਦੋਸ਼ੀ ਬੰਦੇ ਨੇ ਇਹ ਨਹੀਂ ਵੀ ਕੋ ਹੋਰ ਕਿਤੇ ਦੇ ਨੇ ਅਯੁੱਧਿਆ ਦੇ ਬ੍ਰਾਹਮਣ ਨੇ ਰਾਮਚੰਦਰ ਦੀ ਮਜਬੂਰੀ ਹੈ ਕੋਈ ਉਹਨਾਂ ਨੂੰ ਮੰਨਣਾ ઋષਿ ਮੁਨੀਆਂ ਨੂੰ ਉਹਦੀ ਮਜਬੂਰੀ ਇਹ ਹੈ ਕਿ ਉਹ ਪਬਲਿਕ ਨੂੰ ਜੋੜ ਕੇ ਇਹਦੇ ਰਾਜੇ ਨਾਲ ਜੋੜਦੇ ਨੇ ਇਹਦਾ ਰਾਜ ਉਹਨਾਂ ਦੇ ਸੱਤੇ ਤੇ ਜਿਵੇਂ ਸਰਸੇ ਵਾਲਿਆਂ ਨਾਲ ਜੁੜੇ ਪਏ ਨੇ ਕਦੇ ਬਾਦਲ ਭਾਈ ਦਾ ਉਧਰ ਨੂੰ ਕਦੇ ਕਾਂਗਰਸ ਵਾਲੇ ਭਾਈ ਦੇ ਨੇ ਵੋਟਾਂ ਨੂੰ ਆ ਗੱਲ ਸੀ ਉਹਨਾਂ ਨਾਲ ਪਬਲਿਕ ਜੁੜੀ ਹੋਈ ਸੀ ਰਾਵਣ ਡਾਇਰੈਕਟ ਪਬਲਿਕ ਨਾਲ ਜੁੜਿਆ ਹੋਇਆ ਸੀ ਵਿਚਾਲੇ ਉਹਦੇ ਕੋਈ ਮੀਡੀਏਟਰ ਨਹੀਂ ਸੀ ਗੁਰੂ ਡਾਇਰੈਕਟ ਪਬਲਿਕ ਨਾਲ ਜੁੜੇ ਹੋਏ ਹੁੰਦੇ ਨੇ ਭਗਤ ਡਾਇਰੈਕਟ ਪਬਲਿਕ ਨਾਲ ਜੁੜੇ ਨੇ ਵਿਚਾਲੇ ਕੋਈ ਮੀਡੀਏਟਰ ਨਹੀਂ ਹੁੰਦਾ ਇਹ ਦੱਸੋ ਕਿਹੜਾ ਮੀਡੀਏਟਰ ਭਗਤਾਂ ਦੇ ਵਿਚਾਲੇ ਪਾਇਆ ਉਹਨਾਂ ਨੇ ਕੋਈ ਰਾਵਣ ਦਾ ਐਸਾ ਰਾਜ ਸੀ ਡਾਇਰੈਕਟ ਜੁੜਿਆ ਹੋਇਆ ਸੀ ਰਾਖੇ ਦੇ ਰਾਜ ਦੇ ਵਿੱਚ ਡਾਇਰੈਕਟ ਜੁੜੇ ਹੁੰਦੇ ਨੇ ਵਿੱਚ ਮੀਡੀਏਟਰ ਸੰਤ ਨਹੀਂ ਹੁੰਦੇ ਉਹਨਾਂ ਸਿੱਖਾਂ ਦੇ ਨਾਲ ਜਿਹੜੇ ਦੱਖਣ ਵਾਲੇ ਨੇ ਉਹਨਾਂ ਦਾ ਕਰੂੜਾ ਕਿਉਂ ਮਿਲਦਾ ਇਹਨਾਂ ਦਾ ਕਿਉਂ ਨਹੀਂ ਮਿਲਦਾ ਜਾਂ ਕੰਦੂ ਖੇੜੇ ਦਾ ਸੀ ਉਹ ਮਸਲਾ ਪਿੰਡ ਦਾ ਕੰਦੂ ਖੇੜੇ ਦਾ ਹਰਿਆਣੇ ਨਾਲ ਦੱਖਣ ਤੋਂ ਕਿਉਂ ਲਿਆਂਦੇ ਵਿਦਵਾਨ ਅਸਾਮ ਦੀ ਰਾਈਫਲ ਕਿਉਂ ਆਈ ਇੱਥੇ ਉਹਨਾਂ ਦਾ ਦੋਹਾਂ ਦਾ ਨਿਕਲੂ ਰਹਿਣਾ ਉਹਨਾਂ ਦਾ ਉਹ ਸਾਡੇ ਨਾਲ ਮਿਲਦੇ ਉਹਨਾਂ ਦੀ ਵਿਚਾਰਧਾਰਾ ਹੋਰ ਹੈ ਵਿਚਾਰਧਾਰਾ ਆ ਹੈ ਉਹਨਾਂ ਦੀ ਜ਼ਿਆਦਾ ਨੇੜੇ ਨੇ ਇਹ ਤਾਂ ਨਹੀਂ ਹੈ ਇਹਦੇ ਜ਼ਿਆਦਾ ਨੇੜੇ ਨੇ ਇਹ ਨਾਲ ਦੇ ਨੇੜੇ ਨਹੀਂ ਹਣਾ ਇਹਨਾਂ ਵਾਲੇ ਵਿਚਾਰਧਾਰਾ ਦੇ ਨੇੜੇ ਨਹੀਂ ਇਹਨਾਂ ਵਾਲੇ ਵਿਚਾਰਧਾਰਾ ਦੇ ਨੇੜੇ ਨੇਪਾਲ ਨਹੀਂ ਹੈ ਚੀਨ ਨਹੀਂ ਹੈ ਚੀਨ ਨੂੰ ਪਤਾ ਨਹੀਂ ਵੀ ਬੁੱਧੀ ਬਾਰੇ ਨੇ ਇਹਨਾਂ ਕਾਰਨ ਹੈ ਕੋਈ ਪਿਛਲੇ ਸਾਡੇ ਸਾਡੇ ਨਹੀਂ ਸਾਲ ਪਏ ਹੋਏ ਵੀ ਸਾਡੇ ਸਾਹਿਬਜ਼ਾਦਿਆਂ ਨੂੰ ਮੁਸਲਮਾਨਾਂ ਨੇ ਮਾਰਿਆ ਉਹਨਾਂ ਦੇ ਸਾਲ ਹੈ ਪਏ ਕੀ ਕਾਰਨ ਸੀ ਬੋਧੀਆਂ ਨੂੰ ਮਾਰਨ ਦਾ ਕੀ ਕਾਰਨ ਸੀ ਉਹਨਾਂ ਦੇ ਤਾਂ ਸਾਲ ਹੈ ਨਾ ਇਸ ਗੱਲ ਦਾ ਉਹਨਾਂ ਦਾ ਕਿਵੇਂ ਦਵਾਰ ਕਰਦੇ ਹਿੰਦੀ ਚੀਨੀ ਭਾਈ ਭਾਈ ਦੇ ਨਾਲ ਲਾਇਆ ਦਵਾਰ ਕਿਉਂ ਨਹੀਂ ਕੀਤਾ ਇਹਨਾਂ ਦਾ ਉਹਨਾਂ ਨੇ ਉਹਨਾਂ ਨੂੰ ਪਤਾ ਹੈ